ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵੇੜ ਨਾਵੇ ਨਾਹੀ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ निरंकार वाह गुरु जी का खालसा वाह गुरु जी की फतह परम सम्मान योग साहिब श्री गुरु ग्रंथ साहिब ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਕੱਲ ਹਜ਼ੂਰ ਦੀ ਬਖਸ਼ਿਸ਼ ਦੁਆਰਾ 16 17 और 18 नंबर जो पौड़ी है ਇਹਨਾਂ ਪੌੜੀਆਂ ਦੀ ਵਿਚਾਰ ਜਿਤਨੀ ਕੋ ਦਾਤਾਰ ਨੇ ਸੋਝੀ ਬਖਸ਼ੀ ਆਪਾਂ ਨੇ ਰਲ ਮਿਲ ਕੇ ਕੀਤੀ ਹੈ ਆਓ ਅੱਜ ਦੋ ਪੌੜੀਆਂ ਦੀ ਵਿਚਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਵਿੱਚ ਵਰਤ ਕੇ ਸਤਿਗੁਰੂ ਆਪ ਰਹਿਮਤ ਕਰਕੇ ਵਿਚਾਰ ਕਰਾ ਲੈਣ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇੱਥੇ ਬੈਠੇ ਹੋ ਜਾਂ ਦੇਸ਼ ਪਰਦੇਸ਼ ਵਿੱਚ ਆਪ ਇਸ ਇਲੈਕਟ੍ਰੋਨਿਕ ਮੀਡੀਏ ਰਾਹੀਂ ਇਸ ਅਸਥਾਨ ਦੇ ਵਿਚਾਰ ਸਰਵਣ ਕਰ ਦੇਖੋ ਪਿਆਰ ਅਦਬ ਸਹਿਤ ਸੀਸ ਚੁਕਾ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਸ ਅੰਮ੍ਰਿਤ ਬਾਣੀ ਦੀ ਵਿਚਾਰ ਅਨੁਸਾਰ ਕੱਲ ਸਤਿਗੁਰਾਂ ਦੀ 16ਵੀਂ ਪੌੜੀ ਦੀ ਜਦੋਂ ਅਸਾਂ ਕਥਾ ਸ਼ੁਰੂ ਕੀਤੀ ਉਸ ਵਿੱਚ ਸਤਿਗੁਰੂ ਨੇ ਇੱਕ ਪ੍ਰਕਰਨ ਆਰੰਭ ਵਿੱਚ ਪੰਚ ਗੁਰਮੁਖ ਜਨਾਂ ਬਾਰੇ ਦੱਸਿਆ ਪੰਚ ਪਰਵਾਨ ਪੰਚ ਪ੍ਰਧਾਨ ਉਥੇ ਪੰਚ ਦੇ ਅਰਥ ਅਸੀਂ ਗੁਰਮੁਖ ਜਨ ਕੀਤੇ ਕਿਉਂਕਿ ਇਸ ਪੌੜੀ ਦੀ ਕਥਾ ਕਰ ਲਈ ਸਾਨੂੰ ਫਿਰ ਦੁਬਾਰਾ ਤਿੰਨ ਪੌੜੀਆਂ ਨੂੰ ਜ਼ਿਹਨ ਚ ਲਿਆਉਣਾ ਪਏਗਾ ਕਿਉਂਕਿ ਇਹ ਪੌੜੀ ਜਿਹੜੀ ਹੈ ਉਹ ਵੀ ਪਿਛਲੀਆਂ ਪੌੜੀਆਂ ਨਾਲ ਜੁੜ ਕੇ ਵਿਆਖਿਆ ਹੋਵੇਗੀ ਉੱਥੇ ਹਜ਼ੂਰ ਨੇ ਪੰਜ ਪਰਵਾਨ ਪੰਜ ਪ੍ਰਧਾਨ ਤੇ ਦਾਸ ਨੇ ਕੱਲ ਅਰਥ ਕੀਤੇ ਸਨ ਵਿਦਾਂਤ ਕਹਿੰਦਾ ਸੁਨਨ ਮੰਨਣ ਔਰ ਨਿਧਿਆਸਨ ਜਿਹਦੇ ਕੋਲ ਤਿੰਨ ਚੀਜ਼ਾਂ ਨੇ ਉਹ ਪੰਚ ਹੈ ਪੰਚ ਦੇ ਲਫ਼ਜ਼ ਅਸੀਂ ਗੁਰਮੁਖ ਜਨ ਵੀ ਕਰਨੇ ਖਾਂ ਪੰਚ ਦਾ ਲਫ਼ਜ਼ੀ ਅਰਥ ਲੋਕਾਂ ਵੱਲੋਂ ਚੁਣਿਆ ਹੋਇਆ ਨਮੈਂਦਾ ਵੀ ਹੈ ਜਿਵੇਂ ਅੱਜ ਵੀ ਉਸ ਧਰਤੀ ਤੇ ਪਿੰਡਾਂ ਵਿੱਚ ਪੰਚ ਸਰਪੰਚ ਚੁਣੇ ਜਾਂਦੇ ਉੰਜ ਕੱਲ ਮੈਂ ਬੇਨਤੀ ਕੀਤੀ ਕਿ ਪੰਚ ਪ੍ਰਵਾਨ ਤੋਂ ਪਹਿਲਾਂ ਪੰਜ ਬਖਸ਼ਾ ਜਿਸ ਗੁਰਮੁਖ ਤੇ ਵਰਤ ਗਈਆਂ ਸੱਚ ਇਹ ਵੇ ਉਹ ਇਸ ਅਵਸਥਾ ਤੇ ਪਹੁੰਚ ਗਿਆ ਪਹਿਲਾ ਹੁਕਮ ਰਜਾਈ ਚੱਲਣਾ ਦੂਸਰਾ ਗਾਵੀਏ ਤੀਸਰਾ ਸੁਣੀਏ ਚੌਥਾ ਮੰਨੀਏ ਤੇ ਪੰਜਵਾਂ ਭਾਵਨਾ ਪਾਓ ਭਾਵੇਂ ਅਸੀਂ ਇਹ ਸਾਰੇ ਪੜ ਚੁੱਕੇ ਹਾਂ ਜਿਸ ਤੇ ਇਹ ਪੰਜ ਬਖਸ਼ਾਂ ਵਰਤੀਆਂ ਉਹ ਗੁਰਮੁਖ ਜਨ ਪੰਚ ਬਣ ਗਿਆ ਫਿਰ ਇਸੇ ਪੰਚ ਵਾਲੀ ਪੌੜੀ ਵਿੱਚ ਹਜ਼ੂਰ ਨੇ ਅੱਗੇ ਬਚਨ ਕੀਤਾ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਸੱਚ ਏਵੇ ਇਸ ਤੁਕ ਦੀ ਸਾਰੀ ਵਿਆਖਿਆ ਅੱਗੇ ਚੱਲਦੀ ਪਈ ਹੈ ਇਹ ਅੱਗੇ ਜਿੰਨੇ ਬਚਨ ਨੇ ਉਹ ਸਾਰੇ ਬਸ ਇਸ ਦੀ ਵਿਆਖਿਆ ਨੇ ਕਰਤੇ ਕਹਿ ਕਰਨੇ ਨਹੀਂ ਸੁਮਾਰ ਕਿ ਕਰਤੇ ਦੇ ਕੀਤੇ ਹੋਏ ਜਿਹੜੇ ਕਰਨੇ ਨੇ ਉਹਨਾਂ ਦਾ ਸ਼ੁਮਾਰ ਦਾ ਅਰਥ ਸੀ ਕੀਤਾ ਸੀ ਉਹਦੀ ਗਿਣਤੀ ਮਿੰਤੀ ਕੋਈ ਨਹੀਂ ਕੋਈ ਅੰਤ ਨਹੀਂ ਫਿਰ ਗੁਰੂ ਜੀ ਨੇ ਇੱਕ ਬਖਸ਼ਿਸ਼ ਹੋਰ ਕੀਤੀ ਉਸ ਵਿੱਚ ਇਸ ਜਿਹੜੀ ਮਨੋਤ ਸੀ ਭਾਰਤ ਵਰਸ਼ ਵਿੱਚ ਇਸ ਜ਼ਮੀਨ ਦੇ ਟਿਕਣ ਦੀ ਪਿਆਰੋ ਉਹਨਾਂ ਨੇ ਕੋਈ ਮਿੱਥ ਦਾ ਸਹਾਰਾ ਨਹੀਂ ਲਿਆ ਬਿਲਕੁਲ ਉਹ ਜਿਹੜੇ ਪਰਮੇਸ਼ਵਰ ਦੇ ਆਪਣੇ ਆਪੇ ਚ ਵਰਤਦੀ ਇੱਕ ਹੁਕਮ ਦੀ ਖੇਡ ਹੈ ਮੈਂ ਫਿਰ ਬੇਨਤੀ ਕਰਾਂਗਾ ਇਹ ਹੁਕਮ ਲਫ਼ਜ਼ ਨਹੀਂ ਭੁੱਲਣਾ ਦਇਆ ਕਹੋ ਸੰਤੋਖ ਕਹੋ ਧਰਮ ਕਹੋ ਅਸੰਖ ਕਹੋ ਅਸਲ ਵਿੱਚ ਸਾਰੀ ਦੀ ਸਾਰੀ ਕਹਾਣੀ ਜਿਹੜੀ ਉਹ ਹੁਕਮ ਦੇ ਦਿਵਾਲੇ ਘੁੰਮਦੀ ਪਈ ਹੈ ਚੰਗਾ ਵੀ ਤੇ ਮੰਦਾ ਵੀ ਗੁਰੂ ਜੀ ਨੇ ਇੱਥੇ ਬਖਸ਼ਿਸ਼ ਕੀਤੀ ਤੇ ਉਸ ਵਿੱਚ ਦਾਤਾਰ ਨੇ ਤਿੰਨ ਬਚਨ ਕਹਿ ਧਰਤੀ ਦੇ ਟਿਕੰਦੇ ਦੇ ਚਲੋ ਅਸੀਂ ਧਵਲ ਬਾਰੇ ਕੱਲ ਵਿਚਾਰ ਕਰ ਚੁੱਕੇ ਤੇ ਕੱਲ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਦਇਆ ਦਾ ਖੁਦ ਆਪ ਸੋਮਾ ਹੈ ਸੱਚਮੁੱਚ ਉਸ ਨੇ ਆਪਣਾ ਤਰਸ ਕਰਕੇ ਦਇਆ ਕਰਕੇ ਧਰਮ ਪੈਦਾ ਕੀਤਾ ਇਸ ਨੂੰ ਅੱਜ ਫਿਰ ਮੇਰੇ ਮਨ ਚ ਆ ਰਿਹਾ ਸੀ ਕਿ ਅਸੀਂ ਆਮ ਤੌਰ ਤੇ ਕਹਿੰਨੇ ਆ ਕਿ ਆਹ ਧਰਮ ਦਇਆ ਸਿਖਾਉਂਦਾ ਹੈ ਇਹਦਾ ਮਤਲਬ ਧਰਮ ਪਹਿਲਾਂ ਦਇਆ ਬਾਅਦ ਚ ਪਰ ਇੱਥੇ ਗੁਰੂ ਕਹਿ ਰਿਹਾ ਦਇਆ ਪਹਿਲਾਂ ਹੈ ਧਰਮ ਬਾਅਦ ਵਿੱਚ ਹੈ ਇਹਦਾ ਮਤਲਬ ਸੰਪਰਦਾਇਕ ਧਰਮ ਇੱਥੇ ਸੰਪਰਦਾਇਕ ਦਰਤ ਈਰਖਾ ਚ ਨਹੀਂ ਲੈਣਾ ਵੱਖ-ਵੱਖ ਚੱਲੇ ਕੋਈ ਮੱਗ ਵੱਖ-ਵੱਖ ਚੱਲੇ ਕੋਈ ਪੰਥ ਗੁਰੂ ਜੀ ਨੇ ਇੱਥੇ ਬਚਨ ਕੀਤਾ ਵੀ ਦਇਆ ਵਿੱਚੋਂ ਧਰਮ ਨਿਕਲਿਆ ਹੈ ਦਇਆ ਮਾਂ ਹੈ ਧਰਮ ਪੁੱਤਰ ਹੈ ਕੱਲ ਤੁਲਸੀ ਦਾ ਇੱਕ ਬੋਲ ਮੈਂ ਲਿਆ ਸੀ ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ ਤੇ ਤੇ ਗੁਰੂ ਜੀ ਨੇ ਕਿਹਾ धर्म ਧਰਮ ਦਇਆ ਕਾ दया ਦਇਆ ਪਹਿਲਾਂ ਕਿ ਧਰਮ ਪਹਿਲਾਂ ਹੈ ਫਿਰ ਬੇਨਤੀ ਦਇਆ ਪਹਿਲਾਂ ਕਿ ਧਰਮ ਪਹਿਲਾਂ ਗੁਰੂ ਜੀ ਕਹਿੰਦੇ ਆ ਦਰਅਸਲ ਦਇਆ ਪਹਿਲਾਂ ਹੈ ਤੇ ਸੱਚ ਇਹ ਵੇ ਕਿ ਜੇ ਦਇਆ ਨਾ ਹੁੰਦੀ ਤੇ ਧਰਮ ਦਾ ਨਿਜ਼ਾਮ ਹੋਣਾ ਹੀ ਨਹੀਂ ਸੀ ਇਹ ਸਭ ਉਬੜ ਖੁਬੜ ਜਾ ਹੋਣਾ ਸੀ ਜੇ ਨਾ ਹੁੰਦਾ ਧਰਮ ਤਾਂ ਉੰਜ ਮੈਂ ਆਪ ਨੂੰ ਕਿਹਾ ਸੀ ਜਦੋਂ ਧਰਮ ਕਮਾਨ ਦੀ ਗੱਲ ਚੱਲੇਗੀ ਅਸੀਂ ਧਰਮ ਖੰਡ ਚ ਦੀ ਵਿਆਖਿਆ ਜ਼ਰੂਰ ਕਰਾਂਗੇ ਕਿਉਂਕਿ ਗੁਰਬਾਣੀ ਵਿੱਚ ਧਰਮ ਦੀ ਪਰਿਆਸ਼ਾ ਇਹ ਵੀ ਹੈ ਧੌਲ ਧਰਮ ਦਇਆ ਕਾ ਭੂਤ ਤੇ ਗੁਰਬਾਣੀ ਦੇ ਵਿੱਚ ਏਕ ਸ਼ਬਦੰ ਉਹ ਵੀ ਵਿਆਖਿਆ ਕੀਤੀ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਦਿਓ ਏਕ ਸ਼ਬਦੰਗ ਇੱਕ ਧਰਮ ਬਲਿਓ ਚਰਾਗ ਅੰਧਿਆਰ ਮੈਂ ਸਭ ਕੁਲ ਉਦਰੀ ਇੱਕ ਨਾਮ ਧਰਮ ਉਹ ਵੀ ਹੈ ਸਾਡੇ ਕੋਲ ਸ਼ਬਦ ਇੱਥੇ ਅਸਲ 'ਚ ਉਹਦੇ ਆਪਣੇ 'ਚੋਂ ਦਇਆ ਨਿਕਲੀ ਉਸ ਆਪੇ ਦੀ ਦਇਆ ਵਿੱਚੋਂ ਉਹਨੇ ਇੱਕ ਨਿਜ਼ਾਮ ਬਣਾ ਦਿੱਤਾ ਇਸ ਦਇਆ ਤੇ ਧਰਮ ਨੂੰ ਫਿਰ ਹੁਕਮ ਨਾਲ ਜੋੜ ਕੇ ਦੇਖਣਾ ਕਿਉਂਕਿ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਹੈ ਫਿਰ ਬੇਨਤੀ ਦਇਆ ਧਰਮ ਉਹਦੀ ਦਿਆਲਤਾ ਵਿੱਚੋਂ ਇਹ ਨਿਜ਼ਾਮ ਬਣਿਆ ਮੈਂ ਲਫ਼ਜ਼ ਸੰਸਾਰੀ ਵਰਤ ਰਿਹਾ ਅੱਜ ਮਹਾਰਾਜ ਇਹਨੂੰ ਵੀ ਕਲੀਅਰ ਕਰ ਦੇਣਗੇ ਵੀ ਅੱਖਰ ਤੁਹਾਡੇ ਸਮਝਣ ਸਮਝਣ ਵਾਲੇ ਨੇ ਉਹਦੇ ਉੱਤੇ ਕੋਈ ਅੱਖਰ ਨਹੀਂ ਬੰਦਿਸ਼ ਹੁੰਦੀ ਹਜ਼ੂਰ ਕਹਿ ਰਹੇ ਨੇ ਇਹ ਸਾਰਾ ਨਿਜ਼ਾਮ ਬਣਾ ਦਿੱਤਾ ਤੇ ਉਸ ਨੇ ਦਇਆ ਚੋਂ ਧਰਮ ਉਹਦੇ ਆਪਣੇ ਚੋਂ ਮੈਂ ਕੱਲ ਕਿਹਾ ਕਿ ਉਹਦਾ ਸਭ ਤੋਂ ਪਹਿਲਾ ਜਿਹੜਾ ਗੁਣ ਹੈ ਨਾ ਉਹ ਦਿਆਲਤਾ ਹੀ ਹੈ ਬੇਅੰਤ ਗੁਣ ਨੇ ਕੱਲ ਅਸੀਂ ਪੜਿਆ ਸੀ ਕਰਤਾ ਬਾਦ ਵਿੱਚ ਦਇਆ ਬਾਦ ਚ ਵੈਗਰੂ ਦਇਆ ਪਹਿਲਾਂ ਪਹਿਲਾਂ ਦਿਆਲਤਾ ਦਾਤਾ ਪਹਿਲਾਂ ਇਸੇ ਕਰਕੇ ਜਦੋਂ ਹਜ਼ੂਰ ਨੇ ਜ਼ਫਰਨਾਮਾ ਲਿਖਿਆ ਤੇ ਉਸ ਵਿੱਚ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਾਸਤਾਨ ਲਿਖਣ ਤੋਂ ਪਹਿਲਾਂ ਜਿਹੜੇ ਵੈਗੁਰੂ ਜੀ ਦੇ ਸਿਫਤੀ ਗੁਣ ਕਹੇ ਉਹਦੇ ਵਿੱਚ ਸਭ ਤੋਂ ਪਹਿਲਾਂ ਦਿਆਲਤਾ ਕਹੀ ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ ਕਰੇ ਹਾ ਕੁੰਡ ਰਹੀਮ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ ਹੈ ਯਾ ਵੈਗਰੂ ਤੇਰੇ ਵਰਗਾ ਕਿਰਪਾਲੂ ਕੌਣ ਹੈ ਸਭ ਤੋਂ ਪਹਿਲਾਂ ਤੇਰੀ ਦਇਆ ਵਰਦੀ ਹੈ ਮੈਂ ਬੇਨਤੀ ਕਰਾਂ ਦਇਆ ਵਿੱਚੋਂ ਆ ਧਰਮ ਤੇ ਉਸ ਧਰਮ ਦੇ ਵਿੱਚੋਂ ਸੰਤੋਖ ਦਾ ਸੂਤਰ ਹੈ ਫਿਰ ਮੇਰੀ ਬੇਨਤੀ ਸੁਣਿਓ ਇਸੇ ਕਰਕੇ ਗੁਰਬਾਣੀ ਨੇ ਕਈ ਵਾਰੀ ਇਸ 84 ਲੱਖ ਜੂਨ ਦੇ ਸਰਦਾਰ ਨੂੰ ਸਮਝਾਉਣ ਦੇ ਲਈ ਉਹ ਟੇਡੀਆਂ ਮੇਡੀਆਂ ਜੂਨਾਂ ਦੀ ਉਦਾਹਰਨ ਲਈ ਬੰਦਿਆ ਰੱਬ ਦੇ ਉਸ ਸੰਤੋਖ ਵਾਲੇ ਨੇਮ ਨੂੰ ਤੂੰ ਸਮਝ ਦਇਆ ਚੋ ਧਰਮ ਫਿਰ ਬੇਨਤੀ ਮੈਂ ਇੱਥੇ ਧਰਮ ਦੇ ਅਰਥ ਬਿਲਕੁਲ ਨਹੀਂ ਕਰ ਰਿਹਾ ਮੁਸਲਮਾਨ ਹਿੰਦੂ ਅਸਾਈ ਮਸਾਈ ਜਦੋਂ ਕੁਝ ਨਹੀਂ ਸੀ ਇਹ ਧਰਮ ਉਦੋਂ ਵੀ ਸੀ ਬੇਨਤੀ ਹੈ ਉਸ ਧਰਮ ਚੋਂ ਫਿਰ ਸੰਤੋਖ ਜਿੱਥੇ ਕਿਸੇ ਨੂੰ ਰੱਖ ਦਿੱਤਾ ਸੱਚਮੁੱਚ ਉਹ ਟਿਕ ਗਿਆ ਉਹ ਅਸਲ 'ਚ ਅਚੇਤ ਹੁਕਮ ਹੀ ਚਲੇ ਜਾਂਦੇ ਇਹਨੂੰ ਸੁਣ ਲਈ ਬਾਬਾ ਜੀ ਦਾ ਵਚਨ ਸੰਤੋਖ 'ਚ ਹਰ ਚੀਜ਼ ਮੈਂ ਕੱਲ ਕਿਹਾ ਆਪਣੇ ਆ ਆ ਧਰਤੀ ਕਿਤੇ ਫਰਕ ਪੈਣ ਦਿੰਦੀ ਆਪਣੀ ਸਾਰੀ ਰਫਤਾਰ 'ਚ ਸੱਚ ਜੇ ਮੈਂ ਕਈ ਵਾਰ ਸੋਚਣਾ ਕੋਈ ਚੀਜ਼ ਵਾਰ-ਵਾਰ ਸਰਕਲ 'ਚ ਘੁੰਮਦੀ ਰਹੇ ਘੁੰਮਦੀ ਰਹੇ ਆਪਾਂ ਕਹਿੰਦੇ ਇੰਨੇ ਜੋਗੇ ਹੁਣ ਤੇ ਦਾ ਧੁਰਾ ਵੀ ਘਸ ਗਿਆ ਹੋਣਾ ਪਰ ਘੁੰਮਦੀ ਤਾਂ ਵਹੀ ਹੈ ਨਾ ਉਹਦੇ ਘੁੰਮਣ 'ਚ ਕੀ ਫਰਕ ਪਿਆ ਉਹ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹਨੇ ਆਪਣੇ ਸੂਤਰ 'ਚ ਨੂੰ ਬੰਨਿਆ ਇਹਨੂੰ ਗੁਰੂ ਜੀ ਨੇ ਕਿਹਾ ਭੈ ਵਿੱਚ ਪਵਨ ਵਹਿ ਸਦਵਾਓ ਸੰਤੋਖ ਥਾਪ ਰੱਖਿਆ ਜਿਨ ਸੂਤ ਇੱਥੇ ਸਤਿਗੁਰੂ ਨੇ ਸ਼ਬਦ ਭੈ ਵਰਤਿਆ ਭੈ ਵਿੱਚ ਪਵਨ ਵਹਿ ਸਦਵਾਉ ਭੈ ਵਿੱਚ ਚੱਲੈ ਲਖ ਦਰਿਆਉ ਭੈ ਵਿੱਚ ਅਗਨ ਕੱਢੈ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਗ੍ਰੈਵਿਟੀ ਉਹਨੇ ਪੈਦਾ ਕੀਤੀ ਮੈਂ ਫਿਰ ਬੇਨਤੀ ਕਰਾਂ ਇਹ ਚ ਇੱਕ ਬਚਨ ਹੁੰਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ ਉਹਦੇ ਭੈ ਵਿੱਚ ਸੰਤੋਖ ਦੇ ਸੂਤਰ ਚ ਬੱਧਾ ਬੱਦਲ ਸਿਰ ਪਰਨੇ ਹੋ ਕੇ ਤੁਰਿਆ ਜਾਂਦਾ ਫਿਰ ਬੇਨਤੀ ਹੈ ਉਸ ਚੋ ਦਇਆ ਦਇਆ ਚੋ ਧਰਮ ਧਰਮ ਤੇ ਸੰਤੋਖ ਦੇ ਸੂਤਰ ਨੇ ਇਹ ਸਭ ਕੁਝ ਬੰਨਿਆ ਹੋਇਆ ਮੈਂ ਉਸ ਤੋਂ ਅਗਲੀ ਬੇਨਤੀ ਕੱਲ ਕੀਤੀ ਇੱਥੇ ਇਹਦੀ ਰਚਨਾ ਚ ਬੇਅੰਤ ਜੀਵ ਨੇ ਜਿਵੇਂ ਕੱਲ ਅੱਜ ਵੀ ਕਹਿ ਰਹੇ ਸਨ ਕਿ ਸਭਨਾ ਲਿਖਿਆ ਬੁੜੀ ਕਲਾਮ ਬਹੁਤ ਚੰਗਾ ਲੱਗ ਜਾ ਦਦੋ ਕਥਾ ਸੁਹਿਰਤ ਇੱਕ ਬਜ਼ੁਰਗ ਮਾਤਾ ਕਹਿ ਰਹੇ ਸਨ ਭਾਈ ਸਰਵਨ ਸਿੰਘ ਹੁਣੀ ਕਿ ਸਭਨਾ ਲਿਖਿਆ ਬੁੜੀ ਕਲਾਮ ਕੀਤਾ ਪਸਾਓ ਏਕੋ ਕਵਾਉ ਤਿਸਤੇ ਹੋਏ ਲੱਖ ਦਰਿਆ ਜਿੰਨੇ ਕੋ ਸਮਝ ਪਈ ਦਾਸ ਨੂੰ ਕਿ ਅਸਲ 'ਚ ਵੁੜੀ ਕਲਾਮ ਵੀ ਕਲਮ ਸ਼ਬਦ ਜ਼ਰੂਰ ਵਰਤਿਆ ਕਾਨੇ ਦੀਆਂ ਕਲਮਾਂ ਨਹੀਂ ਉਹ ਕਲਾਮ ਵੀ ਇੱਕ ਹੁਕਮ ਦੀ ਚੱਲਦੀ ਕੋਈ ਕਲਮ ਹੈ ਫਿਰ ਬੇਨਤੀ ਸੁਣਿਓ ਉਹਨੇ ਹੁਕਮ ਕਰਕੇ ਜਿਹਦੇ ਅੱਜ ਆਵੇਗਾ ਅੱਗੇ ਅੱਖ ਸੰਜੋਗ ਲਿਖੇ ਮੱਥੇ ਦੇ ਅੱਖਰ ਲਿਖੇ ਸੱਚ ਐਵੇਂ ਉਹਦੀ ਵੁੜੀ ਕਲਾਮ ਦਾ ਅਰਥ ਉਹਦੀ ਕਲਮ ਨੇ ਜੋ ਕੁਝ ਲਿਖਣਾ ਹੈ ਕੋਈ ਦੁਨੀਆ ਦੀ ਤਾਕਤ ਉਹਦੀ ਕਲਮ ਨੂੰ ਰੋਕ ਨਹੀਂ ਸਕਦੀ ਉਹ ਨਿਰੰਤਰ ਚੱਲਦੀ ਪਈ ਲੇਖ ਨਾ ਮਿਟੀ ਇਹ ਸਖੀ ਜੋ ਲਿਖਿਆ ਕਰਤਾਰ ਹਾਂ ਇੱਕ ਗੱਲ ਚੇਤੇ ਰੱਖਿਓ ਦੁਨੀਆ ਦੀ ਕੋਈ ਤਾਕਤ ਮੈਂ ਵਰਤਿਆ ਪਰ ਸਮਰੱਥ ਗੁਰੂ ਨੂੰ ਇੰਨਾ ਕੁਝ ਉਹਨੇ ਦੇ ਦਿੱਤਾ ਗੁਰ ਪਰਮੇਸ਼ਰ ਨੂੰ ਸੱਚਮੁੱਚ ਉਹ ਰੱਬ ਅੱਗੇ ਅਰਦਾਸ ਕਰਕੇ ਸਿੱਖ ਦੇ ਲਿਖੇ ਹੋਏ ਵੀ ਕਈ ਵਾਰੀ ਸੂਲੀ ਨੂੰ ਸੂਲ ਦੇ ਵਿੱਚ ਪਲਟ ਦਿੰਦਾ ਹੈ ਕਹਿੰਦਾ ਤੇਰਾ ਵੀ ਠੀਕ ਤੇ ਇਹਦਾ ਵੀ ਠੀਕ ਸੁਪਨੇ ਵਿੱਚ ਕੱਟ ਦਿੰਦਾ ਹੈ ਉਹਦੀ ਬੁੜੀ ਕਲਾਮ ਜਿਹੜੀ ਕਰਮ ਚੱਲ ਰਹੀ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਅਗਲੀ ਗੱਲ ਕੀਤਾ ਪਛਾਓ ਏਕੋ ਕਵਾਓ ਬੇਨਤੀ ਹੈ ਅਸਲ 'ਚ ਸਭ ਕੁਝ ਸ਼ਬਦ ਵਿੱਚੋਂ ਹੋਇਆ ਮੈਂ ਉਸ ਦਿਨ ਇੱਕ ਬੇਨਤੀ ਆਪ ਨੂੰ ਕੀਤੀ ਸੀ ਕਿ ਸ਼ਬਦ ਤਿੰਨ ਕੰਮ ਕਰਦਾ ਇਸ ਇਸ ਪਸਾਰੇ ਲਈ ਸਰਜਨ ਵਿਸਰਜਨ ਤੇ ਪੁਨਰ ਸਿਰਜਨ ਫਿਰ ਇਹਨੂੰ ਥੋੜੇ ਜਿਹਾ ਹੋਰ ਸ਼ਬਦ ਸਿਰਜਨ ਵਿਸਰਜਨ ਹਿੰਦੀ ਚ ਲੈ ਲਈਏ ਸਿਰਜਨ ਵਿਸਰਜਨ ਔਰ ਪੁਨਰ ਸਿਰਜਨ ਫਿਰ ਬੇਨਤੀ ਸਿਰਜਣ ਦਾ ਅਰਥ ਬਣਾ ਦਿੰਦਾ ਹੈ ਵਿਸਰਜਨ ਦਾ ਅਰਥ ਆਪਣੇ ਬਣਾਏ ਹੋਏ ਨੂੰ ਆਪਣੇ ਵਿੱਚ ਲੈ ਕਰ ਲੈਂਦਾ ਹੈ ਫਿਰ ਸੁਣਿਆ ਸੀ ਕਹਿੰਦੇ ਨਾਸ਼ ਹੋ ਗਿਆ ਨਾਸ਼ ਕੁਝ ਨਹੀਂ ਹੁੰਦਾ ਆ ਢਾਂਚੇ ਨਾਸ਼ ਹੁੰਦੇ ਆ ਜਿਹੜਾ ਮੇਰੇ ਤੁਹਾਡੇ ਅੰਦਰ ਆਤਮਾ ਦੇਵਾ ਬੋਲਦਾ ਉਹਨੇ ਕਿਤੇ ਨਾਸ਼ ਹੋਣਾ ਉਹਨੇ ਵਿਸਰਜਨ ਕਰਕੇ ਆਪਣੇ 'ਚ ਫਿਰ ਮਿਲਾ ਲੈਣਾ ਹੈ ਉਹ ਥੋੜਾ ਨਾਸ਼ ਹੋਣਾ ਰਾਮ ਕੀ ਅੰਸ਼ ਨਾਸ਼ ਨਹੀਂ ਹੋਏਗੀ ਹੁਣ ਪੁਨਰ ਸਰਜਨ ਫਿਰ ਪਹਿਲਾਂ ਸਿਰਜਣ ਫਿਰ ਵਿਸਰਜਨ ਫਿਰ ਪੁਨਰ ਸਰਜਨ ਪਹਿਲਾਂ ਸਾਜਦਾ ਫਿਰ ਲੈ ਕਰ ਲੈਂਦਾ ਤੇ ਫਿਰ ਜੁਗਾਂ ਤੱਕ ਆਪਣੇ ਆਪੇ ਚ ਰਹਿੰਦਾ ਫਿਰ ਜਦੋਂ ਮੌਜ ਆਉਂਦੀ ਪੁਨਰ ਸਿਰਜਣਾ ਫਿਰ ਕਰ ਲੈਂਦਾ ਬਾਜੀਗਰ ਹੈ ਨਾ ਉਹਦੇ ਵਰਗੀ ਖੇਡ ਕਿੰਨੇ ਖੇਡਣੀ ਬਾਜੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ ਨੇ ਕਿਹਾ ਮਿਟਾ ਦਿਓ ਖੇਡ ਕੱਲਾ ਆਪਣੇ ਆਪ ਵਿੱਚ ਬੈਠਾ ਬੜਾ ਬੇਪਰਵਾਹ ਹੁਣ ਗੁਰੂ ਜੀ ਕਹਿੰਦੇ ਆ ਉਤਪਤ ਇਹ ਹੈ ਸਿਰਜਣਾ ਕੀਤਾ ਪਸਾਉ ਪਸਾਉ ਦਾ ਅਰਥ ਹੈ ਪਸਾਰਾ ਏਕੋ ਕਵਾਉ ਏਕੋ ਕਵਾਉ ਦਾ ਅਰਥ ਮੈਂ ਅਸਲਾਮ ਵਾਲਾ ਨਹੀਂ ਲਵਾਂਗਾ ਕੁਨ ਬਕੁਨ ਮੈਂ ਉਹ ਸ਼ਬਦ ਲਾਂਗਾ ਜਿਹੜਾ ਬਾਬਾ ਜੀ ਪਿੱਛੇ ਕਹਿ ਕੇ ਆ ਹੁਕਮੀ ਹੋਵਣ ਆਕਾਰ ਇਸ ਕਰਕੇ ਮੈਂ ਕਿਹਾ ਸੀ ਸੱਚ ਜੇ ਗੁਰਸਿੱਖੋ ਪਹਿਲੀਆਂ ਚਾਰ ਪੌੜੀਆਂ ਦੀ ਵਿਆਖਿਆ ਹੀ ਸਾਰਾ ਜਪਜੀ ਸਾਹਿਬ ਨੇ ਗੁਰੂ ਸਾਹਿਬ ਉੱਥੇ ਕੀ ਕਹਿ ਰਿਹਾ ਹੁਕਮੀ ਖੋਵਣ ਆਕਾਰ ਜਿੰਨੂੰ ਹੁਕਮ ਕਿਹਾ ਉੱਥੇ ਗੁਰੂ ਜੀ ਨੇ ਆ ਕੇ ਇੱਥੇ ਕਵਾਉ ਸ਼ਬਦ ਵਰਤ ਰਿਹਾ ਨੂੰ ਬੋਲ ਕਹਿ ਦਿੱਤਾ ਗੁਰੂ ਜੀ ਕਹਿ ਰਿਹਾ ਉਤਪਤ ਪਰਲੋ ਸ਼ਬਦੇ ਹੋਵੇ ਉਤਪਤੀ ਸਿਰਜਣਾ ਪਰਲੋ ਦਾ ਅਰਥ ਸਿਰਜਣਾ ਲੀਨ ਕਰ ਲੈਣਾ ਸ਼ਬਦੇ ਹੀ ਫਿਰ ਉਪਤ ਹੋਵੇ ਤਿੰਨ ਗੱਲਾਂ ਹੋ ਗਈਆਂ ਨਾ ਇਸੇ ਵਿੱਚ ਮੈਂ ਯਾਦ ਰੱਖਿਓ ਇਹਦੇ ਵਿੱਚ ਤਿੰਨੇ ਦੇਵਤੇ ਖਤਮ ਹੋ ਜਾਂਦੇ ਆ ਇੱਕ ਕੀ ਕਰ ਰਿਹਾ ਹੈ ਸਿਰਜਣਾ ਦੂਜਾ ਪਾਲਣਾ ਤੀਜਾ ਸੰਘਾਰ ਗੁਰੂ ਨੇ ਕਿਹਾ ਕੌਣ ਕਹਿੰਦੇ ਸ਼ਬਦ ਕੀ ਸਿਰਜਣਾ ਸਰਬ ਸ਼ਬਦ ਕੀ ਵੀ ਸਿਰਜਣਾ ਤੇ ਸੱਚ ਇਹ ਵੀ ਸ਼ਬਦ ਕੀ ਫਿਰ ਦੁਬਾਰਾ ਪੁਨਰ ਸਿਰਜਣਾ ਕਰ ਦਿੰਦਾ ਗੁਰੂ ਸਾਹਿਬ ਜੀ ਨੇ ਫਿਰ ਉਸ ਦੀ ਰਚੀ ਕੋਈ ਰਚਨਾ ਵਿੱਚ ਜੋ ਵਰਤਾਰਾ ਵਰਤ ਰਿਹਾ ਹੈ ਜਿਹਦੇ ਤੇ ਲੋਕ ਤਰ ਇੰਨੀਆਂ ਇੰਨੀਆਂ ਕਿਤਾਬਾਂ ਲਿਖੀਆਂ ਗਈਆਂ ਲੋਕਾਂ ਦੀਆਂ ਰੱਬ ਵੈਰੀ ਹੈ ਰੱਬ ਹੰਸਿਆਰਾ ਹੈ ਫਲਾਣਾ ਬੰਦਾ ਕਤਲ ਹੋ ਗਿਆ ਫਲਾਣਾ ਆ ਹੋ ਗਿਆ ਇੰਨਾ ਪਾਪ ਹੋ ਗਿਆ ਸੱਚੀ ਮੁੱਚੀ ਲੋਕਾਂ ਨੇ ਕਿਹਾ ਤੇ ਅੱਜ ਖਿਮਾ ਕਰਿਓ ਬਾਣਾ ਹੈ ਸਿੱਖ ਦਾ ਪਰ ਗੁਰੂ ਗ੍ਰੰਥ ਸਾਹਿਬ ਕੋਲ ਖਲੋ ਕੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨੂੰ ਖੰਡਨ ਕਰ ਰਿਹਾ ਹੈ ਬਾਣਾ ਹੋਈ ਹੈ ਯਾਦ ਰੱਖੋ ਮੈਂ ਇੱਕ ਵਾਰ ਕਿਹਾ ਸੀ ਮੈਂ ਵਿਸ਼ਾ ਨਹੀਂ ਮੇਰਾ ਹੈ ਕਿ ਕੋਈ ਬੰਦਾ ਰੁੱਖ ਨੂੰ ਪਟਣਾ ਚਾਹੁੰਦਾ ਸੀ ਮੈਂ ਸੁਣਾਈ ਸੀ ਕੋਈ ਬੇਨਤੀ ਉਹ ਇਹ ਵੀ ਚਾਹੁੰਦਾ ਸੀ ਪੱਟਾਂ ਵੀ ਤੇ ਵਿਰੋਧ ਵੀ ਨਾ ਹੋਵੇ ਉਹ ਕਿਸੇ ਨੇ ਵੇਖਿਆ ਵੀ ਉਹ ਕੀ ਕਰ ਰਿਹਾ ਸੀ ਰੋਜ਼ ਸ਼ੱਕਰ ਘੋਲ ਕੇ ਨਾ ਰੁੱਖ ਦੀਆਂ ਜੜਾਂ ਚ ਪਾਈ ਜਾਏ ਤੇ ਲੋਕਾਂ ਨੂੰ ਕਹੇ ਮੈਂ ਤਾਂ ਇਹਦੀ ਪ੍ਰਤਪਾਲਨਾ ਕਰਨਾ ਮੇਰੇ ਵਰਗਾ ਰੁੱਖ ਨੂੰ ਕਿਹੜਾ ਪਿਆਰ ਕਰਦਾ ਮੈਂ ਤੈਨੂੰ ਮੁਹੱਬਤ ਕਰਨਾ ਲੋਕਾਂ ਨੂੰ ਪੀਣ ਨਹੀਂ ਸ਼ਰਬਤ ਨਹੀਂ ਮਿਲਦਾ ਮੈਂ ਇਹਦੀਆਂ ਜੜਾਂ ਨੂੰ ਦੇਣਾ ਕਿਸੇ ਆ ਕੇ ਕਿਹਾ ਉਹ ਤੂੰ ਤੈਨੂੰ ਕੀ ਹੋ ਗਿਆ ਤੂੰ ਰੁੱਖ ਪੂਜਣ ਲੱਗ ਪਏ ਕਹਿੰਦਾ ਪੂਜਾ ਕੋਈ ਨਹੀਂ ਕਰਦਾ ਭੁਲੇਖਾ ਹੀ ਪਾਇਆ ਲੋਕਾਂ ਨੂੰ ਇਹਨੂੰ ਮੈਂ ਪਟਣਾ ਉਹ ਕਹਿੰਦਾ ਪਟਣਾ ਤੇ ਕੁਹਾੜਾ ਲੈ ਕੇ ਆ ਉਹ ਕਹਿੰਦਾ ਕੁਹਾੜਾ ਲਿਆਂਦਾ ਤੇ ਲੋਕੀ ਮੈਨੂੰ ਮਾਰਨਗੇ ਮੈਂ ਸ਼ਰਬਤ ਇਹੋ ਜਿਹਾ ਘੋਲ ਕੇ ਪਾਈ ਜਾਂਦਾ ਕੀੜੇ ਰੋਜ਼ ਮਿੱਠੇ ਪਿੱਛੇ ਆਉਂਦੇ ਆ ਇਹਨਾਂ ਨੇ ਜ਼ਮੀਨ ਪੋਲੀ ਕਰ ਦੇਣੀ ਜਿੱਦਨ ਖਵਾ ਨਿਕਲੀ ਉਦੋਂ ਨੇ ਆਪਣੇ ਆਪ ਹੀ ਡਿੱਗ ਪੈਣਾ ਹੈ ਖਿਮਾ ਕਰਿਓ ਕਈ ਵਾਰੀ ਸ਼ਰਬਤ ਦੀਆਂ ਬਾਲਟੀਆਂ ਸ਼ਬਦਾਵਲੀ ਉਹ ਅਸੀਂ ਕਹਿੰਦੇ ਬਹੁਤ ਕਮਾਲ ਮੈਂ ਆਪ ਨੂੰ ਬੇਨਤੀ ਕਰਾਂਗਾ ਇਸ ਕਨਸੈਪਟ ਨੂੰ ਵੀ ਚੰਗੇ ਤੇ ਮੰਦੇ ਫਿਰ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ ਜੀ ਜਾਤ ਰੰਗਾਂ ਕੇ ਨਾਵ ਅਨੇਕਾਂ ਜਾਤਾਂ ਦੇ ਅਨੇਕਾਂ ਰੰਗਾਂ ਦੇ ਹੁਣ ਇਸ ਸ੍ਰਿਸ਼ਟੀ ਵਿੱਚ ਦੋ ਚੀਜ਼ਾਂ ਨੂੰ ਕੋਈ ਮਾਈ ਦਾ ਲਾਲ ਨਹੀਂ ਬਦਲ ਸਕਦਾ ਇਹ ਚੀਜ਼ਾਂ ਰਹਿਣਗੀਆਂ ਅਵਤਾਰੀ ਪੁਰਖ ਆ ਦੱਸ ਆ ਤੂੰ ਕਿਵੇਂ ਬਚ ਕੇ ਨਿਕਲ ਸਕਣਾ ਹੈ ਖੇਡ ਕਿ ਮੈਨੂੰ ਦੱਸੋ ਇਹ ਅਸੀਂ ਰੌਲਾ ਪਾਣ ਲੱਗ ਪਈ ਰੱਬ ਨੇ ਜਨਮ ਬਣਾਇਆ ਮੌਤਾਂ ਕਿਉਂ ਬਣਾਈਆਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਜਨਮ ਹੈ ਤੇ ਮੌਤ ਅਵਸ਼ ਹੋਵੇਗੀ ਜੇ ਪ੍ਰਕਾਸ਼ ਹੈ ਤੇ ਹਨੇਰਾ ਜ਼ਰੂਰ ਹੋਵੇਗਾ ਜੇ ਤੰਦਰੁਸਤੀ ਹੈ ਤੇ ਬਿਮਾਰੀ ਜ਼ਰੂਰ ਹੋਵੇਗੀ ਜੇ ਗਿਆਨ ਹੈ ਤੇ ਅਗਿਆਨਤਾ ਹਰ ਹਾਲਤ ਵਿੱਚ ਰਹੇਗੀ ਕਿਉਂਕਿ ਗਿਆਨ ਦੀ ਤਰੱਕੀ ਅਗਿਆਨਤਾ ਤੋਂ ਬਿਨਾ ਹੋ ਨਹੀਂ ਸਕਦੀ ਜਨਮ ਨਹੀਂ ਤਾਂ ਮੌਤ ਕਿਉਂ ਹੁੰਦੀ ਜਨਮ ਹੀ ਮੌਤ ਹੈ ਕਿਉਂਕਿ ਜਿਹੜਾ ਜੰਮਦਾ ਹੈ ਉਹਨੇ ਹਰ ਹਾਲਤ 'ਚ ਮਰਨਾ ਹੈ ਜਿਹੜਾ ਨਹੀਂ ਜੰਮੇਗਾ ਉਹ ਨਹੀਂ ਮਰੇਗਾ ਜਿੰਨੇ ਜੰਮਣਾ ਉੱਤੇ ਮੌਤ ਲਾਗੂ ਹੋਏਗੀ ਜੋ ਜਨਮੈ ਸੋ ਜਾਨੋ ਮੁਵਾ ਬੇਨਤੀ ਸੁਣਿਓ ਗੁਰਮਖੋ ਧਿਆਨ ਨਾਲ ਇਸ ਨੂੰ ਕਿ ਕਿ ਸੁਰਤ ਖਿੰਡੇ ਨਾ ਇਹ ਉਸ ਦੀ ਰਚਨਾ ਹੈ ਫਿਰ ਇਹੀ ਕਾਰਨ ਜਿਹੜੀ ਅੱਗ ਗੁਰੂ ਨੇ ਗੱਲ ਖੋਲੀ ਅਸੰਖ ਜਪ ਅਸੰਖ ਭਾਉ ਅੱਗੇ ਕਿਹਾ ਅਸੰਖ ਮੂਰਖ ਅੰਧਕੋਰ ਅਸਲ 'ਚ ਇਹ ਗੱਲ ਗੁਰੂ ਜੀ ਦੂਜੀ ਪੌੜੀ 'ਚ ਕਹਿ ਕੇ ਆਏ ਅਸੀਂ ਉਹਨੂੰ ਉਹਦੀ ਵਿਆਖਿਆ ਕਰ ਰਹੇ ਹਾਂ ਹੁਕਮੀ ਉੱਤਮ ਨੀਚ ਇਹ ਉਹਦੀ ਵਿਆਖਿਆ ਹੋ ਰਹੀ ਹੈ ਸੱਚ ਇਹ ਵੇ ਜਪਜੀ ਸਾਹਿਬ ਨੇ ਕਿਹਾ ਵੀ ਆਪਣੀ ਵਿਆਖਿਆ ਆਪਾਂ ਕਰੀ ਜਾ ਰਿਹਾ ਹੁਣ ਹੁਕਮੀ ਉੱਤਮ ਨੀਚ ਉੱਤਮ ਅਸੰਖ ਜਪ ਅਸੰਖ ਭਾਉ ਹੈ ਨੀਚ ਅਸੰਖ ਮੂਰਖ ਅੰਧ ਕੋਰਖ ਹੈ ਇਹੀ ਕਾਰਨ ਕਿ ਜਿਨ੍ਹਾਂ ਵਿੱਚ ਉੱਤਮ ਕਿਹਾ ਉੱਥੇ ਨੀਚ ਸ਼ਬਦ ਨਹੀਂ ਵਰਤਿਆ ਗੁਰੂ ਜੀ ਨੇ ਕਿਹਾ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਉੱਤਮਤਾ ਇਹ ਤੇ ਲੋੜ ਨਹੀਂ ਉੱਤਮ ਕਹਿਣ ਦੀ ਪਰ ਜਦੋਂ ਅਗਲੀ ਪੌੜੀ ਕਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੇ ਵਿਚਾਰ ਇਹ ਉੱਤਮ ਤੇ ਨੀਚ ਦਾ ਕਨਸੈਪਟ ਹੈ ਪਰ ਜੇ ਹੁਕਮ ਨੂੰ ਸਮਝੇ ਤੇ ਫਿਰ ਆਪਾਂ ਤਰ ਕਿਉਂ ਕਰਾਂਗੇ ਨਹੀਂ ਤਰਕ ਕਰਾਂਗੇ ਫਿਰ ਕਾਂਗੇ ਨਹੀਂ ਬਾਬਾ ਜੀ ਇਹ ਤੁਸੀਂ ਦੂਜੀ ਪੌੜੀ 'ਚ ਸਾਨੂੰ ਸਿੱਖਿਆ ਦੇ ਕੇ ਹੁਕਮੇ ਉੱਤਮ ਨੀਚ ਹੁਣ ਹੁਕਮ ਲੇਖ ਦੁੱਖ ਸੁਖ ਪਾਈਆਂ ਹੁਣ ਅੱਜ ਚੱਲਣਾ ਆ ਜਿਹੜੇ ਲੇਖ ਲਿਖੇ ਗਏ ਇਹ ਹੁਕਮ 'ਚ ਹੈ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਕਿ ਉਸ ਦੀ ਰਚੀ ਕੋਈ ਰਚਨਾ ਵਿੱਚ ਇਹ ਹੀ ਕਾਰਨ ਕਿ ਭਾਣੇ ਨੂੰ ਮੰਨਣ ਵਾਲਾ ਆ ਪਿਛਲੇ ਦਿਨੀ ਜਦਨ ਆਈ ਸੀ ਨਾ ਜੀ ਪੌੜੀ ਮੰਨੈ ਪਾਪ ਹੈ ਮੋਖ ਦਵਾਰ ਬ੍ਰਹਮ ਗਿਆਨੀ ਉਹ ਨਹੀਂ ਜੋ ਅੰਮ੍ਰਿਤ ਪੀਂਦਾ ਜ਼ਹਿਰ ਬਾਰੇ ਨਹੀਂ ਜਾਣਦਾ ਉਹ ਕੇਵਲ ਬ੍ਰਹਮ ਗਿਆਨੀ ਜਿਹਦਾ ਮਾਨ ਹੁੰਦਾ ਤੇ ਅਪਮਾਨ ਨਹੀਂ ਸਹਿ ਸਕਦਾ ਬ੍ਰਹਮ ਗਿਆਨੀ ਉਹ ਨਹੀਂ ਜਿਸ ਕੀ ਉਸਤਤ ਹੁੰਦੀ ਹੈ ਨਿੰਦਿਆ ਨਹੀਂ ਸਹਿ ਸਕਦਾ ਗੁਰੂ ਨੇ ਇਸੇ ਗੱਲ ਨੂੰ ਉਸ ਪੌੜੀ 'ਚ ਕਿਹਾ ਸੀ ਪ੍ਰਭ ਕੀ ਆਗਿਆ ਆਤਮੀ ਧਾਵੈ ਜੀਵਨ ਮੁਕਤ ਇਹ ਦੋਨੋਂ ਪੱਖ ਨੇ ਨਾ ਚੰਗਾ ਵੀ ਤੇ ਮੰਦਾ ਵੀ ਤੈਸਾ ਹਰਖ ਤੈਸਾ ਉਸੋਗ ਪਰ ਅਗਲੀ ਗੱਲ ਸਦਾ ਆਨੰਦ ਤੈ ਨਾਹੀਂ ਵਿਯੋਗ ਉਹ ਅੰਦਰੋਂ ਇਹਨਾਂ ਕੁ ਜੁੜਿਆ ਇਹਨਾਂ ਦੋਨਾਂ ਅਵਸਥਾ ਵਿੱਚ ਟੁੱਟਦਾ ਹੀ ਨਹੀਂ ਨਾ ਹਰਖ ਵਿੱਚ ਤੇ ਨਾ ਸੋਗ ਵਿੱਚ ਸਦਾ ਅਨੰਤ ਹੈ ਨਾ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਤੀ ਇਹ ਕਾਰਨ ਤੈਸਾ ਮਾਨ ਤੈਸਾ ਅਭਿਮਾਨ ਇਸੇ ਕਰਕੇ ਗੁਰੂ ਤੈਸੇ ਸ਼ਬਦ ਦੀ ਵਿਆਖਿਆ ਪਹਿਲੇ ਜਾਮੇ ਚ ਕਰ ਰਿਹਾ ਜੋ ਤੁਧ ਭਾਵੈ ਸਾਈ ਭਲੀ ਕਰ ਕਹਿੰਦੇ ਮੈਨੂੰ ਸਵੀਕਾਰ ਹੈ ਕਿ ਇਹ ਪਰਮਾਤਮਾ ਤੂੰ ਆਪਣੀ ਇਸ ਰਚਨਾ ਚ ਚੰਗੇ ਵੀ ਬਹੁਤ ਪੈਦਾ ਕੀਤੇ ਇਹਦੇ ਵਿੱਚ ਜਪੀ ਨੇ ਤਪੀ ਨੇ ਬੰਦਗੀ ਵਾਲੇ ਨੇ ਸਿਮਰਨ ਵਾਲੇ ਨੇ ਕੋਈ ਮੋਨੀ ਕਹਤੇ ਰਾਤ ਮੈਂ ਕਿਹਾ ਵੀ ਇਸ ਮਸਲੇ 'ਚ ਨਹੀਂ ਪੈਣਾ ਅਸੀਂ ਕਹਿ ਕੇ ਆ ਸੰਖ ਨੇ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵਤਾਰ ਤੇ ਇੱਥੇ ਤੇ ਬਾਬਾ ਜੀ ਪਹਿਲਾਂ ਖੰਡਨ ਕੀਤਾ ਹੁਣ ਆਪ ਜੀ ਕਹਿ ਰਹੇ ਹੋ ਸੰਖ ਮੋਨ ਲਿਵ ਲਾਏ ਤਾਰ ਗੁਰੂ ਕਹਿੰਦਾ ਮੇਰੇ ਮੁਤਾਬਕ ਆ ਕਰ ਲੈ ਤੇ ਬਚ ਜਾਏਗਾ ਬਾਕੀ ਉਹਦੀ ਰਚਨਾ 'ਚ ਕੋਈ ਜਪ ਕਰ ਰਿਹਾ ਕੋਈ ਤਪ ਕਰ ਰਿਹਾ ਕੋਈ ਪੁੱਠਾ ਲਟਕਿਆ ਕੋਈ ਸਿੱਧਾ ਇਹ ਉਹਦੀ ਰਚਨਾ ਦਾ ਇੱਕ ਅੰਗ ਹੈ ਤੇ ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਅਸੰਖ ਜਿਵੇਂ ਆਪਾਂ ਕਹਿੰਦੇ ਆ ਹਜ਼ਾਰ ਲੱਖ ਕਰੋੜ 10 ਕਰੋੜ ਅਰਬ ਖਰਬ ਨੀਲ ਪਦਮ ਉਦੋਂ ਅੱਗੇ ਕਕੀਰ ਤੇ ਤੋਕ ਆਉਂਦਾ ਸੰਖ ਗੁਰੂ ਜੀ ਨੇ ਕਿਹਾ ਜਿਹੜੀ ਤੂੰ ਅਖੀਰ ਵਾਲੀ ਗਿਣਤੀ ਮਿਥੀ ਹੈ ਨਾ ਮੈਂ ਉਹਨੂੰ ਲੈ ਕੇ ਚੱਲਣਾ ਮੈਂ ਅਸੰਖ ਕਹਿ ਦੇਣਾ ਸੰਖ ਕੀਰ ਵਾਲਾ ਹੁੰਦਾ ਨੀਲ ਪਦਮ ਤੋਂ ਬਾਅਦ ਹੁੰਦਾ ਸੰਖ ਅਸੰਖ ਨਹੀਂ ਸੰਖ ਫਿਰ ਗੁਰੂ ਜੀ ਨੇ ਕਿਹਾ ਛੱਡ ਤੂੰ ਸਾਰੀਆਂ ਗੱਲਾਂ ਕਰੋੜਾਂ ਕਰਾਣਾ ਨੂੰ ਛੱਡ ਜਿਹੜੀ ਖੀਰ ਵਾਲੀ ਤੇਰੀ ਗਿਣਤੀ ਹੈ ਸੰਖ ਇਹਦੇ ਅੱਗੇ ਅੜਾ ਲਾ ਦੇਣਾ ਅਸੰਖ ਜਾ ਭੱਜਿਆ ਫਿਰ ਦੀ ਗਿਣਤੀ ਕੋਈ ਨਹੀਂ ਬੜੇ ਬੜੇ ਕਮਾਲ ਦੇ ਸ਼ਬਦ ਵਰਤੇ ਗੁਰੂ ਜੀ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਰਚਨਾ 'ਚ ਨੇਕੀ ਕਮਾਣ ਵਾਲੇ ਵੀ ਬਦੀ ਕਮਾਣ ਵਾਲੇ ਬਹੁਤ ਨੇ ਤੇ ਕੱਲ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਦੋਹਾਂ 'ਚ ਖੇਡਦਾ ਆਪੇ ਸੱਚ ਜੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲਾ ਬਿਗਸੈ ਅੰਤਰਜਾਮੀ ਖੇਡਣਾ ਤੇ ਤੂੰ ਹੀ ਪਿਆ ਹੈ ਨਾ ਮਾਇਆ ਵਿੱਚ ਵੀ ਖੇਡਣਾ ਤੇ ਬ੍ਰਹਮ ਗਿਆਨ 'ਚ ਵੀ ਖੇਡਣਾ ਹਨੇਰੇ 'ਚ ਵੀ ਖੇਡਦਾ ਨਮੋ ਅੰਧਕਾਰੇ ਇਹਦੇ 'ਚ ਵੀ ਖੋੜਨਾ ਨਮੋ ਸੂਰਜ ਸੂਰਜੇ ਕਈ ਵਾਰੀ ਇੰਨਾ ਧਰਮੀ ਬਣ ਜਾਣਾ ਪੁੱਛੋ ਖੋਜਣਾ ਕਦੋਂ ਕਈ ਵਾਰੀ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਜੋ ਤੁਧ ਭਾਵੈ ਸਾਈ ਭਲੀ ਕਾ ਇਹ ਬਹੁਤ ਸਮਰਪਣ ਵਾਲਾ ਵਿਸ਼ਾ ਹੈ ਗੁਰੂ ਜੀ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ ਹੈ ਇੰਨੀ ਗੱਲ ਕਹਿ ਕੇ ਨਾ ਅਸੰਖ ਜਪ ਤੇ ਅਸੰਖ ਮੂਰਖੰਦ ਕੋਰ ਹੁਣ ਗੁਰੂ ਜੀ ਇਹ ਇਸ ਪਲੈਨਟ ਦੀ ਗੱਲ ਕਰ ਰਹੇ ਸਨ ਵੀ ਇੱਥੇ ਅਸੰਖਾਂ ਨੇ ਹੁਣ ਸਤਿਗੁਰੂ ਸਾਡੀ ਸੁਰਤ ਨੂੰ ਚੁੱਕ ਕੇ ਕਹਿੰਦੇ ਆ ਕਿ ਯਾਦ ਰੱਖੀ ਜਿਸ ਧਰਤੀ ਤੇ ਤੂੰ ਹੈ ਇਸ ਧਰਤੀਆਂ ਵਰਗੀਆਂ ਹੋਰ ਧਰਤੀਆਂ ਬਹੁਤ ਨੇ ਅਗਲੀ ਗੱਲ ਉਹਨਾਂ ਤੱਕ ਮੇਰੀ ਪਹੁੰਚ ਕੋਈ ਨਹੀਂ ਅੱਜ ਜੋ ਸਾਇੰਸ ਕਹਿੰਦੀ ਹੈ ਨਾ ਵੀ ਫਲਾਣੇ ਤਾਰੇ ਦੀ ਰੋਸ਼ਨੀ ਆ ਰਹੀ ਏ ਤੇ ਉਹ ਲਾਈਟ ਸਪੀਡ ਮੁਤਾਬਕ ਇੰਨੇ ਲੱਖ ਸਾਲ ਲੱਗਣਗੇ ਫਿਰ ਉਹ ਧਰਤੀ ਤੇ ਆਏਗੀ ਬਾਬਾ ਉਹਨੂੰ ਕਹਿੰਦਾ ਅਗੰਮ ਅਗੰਮ ਅਸੰਖ ਲੋ ਉਹ ਬਹੁਤ ਦੂਰ ਹੈ ਉਥੋਂ ਤੱਕ ਫਿਜ਼ੀਕਲ ਤੇ ਤੂੰ ਨਹੀਂ ਪਹੁੰਚੇਗਾ ਪਰ ਆ ਜਿੰਨੀਆਂ ਚੀਜ਼ਾਂ ਨੇ ਜਪਜੀ ਸਾਹਿਬ 'ਚ ਇਹ ਕਿੱਥੋਂ ਨਿਕਲੀਆਂ ਇਹ ਸੁਰਤ ਵਿੱਚੋਂ ਨੇ ਗੁਰੂ ਸਾਹਿਬ ਨੇ ਅੱਜ ਜਿਹੜਾ ਸ਼ਬਦ ਵਰਤਿਆ ਹੈ ਉਹੀ ਪ੍ਰਕਰਨ ਚੱਲ ਰਿਹਾ ਹੈ ਅਸੰਖ ਨਾਵ ਨਾਮ ਅਸੰਖ ਦੀ ਅਰਥ ਕਰ ਲੈ ਬੇਅੰਤ ਅੱਜ ਬਾਬਾ ਜੀ ਨੇ ਵੀ ਕਹਿ ਦੇਣਾ ਮੈਂ ਅਸੰਖ ਕਿਉਂ ਵਰਤ ਰਿਹਾ ਅਸੰਖ ਨਾਵ ਪਰਮਾਤਮਾ ਇਸ ਧਰਤੀ ਤੇ ਪਤਾ ਨਹੀਂ ਕਿੰਨੇ ਕੁ ਤੂ ਹੋਰ ਗ੍ਰਹਿ ਪਲੈਨਟ ਖੰਡ ਬ੍ਰਹਿਮੰਡ ਪਤਾ ਨਹੀਂ ਕਿੰਨਾ ਕੋਈ ਸਿਰਜਿਆ ਸੱਚੀ ਇਹ ਵੀ ਤੇਰੇ ਰਚੇ ਕੋਈ ਦੇ ਨਾਮ ਵੀ ਅਸੰਖ ਨੇ ਇੱਥੇ ਇਹਦੇ ਅਰਥ ਮੈਂ ਵੈਸੇ ਪਹਿਲਾਂ ਕਰਦਾ ਰਿਹਾ ਭੁਲੇਖੇ 'ਚ ਵੀ ਉਹਦੇ ਨਾਮ ਅਸੰਖਾ ਨੇ ਅੱਜ ਜਿੰਨੇ ਪੜਿਆ ਮਨ ਆ ਮਨਾ ਇੰਨੇ ਸਾਲ ਹੋ ਗਏ ਇੱਥੇ ਅਸਲ 'ਚ ਗੁਰਮੁਖ ਕਹਿ ਰਿਹਾ ਵੀ ਇਸ ਤੋਕ ਨੂੰ ਪਿਛਾ ਲੈ ਕੇ ਚੱਲੋ ਅਸੰਖ ਨਾਵ ਅਸੰਖ ਥਾਮ ਅਸੰਖਾ ਥਾਵਾਂ ਨੇ ਸਿਰਫ ਇੱਕ ਥਾਂ ਨਹੀਂ ਇਸ ਸੂਰਜ ਦੇ ਨੌ ਗ੍ਰਹਿ ਨਹੀਂ ਗੁਰੂ ਜੀ ਕਹਿੰਦੇ ਨੇ ਇਸ ਸੂਰਜ ਤੋਂ ਵੱਡਾ ਵੀ ਕੋਈ ਸੂਰਜ ਹੈ ਅਸੰਖ ਨਾਵ ਅਸੰਖ ਥਾਮ ਸੁਣਿਓ ਗੁਰਮੁਖੋ ਅਸੰਖ ਨਾਵ ਹੈ ਅਸੰਖ ਥਾਮ ਹੈ ਮਹਾਰਾਜ ਕਹਿ ਰਿਹਾ ਕਿ ਅਸਲ 'ਚ ਆਗਮ ਆਗਮ ਅਸੰਖ ਲੋ ਆਗਮ ਅਪਹੁੰਚ ਹੈ ਸਾਡੀ ਕੋਈ ਪਹੁੰਚ ਨਹੀਂ ਉਹਨਾਂ ਲੋਕਾਂ ਤੱਕ ਪਤਾ ਨਹੀਂ ਕਿੰਨੇ ਕੁ ਲੋਕ ਨੇ ਹੁਣ ਇਹ ਜਿਹੜੀਆਂ ਚਾਰ ਤੁਕਾਂ ਨੇ ਇਹ ਦਰਅਸਲ ਗਿਆਨ ਖੰਡ ਨੇ ਫਿਰ ਸੁਣਿਓ ਅਸੰਖ ਨਾਵ ਅਸੰਖ ਥਾਮ ਆਗਮ ਆਗਮ ਅਸੰਖ ਲੋ ਹੁਣ ਜਿਹੜੇ ਅਸੰਖ ਲੋ ਨੇ ਅਸੰਖਾ ਨਾਵ ਨੇ ਉਹ ਕੀ ਉਹ ਮਹਾਰਾਜ ਕਹਿੰਦੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਉਹ ਕੀ ਇਹ ਗਿਆਨ ਖੰਡ ਸਾਰਾ ਹੁਣ ਇਹਦੀ ਵਿਆਖਿਆ ਉੱਥੇ ਜਾ ਕੇ ਹੋਵੇਗੀ ਫਿਰ ਬੇਨਤੀ ਮਹਾਰਾਜ ਕਹਿੰਦੇ ਨੇ ਇੱਕ ਨਹੀਂ ਅਨੇਕਾਂ ਨੇ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ਼ ਅਸੰਖਾ ਨਾਵ ਨੇ ਪਤਾ ਨਹੀਂ ਕਿੰਨੀਆਂ ਕੋ ਕਿਸਮਾਂ ਨੇ ਬੰਦੇ ਨੂੰ ਤਾਂ ਸੱਚੀ ਗੱਲ ਜੇ ਇਸ ਧਰਤੀ ਦੇ ਉੱਤੇ ਜਿੰਨੀਆਂ ਜੂਨਾ ਰੱਬ ਨੇ ਪੈਦਾ ਕੀਤੀਆਂ ਉਹਨਾਂ ਦੇ ਨਾਮ ਮਾਲੂਮ ਨੇ ਕੁਝ ਕੁ ਪਤਾ ਹੈ ਵੀ ਆ ਕੁਝ ਨਵੇਂ ਜਦੋਂ ਨਵਾਂ ਕੋਈ ਕੀੜਾ ਜੰਮਦਾ ਉਹਦਾ ਫਿਰ ਨਵਾਂ ਨਾਂ ਰੱਖਦੇ ਆ ਬੰਦੇ ਨਵੀਂ ਬਿਮਾਰੀ ਲੈਂਦੀ ਉਹਦਾ ਨਵਾਂ ਨਾਂ ਦਿੰਦੇ ਆ ਨਵੀਂ ਕੋਈ ਮੱਛੀ ਲੱਭਦੀ ਉਹਦਾ ਨਵਾਂ ਨਾਂ ਰੱਖਦੇ ਗੁਰੂ ਜੀ ਕਹਿੰਦੇ ਆ ਤੇਰੇ ਮਸਲੇ ਤੇਰਾ ਨਹੀਂ ਹੈ ਮਸਲਾ ਤੇਰੇ ਵਾਸ ਦਾ ਰੋਗ ਨਹੀਂ ਉਹਦੀ ਰਚਨਾ ਚ ਅਨੰਤ ਅਸੰਖਾਂ ਨਾਵਾਂ ਦੇ ਜੀਵ ਨੇ ਅਸੰਖਾਂ ਪਲੈਨਟ ਧਰਤੀਆਂ ਨੇ ਅਸੰਖ ਥਾਮ ਅਸੰਖਾ ਥਾਮ ਨੇ ਅਗੰਮ ਅਗੰਮ ਅਸੰਖ ਲੋ ਅਸੰਖਾਂ ਲੋਕ ਨੇ ਹੁਣ ਅੱਗੇ ਸਤਿਗੁਰੂ ਕੈਸੀ ਨਿਮਰਤਾ ਮੇਰੇ ਬਾਬਾ ਜੀ ਦੀ ਅਸੰਖ ਸ਼ਬਦ ਵਰਤੀ ਗਏ ਇਥੋਂ ਤੱਕ ਅੱਗੇ ਕਹਿੰਦੇ ਵਾਹਿਗੁਰੂ ਜੀ ਮੈਨੂੰ ਬਖਸ਼ ਦਿਆ ਜੇ ਇੱਕ ਪੁੱਲ ਹੋਈ ਕਿ ਕਹਿੰਦੇ ਤੇਰੇ ਬਾਰੇ ਅਸੰਖ ਸ਼ਬਦ ਕਹਿਣਾ ਵੀ ਸਿਰ ਤੇ ਭਾਰ ਚਾੜਨਾ ਹੈ ਤੇਰੇ ਲਈ ਕੋਈ ਲਫ਼ਜ਼ ਹੀ ਨਹੀਂ ਕੋਈ ਸ਼ਬਦ ਨਹੀਂ ਤੇਰੇ ਲਈ ਮੈਂ ਇਹ ਕਹਾ ਵੀ ਆ ਕੋਈ ਤੇਰੇ ਲਈ ਹੈ ਹੁਣ ਅਗਲਾ ਬਚਨ ਹੈ ਅਸੰਖ ਕਹੇ ਸਿਰ ਭਾਰ ਹੋਏ ਮੈਨੂੰ ਪਤਾ ਇਹਦੇ ਅਰਥ ਇਹ ਵੀ ਕੀਤੇ ਗਏ ਵੀ ਅਸੰਖਾ ਸਿਰ ਪਰਨੇ ਹੋ ਕੇ ਤੈਨੂੰ ਕਹਿੰਦੇ ਆ ਇੱਥੇ ਸਿਰ ਦਾ ਰਾਰਾ ਮੁਕਤਾ ਨਹੀਂ ਤੇ ਸਿਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ ਸਿਰ ਉੱਤੇ ਅਸੰਖ ਕਹੇ ਇਹਦਾ ਮਤਲਬ ਜੇ ਤੇਰੇ ਲਈ ਅਸੰਖ ਸ਼ਬਦਾਵਲੀ ਵਰਤਣਾ ਪਰ ਇਹ ਚ ਸੰਕ ਤੇ ਆ ਗਿਆ ਨਾ ਇਸ ਬੇਨਤੀ ਨੂੰ ਫਿਰ ਦੁਬਾਰਾ ਸੁਣਿਓ ਅਕਤਾਇਓ ਨਾ ਸੰਕ ਸ਼ਬਦ ਗਿਣਤੀ ਨਾਲ ਰਿਲੇਟਡ ਹੈ ਮੈਂ ਉਹ ਸ਼ਬਦ ਵਰਤ ਚੁੱਕਾ ਪਰ ਕੀ ਹੋਇਆ ਮੈਂ ਐੜਾ ਗੇਤਰ ਲਾ ਦਿੱਤਾ ਵੈਗਰੂ ਮੈਨੂੰ ਅਸੰਖ ਕਿਹਾ ਇਹ ਲੱਗਦਾ ਪਿਆ ਤੇਰੀ ਰਚਨਾ ਬਾਰੇ ਅਸੰਖ ਕਹਿਣਾ ਵੀ ਸਿਰ ਭਾਰ ਹੋਏ ਸਿਰ ਉੱਤੇ ਜਿਵੇਂ ਭਾਰ ਚੁੱਕਣਾ ਹੈ ਇਹ ਅਸੰਖ ਵੀ ਨਹੀਂ ਮੈਂ ਕਹਿ ਸਕਦਾ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਇੱਕ ਸ਼ਬਦ ਚਲੋ ਲਾਂਗੇ ਸੌਖੀ ਸਮਝ ਪੈ ਜਾਏਗੀ ਚਾਰ ਤਰੀਕੇ ਖਾਸ ਕਰਕੇ ਇੱਕ ਤਪੱਸਿਆ ਦਾ ਸਮਾਧੀ ਦਾ ਵਿਦਵਤਾ ਦਾ ਤੇ ਕਰਾਮਾਤਾਂ ਦਾ ਸ਼ਬਦ ਪੜਾਂਗਾ ਜ਼ਿਆਦਾ ਦੀ ਡਿਟੇਲ ਚ ਨਹੀਂ ਜਾਾਂਗੇ ਸ੍ਰੀ ਰਾਗ ਦਾ ਸ਼ਬਦ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੇ ਗੁਫਾ ਨਾ ਦੇਖਾ ਸੁਪਨੇ ਸੌ ਨਾ ਥਾਂ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ ਕੋਟ ਕੋਟੀ ਮੇਰੀ आरजा ਕਰੋੜਾਂ ਸਾਲ ਪਵਨ ਪੀਣ ਅਪਿਆਓ ਬੇਨਤੀ ਸੁਣੋ ਪਵਨ ਫਿਰ ਪੀਣ ਫਿਰ ਅਪਿਆਓ ਪਵਨ ਦਾ ਅਰਥ ਹੈ ਵਾਯੂ ਪੀਣ ਦਾ ਅਰਥ ਹੈ ਲਿਕਵਿਡ ਤੇ ਅਪਿਆਓ ਦਾ ਅਰਥ ਹੈ ਚੱਬ ਕੇ ਖਵਾਣਾ ਪਵਨ ਪੀਣ ਅਪਿਆਓ ਜੇ ਮੇਰੀ ਕਰੋੜਾਂ ਸਾਲ ਉਮਰ ਹੋ ਜਾਏ ਮੈਂ ਪਵਨ ਦੇ ਵਿੱਚੋਂ ਹੀ ਪਾਣੀ ਦੀ એનર્ਜੀ ਲੈ ਲਾਂ ਤੇ ਪਵਨ ਵਿੱਚੋਂ ਹੀ ਅੰਨ ਲੈ ਲਾਂ ਪਵਨ ਪੀਣ ਅਪਿਆਉ ਚੰਦ ਸੂਰਜ ਕੋ ਦੋਇ ਗੁਪੈ ਨਾ ਦੇਖਾਂ ਚੰਦਰਮਾ ਤੇ ਸੂਰਜ ਇੰਨੀ ਮੈਂ ਸਮਾਧੀ 'ਚ ਬੈਠਾ ਕਿ ਮੈਂ ਕਦੀ ਆਪਣੀ ਜ਼ਿੰਦਗੀ 'ਚ ਨਾ ਰਾਤ ਦਾ ਪਤਾ ਲੱਗੇ ਨਾ ਦਿਨ ਦਾ ਇਹਦੇ ਅਰਥੀਆਂ ਕਰ ਲਈ ਚੰਦ ਸੂਰਜ ਦੋ ਗੁਫਾ ਨਾ ਦੇਖਾ ਸੁਪਨਾ ਸੌਣ ਨਾ ਥਾਉ ਇਹਦਾ ਮਤਲਬ ਕਦੀ ਨੀਂਦ ਦਾ ਝੌਂਕਾ ਹੀ ਨਾ ਆਏ ਇੰਨੀ ਤਪੱਸਿਆ ਕਰਕੇ ਮੈਨੂੰ ਕੋਈ ਪੁੱਛੇ ਕਰੋੜਾਂ ਸਾਲਾਂ ਤੋਂ ਬਾਅਦ ਦੱਸ ਵੀ ਰੱਬ ਬਾਰੇ ਮਹਾਰਾਜ ਕਹਿੰਦੇ ਮੈਂ ਤੇ ਇੱਕੋ ਗੱਲ ਕਾਂਗਾ ਪੀ ਤੇਰੀ ਕੀਮਤ ਨਾ ਪਵੇ ਕੇਵਲ ਆਖਾਂ ਨਾ ਕਿਹੜੀ ਕਿਹੜੇ ਲਫ਼ਜ਼ਾਂ ਨਾਲ ਕੀਮਤ ਪਵਾ ਤੇਰੀ ਪੀ ਤੇਰੀ ਕੀਮਤ ਨਾ ਪਵੇ ਖੋ ਕੇਵੜ ਆਖਾਂ ਨਾ ਹੁਣ ਉਸ ਤੋਂ ਅੱਗੇ ਮੈਂ ਆਪ ਨੂੰ ਤਾਂ ਬੇਨਤੀ ਕਰ ਰਿਹਾ ਗੁਰਸਿੱਖੋ ਮਾੜੀਆਂ ਮੋਟੀਆਂ ਕਰਾਮਾਤਾਂ ਦੇਖ ਕੇ ਐਵੇਂ ਆ ਚਲਾਵੇ ਚ ਲੋਕੀ ਪਈ ਇਹ ਤੇ ਸਭ ਕੋਈ ਰੱਬ ਬਾਰੇ ਜਾਣ ਗਏ ਜੀ ਇਹ ਸਭ ਕੁਝ ਉਹਨਾਂ ਨੂੰ ਪਤਾ ਹੈ ਜੀ ਇਹ ਤਾਂ ਮੈਂ ਇੱਕ ਬੇਨਤੀ ਕਰਾਂਗਾ ਗੁਰੂ ਨਾਨਕ ਸਾਹਿਬ ਦੇ ਜਪ ਨੂੰ ਸਮਝ ਲਓ ਸਾਰੀ ਸਿੱਖੀ ਦਾ ਸਿਧਾਂਤ ਸਮਝ ਪੈ ਜਾਣਾ ਆਹ ਰੂਹਾਨੀ ਰੂਹਾਨੀ ਸਿਧਾਂਤ ਹੁਣ ਅਗਲੀ ਬਚਨ ਹੈ ਇਹ ਇੰਨੀ ਤਪੱਸਿਆ ਕਰਕੇ ਗੁਰੂ ਜੀ ਕਹਿੰਦੇ ਮੈਂ ਨਹੀਂ ਦੱਸ ਸਕਦਾ ਤੂੰ ਇਸ ਤੋਂ ਵੀ ਅੱਗੇ ਇੱਕ ਬਚਨ ਕਹੇ ਕੁੱਸਾਂ ਕਟੀਆਂ ਵਾਰ-ਵਾਰ ਕੁੱਸਾਂ ਮੀਨਸ ਕੋ ਸੁਟਾਂ ਇੰਨਾ ਮੈਂ ਆਪਣੇ ਆਪ ਨੂੰ ਸਰੀਰ ਨੂੰ ਯਾਤਨਾਵਾ ਦੇਵਾਂ ਤਪ ਕਰਾਂ ਕੁੱਸਾਂ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਏ ਕੱਟ ਸੁੱਟਾਂ ਸਰੀਰ ਨੂੰ ਚੱਕੀ 'ਚ ਪੀ ਦਿਆਂ ਅੱਗੀ ਸੇਤੀ ਜਾਲੀਆਂ ਪਸਮ ਸੇਤੀ ਰਲ ਜਾਉਂ ਅੱਗ 'ਚ ਫੂਕਦੇ ਆ ਮਿੱਟੀ ਬਣ ਜਾ ਇਹਨਾਂ ਆਪਾਂ ਆਪ ਤਬਾਹ ਕਰਦੇ ਆ ਭਸਮ ਸੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵੇ ਕੇਵੜ ਆਖਾਂ ਨਾ ਹੁਣ ਅਗਲਾ ਬਚਨ ਪੰਖੀ ਕੋਈ ਕਹੇ ਜੇ ਭਵਾਂ ਸੁਣਿਓ ਇਸ ਬੇਨਤੀ ਨੂੰ ਕਿਉਂਕਿ ਇਹਦਾ ਮਤਲਬ ਇਸ ਲੋਕ ਤੋਂ ਅੱਗੇ ਵੀ ਜਾਵਾਂ ਪੰਖੀ ਕੋਈ ਕਹੇ ਜੇ ਭਵਾਂ ਸਹਿ ਅਸਮਾਨੀ ਸੈਂਕੜੇ ਸਹਿ ਅਸਮਾਨੀ ਜਾਉ ਨਦਰੀ ਕਿਸੇ ਨਾ ਆਵੂ ਨਾ ਕਿਛ ਪੀਆ ਨਾ ਖਾਉ ਐਸ ਧਰਤੀ ਤੋਂ ਬਿਨਾ ਜਿੱਥੇ ਰਾਕਟ ਵੀ ਬੰਦੇ ਨਾਲ ਨਹੀਂ ਜਾਂਦਾ ਮੈਂ ਉਹਨਾਂ ਥਾਵਾਂ ਤੇ ਵੀ ਘੁੰਮ ਕੇ ਆ ਜਾ ਸੂਖਸ਼ਮ ਰੂਪ ਵਿੱਚ ਨਦਰੀ ਕਿਸੇ ਨਾ ਆਵੂ ਨਾ ਕਿਛ ਪੀਓ ਨਾ ਖਾਉ ਨਾ ਕਿਛ ਪੀਆ ਨਾ ਖਾਉ ਵੀ ਤੇਰੀ ਕੀਮਤ ਨਾ ਪਵੇ ਉਹ ਕਿਵੜਾ ਖਾਣਾ ਹੁਣ ਅੱਗੇ ਆ ਗਿਆ ਦੂਜਾ ਮਹਿਕਮਾ ਜਿਹੜਾ ਇੱਥੇ ਤਰਸੱਲੀਆਂ ਇਸ ਧਰਤੀ ਤੇ ਮਚਾਈ ਬੈਠਾ ਮੈਂ ਇੰਨੀਆਂ ਕਿਤਾਬਾਂ ਪੜੀਆਂ ਮੈਂ ਇੰਨੀ ਲਾਇਬ੍ਰੇਰੀ ਪੜ੍ਹ ਲਈ ਵੈਗੁਰੂ ਜੀ ਗੁਰੂ ਸਾਹਿਬ ਕਹਿੰਦੇ ਆ ਕਿੰਨੀਆਂ ਪੜ੍ਹ ਲੀਆਂ ਸਿੱਖਾਂ ਦੀਆਂ ਕਿਤਾਬਾਂ ਮੇਰਾ ਖਿਆਲ ਨਹੀਂ 5000 ਹੋ ਜਨ ਸਾਰੀਆਂ ਖਿਮਾ ਕਰਿਓ ਜਿਹਨੀਆਂ ਗੱਲ ਸਮਝਣ ਵਾਲੀ ਗੁਰੂ ਜੀ ਕਹਿੰਦੇ ਇੰਨਾ ਪੜ ਲੈ ਤੇਰੇ ਪੜੇ ਹੋਏ ਗ੍ਰੰਥਾਂ ਦਾ ਜਦੋਂ ਭਾਰ ਤੋਲੀਏ ਤੇ ਲੱਖਾਂ ਮਣ ਹੋ ਜਾਏ ਨਾਨਕ ਕਾਗਦ ਲੱਖ ਮਣਾ ਪਿਆਰੇ ਲੱਖਾਂ ਮਣਾ ਚ ਦੇਖੋ ਕਿੰਨੀਆਂ ਕਿਤਾਬਾਂ ਆ ਗਈਆਂ ਇੱਕ ਮਨ ਚ ਕਿੰਨੇ ਕੋ ਕਾਗਜ਼ ਪੈ ਜਾਂਦਾ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੈ ਭਾਓ ਮਸੂ ਤੋਟ ਨਾ ਆਵੇ ਸ਼ਾਇਦ ਦਾ ਟੋਟਾ ਨਾ ਆਵੇ ਲੇਖਣ ਪਵਨ ਚਲਾਓ ਖਵਾ ਲਿਖਣੀ ਸ਼ੁਰੂ ਕਰ ਦੇ ਇੰਨੀ ਤੇਜ਼ ਲਿਖਾਂ ਕਿ ਜਿਵੇਂ ਪਵਨ ਚੱਲਦੀ ਹੈ ਲੇਖਣ ਪਵਨ ਚਲਾਓ ਪਰ ਵੈਗੁਰੂ ਜੀ ਸੱਚ ਇਹ ਵੇ ਅਸੰਖ ਕਹੇ ਸਿਰ ਭਾਰ ਹੋਏ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਨਾ ਤੇਰੀ ਕੋਈ ਕੀਮਤ ਨਹੀਂ ਸੱਚ ਜਪਜੀ ਸਾਹਿਬ ਵਾਚਦਿਆਂ ਮਨ 'ਚ ਹੀ ਲੱਗਦਾ ਇਹ ਤਾਂ ਵਡਿਆਈ ਵਿਚਾਰ ਹੈ ਗੁਰੂ ਜੀ ਕਹਿ ਰਿਹਾ ਅਸੰਖ ਨਾਵ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਦਰ ਤੇ ਅਪਹੁੰਚ ਜੇ ਤੱਕ ਸਾਡੀ ਪਹੁੰਚ ਨਹੀਂ ਇੱਕ ਸ਼ਬਦ ਬਾਣੀ ਚ ਅਗੋਚਰ ਹੁੰਦਾ ਹੈ ਅਗੋਚਰ ਦਰ ਤੇ ਜਿੱਥੋਂ ਤੱਕ ਸਾਡੀਆਂ ਇੰਦਰੀਆਂ ਦੀ ਪਹੁੰਚ ਨੇ ਗੋ ਇੰਦਰੀਆਂ ਨੂੰ ਕਹਿੰਦੇ ਆ ਅਗੰਮ ਅਗੰਮ ਅਸੰਖ ਲੋ ਅਪਹੁੰਚ ਨੇ ਉੱਥੇ ਨਹੀਂ ਕੋਈ ਪਹੁੰਚ ਸਕਦਾ ਨਾ ਕੋਈ ਸੁਰਤ ਰਹੀ ਪਹੁੰਚ ਰਿਹਾ ਨਾ ਕੋਈ ਫਿਜ਼ੀਕਲ ਪਹੁੰਚ ਰਿਹਾ ਅਗੰਮ ਉਹ ਖੈਨ ਜ਼ਰੂਰ ਪਰ ਉੱਥੋਂ ਤੱਕ ਬੰਦੇ ਦੀ ਪਹੁੰਚ ਹੀ ਨਹੀਂ ਹੈ ਇੱਥੋਂ ਤੱਕ ਕਿ ਉੱਥੋਂ ਦੀ ਤਪਦੀ ਹੋਈ ਰੋਸ਼ਨੀ ਧਰਤੀ ਤੇ ਆਉਂਦੀ ਵੀ ਨਹੀਂ ਪਈ ਇਹ ਤਾਂ ਸਾਇੰਸ ਕਹਿ ਰਹੀ ਅਗੰਮ ਅਗੰਮ ਅਸੰਖ ਲੋ ਅਸੰਖ ਲੋਕ ਨੇ ਮਹਾਰਾਜ ਕਹਿੰਦੇ ਨੇ ਅਸੰਖ ਕਹੇ ਸਿਰ ਭਾਰ ਹੋਏ ਅਸੰਖਾ ਕਹਿੰਦੇ ਆ ਭਾਰ ਹੁੰਦੇ ਹਾਂ ਇਹ ਭਾਰ ਚੜਦਾ ਸੰਖਿਆ ਇਹ ਸੱਚੇ ਪਾਤਸ਼ਾਹ ਹੁਣ ਪ੍ਰਕਰਨ ਬਦਲਣ ਲੱਗਾ ਇਹ ਚਾਰ ਤੁਕਾਂ ਪਿਛਲੇ ਪ੍ਰਕਰਨ ਅਗਲਾ ਵੀ ਤੇ ਸਤਿਗੁਰੂ ਜੇ ਕਿਆ ਨਹੀਂ ਜਾ ਸਕਦਾ ਫਿਰ ਜਿਹੜੀ ਅਸੀਂ ਬਾਣੀ ਪੜ੍ਹਨੇ ਆ ਤੁਸੀਂ ਨਾਮ ਕਹਿੰਦੇ ਹੋ ਸਿਮਰਨ ਕਰੋ ਕੀਰਤਨ ਕਰੋ ਇਹ ਕੀ ਹੈ ਇਹ ਵੀ ਇੱਕ ਸਵਾਲ ਹੈ ਕਿਆ ਹੀ ਨਹੀਂ ਜਾ ਸਕਦਾ ਅਸੰਖ ਸ਼ਬਦ ਕਿਆ ਵੀ ਸਿਰ ਦੇ ਉੱਤੇ ਭਾਰ ਹੁੰਦਾ ਹੈ ਇਹ ਸੱਚੇ ਪਾਤਸ਼ਾਹ ਇਹ ਕੀ ਹੈ ਉੱਥੇ ਫਿਰ ਗੁਰੂ ਜੀ ਸ਼ੁਰੂ ਕਰਦੇ ਆ ਮਹਾਰਾਜ ਕਹਿ ਰਹੇ ਆ ਕਿ ਭਾਈ ਸਿੱਖੋ ਅਖਰੀ ਨਾਮ ਅਖਰੀ ਸਾਲਾਹ ਲੈ ਲੂ ਕਰਨਾ ਅਖਰੀ ਨਾਮ ਅਖਰ ਇੱਕ ਜ਼ਰੀਆ ਨੇ ਜੇ ਪ੍ਰਮਾਤਮਾ ਦਾ ਨਾਮ ਪੁਕਾਰਿਆ ਜਾਣਾ ਤੇ ਅਖਰ ਲੈਣੇ ਬਹੁਤ ਜ਼ਰੂਰੀ ਨੇ ਅਖਰਾਂ ਨਾਲ ਹੀ ਉਹਦਾ ਨਾਮ ਪੁਕਾਰਿਆ ਜਾਂਦਾ ਅਖਰੀ ਸਾਲਾਹ ਤੇ ਅਖਰਾਂ ਨਾਲ ਹੀ ਉਹਦੇ ਨਾਮ ਰਾਹੀਂ ਤੋਂ ਸਲਾਹ ਕੀਤੀ ਜਾਂਦੀ ਜਾਂ ਉਹਦੀ ਸਿਬ ਸਲਾਹ ਕੀਤੀ ਜਾਂਦੀ ਮਹਾਰਾਜ ਕਹਿੰਦੇ ਨੇ ਅਖਰੀ ਗਿਆਨ ਰੱਬੀ ਗਿਆਨ ਗੀਤ ਉਹਦੇ ਗਿਆਨ ਨੂੰ ਗਾਉਣਾ ਗੁਣ ਗਾਹ ਗਾਹ ਦਾ ਅਰਥ ਹੁੰਦਾ ਮੰਥਨ ਕਰਨਾ ਵਿਚਾਰਨਾ ਅੱਖਰ ਹੀ ਹੈਣ ਜਿਹੜਾ ਕੀਰਤਨ ਬਣ ਕੇ ਗਾਇਆ ਜਾਂਦਾ ਹੈ ਅੱਖਰ ਹੀ ਨੇ ਜਿਹੜਾ ਸੱਚ ਏਵੇਂ ਕਿ ਕਥਾ ਕੀਤੀ ਜਾਂਦੀ ਹੈ ਅੱਖਰ ਹੀ ਹੈ ਜਿਹੜਾ ਧੁਰ ਕੀ ਬਾਣੀ ਚ ਪਾਠ ਕੀਤਾ ਜਾਂਦਾ ਕਿਉਂਕਿ ਅੱਖਰਾਂ ਤੋਂ ਬਿਨਾ ਉਹਨੂੰ ਲੱਭਿਆ ਨਹੀਂ ਜਾ ਸਕਦਾ ਹੁਣ ਥੋੜਾ ਜਿਹਾ ਮੈਂ ਬੇਨਤੀ ਕਰਾਂਗਾ ਦੇਖੋ ਆਪਾਂ ਬਾਣੀ ਚੋਂ ਦੇਖਾਂਗੇ ਬਾਬਾ ਜੀ ਪੜਨੇ ਪਏ ਮਹਾਰਾਜ ਗਏ ਮੈਂ ਦੋ ਅਰਜ਼ ਕਰਨੀਆਂ ਨੇ ਕਿ ਗੁਰੂ ਨਾਨਕ ਸਾਹਿਬ ਅੱਖਰਾਂ ਤੋਂ ਬਿਨਾ ਕੁਝ ਨਹੀਂ ਜੋ ਕੁਝ ਅੱਖਰਾਂ 'ਚ ਹੈ ਉਹ ਭਾਵ ਹੁੰਦਾ ਪਹਿਲਾਂ ਪਰ ਇਹ ਬਦਕਿਸਮਤੀ ਹੈ ਕਿ ਅੱਖਰ ਦੀ ਜਦੋਂ ਇੰਟਰਪ੍ਰੀਟੇਸ਼ਨ ਹੋਣ ਲੱਗ ਪੈਂਦੀ ਉਦੋਂ ਫਿਰ ਪਵਾੜਾ ਪੈ ਜਾਂਦਾ ਭਾਵ ਪ੍ਰਗਟ ਕਰਨ ਲਈ ਫਿਰ ਮੇਰੀ ਅਰਜ਼ ਸੁਣਿਓ ਉੰਜ ਰੂਹਾਨੀਅਤ ਵਿੱਚ ਇਹ ਵੀ ਹੈ ਕਿ ਪਹੁੰਚੀਆਂ ਹੋਈਆਂ ਦੋ ਆਤਮਾਵਾਂ ਆਮਣੇ ਸਾਹਮਣੇ ਬਹਿ ਜਾਣ ਉਹ ਅੱਖਰ ਨਾਮ ਹੀ ਸਾਂਝੇ ਕਰਨ ਤੇ ਗੱਲਾਂ ਕਰੀ ਜਾਂਦੀਆਂ ਨੇ ਉਸ ਦਿਨ ਮੈਂ ਕਿਹਾ ਸੀ ਕਿੱਥੇ ਉਹ ਮੀਆਂ ਮਿੱਠਾ ਤੇ ਕਿੱਥੇ ਬਾਬਾ ਜੀ ਇੱਥੋਂ ਤੱਕ ਕਿ ਗੁਰੂ ਸਾਹਿਬ ਜਦੋਂ ਬਗਦਾਦ ਜਾਂਦੇ ਆ ਦੇ ਦਿੰਦੇ ਆ ਬੜੀ ਉੱਚੀ ਸਾਰਾ ਸ਼ਹਿਰ ਸੁਨ ਅਵਸਥਾ ਨੂੰ ਪਹੁੰਚਦਾ ਹੈ ਅਫੁਰ ਹੁੰਦਾ ਹੈ ਪਰ ਉਸ ਵਕਤ ਇੱਕ ਫਕੀਰ ਜਿਹਨੂੰ ਦਸਤਗੀਰ ਕਿਹਾ ਉਹ ਧਿਆਨ ਚ ਵੇਖਦਾ ਵੀ ਕੌਣ ਕੋਲ ਨਹੀਂ ਆਉਂਦਾ ਭਾਈ ਸਾਹਿਬ ਕਹਿੰਦੇ ਕੌਲ ਆਉਣ ਵੇਖੋ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਖੋਵਾ ਜਹਾਨਾ ਸੁਨ ਮਨ ਨਗਰੀ ਭਈ ਦੇਖ ਪੀਰ ਭਇਆ ਮੈਨੂੰ ਇੱਕ ਗੱਲ ਦੱਸੋ ਜਿਹੜਾ ਬੋਲਿਓ ਤੇ ਕੰਨਾਂ ਨਾਲ ਸੁਣਿਆ ਜਾਂਦਾ ਹੈ ਨਾ ਉਹ ਦੇਖਣ ਲੱਗ ਪਿਆ ਉਹਨੇ ਸ਼ਬਦ ਦੇਖਿਆ ਦੇਖ ਪੀਰ ਭਇਆ ਹੈਰਾਨਾ ਉਹਦੇ ਕੋਲ ਅੰਦਰ ਦਾ ਚਕਸ਼ੂ ਸੀ ਕਮਾਈ ਉਹਦੀ ਵੀ ਹੈ ਉਹਨੇ ਸੱਚਮੁੱਚ ਜਦੋਂ ਦੇਖਿਆ ਉਹ ਕਹਿੰਦਾ ਦੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਫਿਰ ਆਇਆ ਪੁੱਛਿਆ ਫਿਰ ਕਹਿ ਫਿਰ ਕਹਿ ਦਰ ਤੇ ਕੋਲ ਆ ਕੇ ਪਹਿਲਾਂ ਨਹੀਂ ਕੋਲ ਆਇਆ ਮੈਂ ਆਪ ਨੂੰ ਬੇਨਤੀ ਕਰ ਲੱਗਾ ਅੱਖਰ ਤੋੜਦੇ ਵੀ ਨੇ ਅੱਖਰ ਜੋੜਦੇ ਵੀ ਨੇ ਅੱਖਰਾਂ ਚ ਅੱਖਰਾਂ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਆ ਕੰਪਿਊਟਰ ਇੰਜੀਨੀਅਰ ਬੈਠੇ ਨੇ ਉਹਦੇ ਵੀ ਤਾਂ ਅੱਖਰ ਲੈਂਗੁਏਜ ਹੋ ਰਹੀ ਹੈ ਨਾ ਉਹਦੇ ਸਮਝ ਵਾਸਤੇ ਨਿਆਣੇ ਖੱਪ ਜਾਂਦੇ ਆ ਗੁਰੂ ਜੀ ਕਹਿੰਦੇ ਆ ਸੰਸਾਰ ਦਾ ਤੇ ਕਰਤਾਰ ਦਾ ਜਿੰਨਾ ਵੀ ਸਾਰਾ ਪਸਾਰਾ ਹੈ ਇਹ ਅੱਖਰਾਂ ਦੇ ਰਹੀ ਚੱਲੇਗਾ ਅੱਖਰ ਬੋਲੇ ਜਾਣਗੇ ਅੱਖਰ ਗਾਏ ਜਾਣਗੇ ਅੱਖਰ ਸੁਣੇ ਜਾਣਗੇ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ ਇਹ ਗੱਲ ਅੱਖਰ ਚਲੋ ਅੱਖਰੀ ਕਿਹਾ ਹੈ ਤਾਂ ਵਾਕ ਹੀ ਨਾ ਸ਼ਬਦ ਅੱਖਰ ਜੁੜ ਜਾਣ ਤੇ ਸ਼ਬਦ ਬਣਦਾ ਹੈ ਸ਼ਬਦਾਂ ਦੀ ਲੜੀ ਬਣ ਜਾਏ ਤੇ ਵਾਕ ਬਣ ਜਾਂਦਾ ਹੈ ਗ੍ਰਾਮਰ ਇਹ ਕਹਿੰਦੀ ਅੱਖਰ ਜੁੜੇ ਸ਼ਬਦ ਨੇ ਸ਼ਬਦ ਤਰਤੀਬ ਚ ਆ ਗਏ ਵਾਕ ਹੈ ਪਰ ਇਹਨਾਂ 'ਚ ਬੜੀ ਕਰਾਮਾਤ ਹੈ ਇਹ ਸੱਚੀ ਮੁੱਚੀ ਜੋੜ ਵੀ ਦਿੰਦੇ ਆ ਇਹ ਬੰਦੇ ਵੀ ਮਰਵਾ ਦਿੰਦੇ ਅੱਖਰ ਟੂਟ ਪ੍ਰੀਤ ਗਈ ਬੁਰਬੋਲ ਭੈੜੇ ਅੱਖਰ ਬੋਲੇ ਨਾਲ ਰਿਸ਼ਤਾ ਟੁੱਟ ਗਿਆ ਇਸ ਤਰ੍ਹਾਂ ਹੀ ਹੈ ਨਾ ਤੇ ਦੂਜੇ ਪਾਸੇ ਅਸੀਂ ਪਿੱਛੇ ਪੜ ਕੇ ਆਏ ਮੂੰਹ ਕੇ ਬੋਲਣ ਬੋਲੀਏ ਇਹ ਜੁੜਨ ਦਾ ਤਰੀਕਾ ਵੀ ਨੇ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਬਾਬਾ ਕਹਿੰਦਾ ਆ ਬੋਲ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉੰਜ ਵੈਸੇ ਚਲੋ ਇੱਥੇ ਤਾਂ ਰੱਬ ਦੀ ਜੇ ਕਿਰਪਾ ਜਦੋਂ ਸਾਡਾ ਵਾਹ ਪੈਂਦਾ ਪੰਜਾਬੀ ਬੋਲਦੇ ਮੈਂ ਦੋ ਚਾਰ ਕਵਿਤਾ ਵੀ ਲਿਖੀਆਂ ਸਨ ਪੰਜਾਬੀ ਤੇ ਕੱਲ ਪਰਸੋਂ ਵੀ ਲਿਖੀ ਇੱਕ ਜਦੋਂ ਕਹਿੰਦੇ ਨੇ ਇੱਕ ਭਾਸ਼ਾ ਇੱਕ ਰਾਸ਼ਟਰ ਨਹੀਂ ਨਹੀਂ ਇਹ ਗੱਲ ਚੇਤੇ ਰੱਖਿਓ ਚੰਗਾ ਕੀਤਾ ਉਹਨਾਂ ਬੋਲ ਦਿੱਤਾ ਬਹੁਤ ਚੰਗਾ ਕੀਤਾ ਇੱਕ ਭਾਸ਼ਾ ਇੱਕ ਰਾਸ਼ਟਰ ਉਹਨਾਂ ਇੱਕ ਪਿੱਛੇ ਜੋ ਸੰਘਰਸ਼ ਸੀ ਨਾ ਕਿਹਾ ਵੀ ਕੇਸਰੀ ਦਸਤਾਰ ਨਹੀਂ ਬੰਨਣੀ ਉਹਨਾਂ ਕਿਹਾ ਜਿਹੜਾ ਬੰਨੇਗਾ ਫੜੋ ਅੰਦਰ ਸਾਰੇ ਸਿੱਖਾਂ ਦੀਆਂ ਬੀਬੀਆਂ ਬੱਚਿਆਂ ਨੇ ਸਭ ਨੇ ਕੇਸਰੀ ਬੰਨ ਲਈਆਂ ਆ ਚੰਗਾ ਕੀਤਾ ਉਹਨਾਂ ਮਾੜੀ ਜਿਹਾ ਸੂਈ ਲਾ ਦਿੱਤੀ ਇੱਕ ਭਾਸ਼ਾ ਹੁਣ ਸਾਰੇ ਇਹ ਧਈਆ ਕਰ ਲਓ ਵੀ ਆਪਾਂ ਪੰਜਾਬੀ ਤੋਂ ਬਿਨਾ ਕੁਝ ਬੋਲਣਾ ਹੀ ਨਹੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਸੋਇਆ ਆਪਨੇ ਦੇਖਿਆ ਨਾ ਅਸੌਂ ਵਰਗਾ ਹੁੰਦਾ ਹੈ ਜਿਉਂ ਜਿਉਂ ਮੰਨੂ ਵੱਡਦਾ ਸੀ ਦੂਣੇ ਚੌਣੇ ਕੋਈ ਸੱਚੀ ਮੁੱਚੀ ਉਹ ਨਾ ਜਬੈ ਬਾਣ ਲੱਗਿਓ ਤਬੈ ਰੋਸ਼ ਜਾਗਿਓ ਮੈਂ ਬੇਨਤੀ ਕਰਾਂਗਾ ਕਿ ਹਰ ਅੱਖਰ ਬੜਾ ਸਨਮਾਨਯੋਗ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅੱਖਰ ਕੋਈ ਨਹੀਂ ਮਾੜਾ ਬਸ ਭਾਂਡਾ ਕੋਈ ਨਹੀਂ ਮਾੜਾ ਹੁੰਦਾ ਇਹ ਵਰਤਨ ਵਾਲੇ ਦੀ ਵਰਤੇ ਹੋਏ ਉਹਨੇ ਭਾਂਡੇ ਚ ਅੰਮ੍ਰਿਤ ਪਾਣਾ ਕਿ ਜ਼ਹਿਰ ਪਾਣਾ ਅੱਖਰ ਸਿਫਤ ਵੀ ਬੰਦੇ ਆ ਅੱਖਰ ਗਾਲਾਂ ਵੀ ਬੰਦੇ ਆ ਪਿਛਲੇ ਦਿਨੀ ਕਈ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਲਈ ਇੱਕ ਜਵਾਨ ਚ ਕਹਿੰਦੇ ਸਨ ਕਹਿੰਦੇ ਜ਼ਬਾਨ ਅੱਖਰ ਬੋਲਦੀ ਏ ਰਸਨਾ ਬੋਲਣ ਹਾਰੀਏ ਬੋਲੇ ਆਲ ਪਤਾਲ ਤੂੰ ਤਾਂ ਅੰਦਰ ਵੜ ਗਈ ਚਿੱਤਰ ਸਹਿ ਕਪਾਲ ਅੱਖਰ ਹੀ ਨੇ ਨਾ ਅੱਖਰ ਮਾਰ ਵੀ ਪਾਉਂਦੇ ਉਂਝ ਵੈਸੇ ਮੈਂ ਪਿਛਲੀ ਵਾਰ ਵੀ ਇੱਥੇ ਕਿਹਾ ਮੈਂ ਥੋੜਾ ਜਿਹਾ ਵਿਸ਼ੇ ਚੋਂ ਨਿਕਲਿਆ ਵਾਂ ਕਿ ਇਹ ਸਾਰੇ ਬੋਲਦੇ ਆ ਵੇਖੋ ਅੰਗਰੇਜ਼ੀ ਤੇ ਪੁੱਛੋ ਕੋਈ ਨਾ ਉੱਥੇ ਵੀ ਸਟੈਂਡਰਡ ਹੈ ਨਾ ਸਟੇਟਸ ਸਮਝਦੇ ਜਾਂ ਹਿੰਦੀ ਯਾਦ ਰੱਖਿਓ ਜਦੋਂ ਗਾਲਾਂ ਕੱਢਦੇ ਹਿੰਦੀ ਅੰਗਰੇਜ਼ੀ ਗਾਲਾਂ ਲੱਭਦੀ ਪੰਜਾਬੀ ਫਿਰ ਐ ਪੂਰੀ ਠੋਕਦੇ ਗਾਲਾਂ ਪੰਜਾਬੀ ਚ ਕੱਢਦੇ ਆ ਉਂਝ ਸਟੇਟਲੀ ਹਿੰਦੀ ਉਹ ਮੈਂ ਆਪ ਨੂੰ ਬੇਨਤੀ ਕਰਾਂਗਾ ਪਲੀਜ਼ ਇਹ ਇਸ ਮਾਂ ਬੋਲੀ ਨੂੰ ਬਿਲਕੁਲ ਭੁੱਲੋ ਨਾ ਇਹ ਅੱਖਰ ਬੜੇ ਸਨਮਾਨਯੋਗ ਨੇ ਸੱਚੇ ਵੇ ਰਾਜਸਥਾਨੀ ਨੂੰ ਟੈਗੋਰ ਨੇ ਇੱਕ ਗੱਲ ਕਹੀ ਜਿਹੜੀ ਗੱਲ ਚੰਗੀ ਉਹ ਸੁਣ ਲੈਣੀ ਚਾਹੀਦੀ ਕੱਲ ਪਰਸੋਂ ਜਦੋਂ ਧਰਮ ਦੀ ਚੱਲੀ ਮੈਂ ਟੈਗੋਰ ਨੂੰ ਪੜ੍ਹ ਰਿਹਾ ਸਾਂ ਇਹ ਚੱਲੀ ਗੱਲ ਵੈਗਰੂ ਮੈਂ ਇਸ ਕਰਕੇ ਨਾਲ ਲੈ ਦੇਣਾ ਵੀ ਇਹ ਕਿਸੇ ਦੇ ਸ਼ਬਦ ਨੇ ਮੈਨੂੰ ਨਾ ਕੋਈ ਵਿਦਵਾਨ ਸਮਝ ਲੈ ਮੈਂ ਉੱਥੋਂ ਪੜ੍ਹ ਕੇ ਇੱਥੇ ਲੈ ਆਉਣਾ ਉਹ ਕਹਿੰਦਾ ਰੱਬ ਇੰਤਜ਼ਾਰ ਕਰਦਾ ਹੈ ਕਿ ਲੋਕ ਮੁਹੱਬਤ ਲੈ ਕੇ ਮੇਰਾ ਮੰਦਰ ਬਹਾਣਗੇ ਕਹਿੰਦਾ ਲੋਕ ਇੱਟਾਂ ਤੇ ਪੱਥਰ ਲੈ ਕੇ ਆ ਜਾਂਦੇ ਆ ਪੱਥਰ ਨਾਲ ਮੰਦਰ ਵੀ ਬਣਾ ਦਿੰਦੇ ਨੇ ਪੱਥਰ ਨਾਲ ਰੋਡ ਵੀ ਬਣਾ ਦਿੰਦੇ ਨੇ ਜਿਹੜੇ ਬਚਨ ਜਾਂਦੇ ਨੇ ਜਦੋਂ ਮੂਰਤ ਕਰਦੇ ਨੇ ਇੱਕ ਜੁਦੇ ਸਿਰ ਵੀ ਪਾੜ ਦਿੰਦੇ ਨੇ ਰੱਬ ਕਹਿੰਦਾ ਕੀ ਤਰੀਕਾ ਵਰਤਿਆ ਤੁਸੀਂ ਇਸ ਤਰ੍ਹਾਂ ਹੀ ਹੈ ਨਾ ਉਹਨੇ ਬਰਾਹਿਸਾਨੀ ਨੇ ਗੱਲ ਕਹੀ ਸੀ ਮੈਂ ਉਰਦੂ ਚ ਲਿਖਾਂ ਕਿ ਅੰਗਰੇਜ਼ੀ ਚ ਲਿਖਾਂ ਕਿਉਂਕਿ ਜਿਹੜੀ ਮੇਰੀ ਮਾਤ ਬੋਲੀ ਹੈ ਜਾਂ ਭਾਸ਼ਾ ਸ਼ਬਦ ਵਰਤਾ ਮੈਂ ਬੋਲੀ ਭਾਸ਼ਾ ਵੱਖਰਾ ਵੱਖਰਾ ਜੀ ਕਿ ਸਕ੍ਰਿਪਟ ਜਿਹਨੂੰ ਕਹਿੰਦੇ ਆ ਗੁਰਮੁਖੀ ਸਕ੍ਰਿਪਟ ਹੈ ਜੀ ਭਾਸ਼ਾ ਪੰਜਾਬੀ ਕਹਿ ਲਈ ਉਸ ਵਕਤ ਟੈਗੋਰ ਨੇ ਉੱਤਰ ਦਿੱਤਾ ਸੀ ਜਿਸ ਬੋਲੀ 'ਚ ਜਿੰਨਾ ਅੱਖਰਾਂ 'ਚ ਗੁਰੂ ਨਾਨਕ ਨੇ ਰੱਬ ਦੇ ਗੀਤ ਗਾਏ ਨੇ ਉਹ ਕਦੀ ਗਰੀਬ ਨਹੀਂ ਹੋ ਸਕਦੀ ਅੱਖਰ ਬੜਾ ਮਹਾਨ ਹੈ ਇਸੇ ਕਰਕੇ ਯਾਦ ਰੱਖਿਓ ਅੱਖਰ ਤੋਂ ਬਿਨਾ ਸਦਾ ਸੰਸਾਰ ਨਾਲ ਚੱਲਿਆ ਜਾਂਦਾ ਨਾ ਕਰਤਾਰ ਵਿੱਚ 52 ਅੱਖਰ ਲੋਕ ਤਰੇ ਸਭ ਕਿਛੇ ਨਹੀਂ ਮਾਹੇ ਅਖਰੀ ਨਾਮ ਅਖਰੀ ਸਲਾਹ 52 ਅੱਖਰ ਦੇਵਨਾਗਰੀ ਹੈ ਨਾ ਸੰਸਕ੍ਰਿਤ ਵੀ ਕਹਿੰਦੇ 52 ਅੱਖਰ ਲੋਕ ਤਰੇ ਸਭ ਕਿਛ ਇਨਹੀ ਮਾਹੇ ਪਰ ਅੱਗੇ ਆਵੇਗਾ ਜਿਨੇ ਇਹ ਲਿਖੇ ਤਿਸਰ ਨਾ ਕੇ ਇਹ ਸਾਡੇ ਲਈ ਅੱਖਰ ਨੇ ਹੁਣ ਅਸੀਂ ਜੇ ਕਹੀਏ ਰੱਬ ਪੰਜਾਬੀ ਸਮਝਦਾ ਵੀ ਝੂਠ ਹੈ ਇਹ ਅੱਖਰ ਤੇਰੇ ਅੰਦਰ ਨੂੰ ਚਲਾਉਣ ਵਾਸਤੇ ਨੇ ਜਿੰਨੂੰ ਤੂੰ ਗੱਲਾਂ ਸੁਣਾਣਾ ਪਿਆ ਗੁਰੂ ਨਾਨਕ ਅੱਜ ਕਹਿਣਗੇ ਉਹ ਤਾਂ ਅੱਖਰਾਂ ਚਾਉਂਦੇ ਹੀ ਨਹੀਂ 52 ਅੱਖਰ ਲੋਕ ਤਰੇ ਸਭ ਕਿਛੇ ਨਹੀਂ ਮਾਏ ਇਹ ਅੱਖਰ ਖਿਰ ਜਾਏਗੇ ਉਹ ਅਖਰ ਮੇਰੇ ਮਨ ਸੇ ਅੱਜ ਭਾਵੇਂ ਚਲੋ ਮੈਂ ਪਾਠ ਦਾ ਅਖਰ ਦਾ ਅਰਥ ਜਿਹਨੇ ਖਿਰਨਾ ਨਹੀਂ जिन्हें ਮਿਟਣਾ ਨਹੀਂ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਨਾ ਨਾਖੇ ਉਹ ਇਹਦੇ ਚ ਨਹੀਂ ਜਿੰਨੇ ਨਹੀਂ ਖਤਮ ਹੋਣਾ ਉਸ ਦਿਨ ਅਸੀਂ ਪੜਿਆ ਕਬੀਰ ਸਾਹਿਬ ਕਿਵੇਂ ਫੱਟੀ ਲਿਖਦਾ ਓੰਕਾਰ ਆਦ ਮੈਂ ਜਾਣਾ ਮੈਨੂੰ ਵੀ ਪਤਾ ਓੰਕਾਰ ਆਦ ਪਰ ਜਿਹੜਾ ਤੂੰ ਊੜਾ ਖੁੱਲਾ ਪਾ ਕੇ ਸੀ ਆਪਣੀ ਕਹੀਏ ਤੂੰ ਓੰਕਾਰ ਲਿਖ ਰਿਹਾ ਪੱਟੀ ਤੇ ਕਾਗਜ਼ ਤੇ ਪਰ ਉਹ ਇਹਦੇ ਚ ਨਹੀਂ ਹੋਏ ਨਾ ਇਹ ਤੇਰੇ ਵਾਸਤੇ ਓੰਕਾਰ ਵੈਗਰੂ ਨੂੰ ਬੇਦਬੀ ਨਾ ਸਮਝਿਓ ਕਿਉਂਕਿ ਤੂੰ ਫੱਟੀ ਤੇ ਲਿਖ ਦਿੱਤਾ ਓੰਕਾਰ ਪਰਤ ਕੇ ਨਿਆਣੇ ਨੂੰ ਕਹਿ ਦਿੱਤਾ ਗਾਚੀ ਨਾਲ ਪਹੁੰਚ ਦੇ ਚੇਤੇ ਰੱਖਿਓ ਨਾ ਲਿਖਿਆ ਜਾਂਦਾ ਤੇ ਨਾ ਪੋਚਿਆ ਜਾਂਦਾ ਤੇਰੇ ਸਮਝਣ ਵਾਸਤੇ ਓੰਕਾਰ ਆਦ ਮੈਂ ਜਾਨਣਾ ਲਿਖਰ ਮੇਟੇ ਤਾਂ ਨਾ ਮੰਨਣਾ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਜੀ ਸ਼ੁਰੂਆਤ ਕਰਦੇ ਅੱਖਰ ਅੱਖਰਾਂ ਦੀ ਬਹੁਤ ਵੱਡੀ ਮਹਾਨਤਾ ਹੈ ਗੁਰੂ ਘਰ 'ਚ ਵਿਦਿਆ ਨੂੰ ਬਹੁਤ ਇੱਥੋਂ ਤੱਕ ਮਹਾਨਤਾ ਵੀ ਬੜੀ ਹੈ ਅੱਖਰਾਂ ਦੀ ਖਾਤਰ ਲੋਕ ਮਰਦੇ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਨਾਮਦੇਵ ਨੂੰ ਇਸੇ ਕਰਕੇ ਤਸੀਹੇ ਦਿੱਤੇ ਅੱਖਰਾਂ ਦੀ ਸਜ਼ਾ ਖੁਦਾ ਬੋਲ ਰਾਮ ਨਹੀਂ ਬੋਲਣਾ ਉਹ ਕਹਿੰਦਾ ਇੱਕੋ ਹੀ ਏ ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਉਹ ਵੀ ਅੱਗੋਂ ਕਹਿੰਦਾ ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪਰੈ ਤੋ ਹਰ ਗੁਣ ਗਾਏ ਲੜਾਈ ਤਾਂ ਉੱਥੇ ਵੀ ਅੱਖਰਾਂ ਦੀ ਆ ਗਈ ਮੈਂ ਬੇਨਤੀ ਕਰਾਂਗਾ ਕਿ ਅੱਖਰ ਪਰ ਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ ਉਹਨਾਂ ਨੇ ਅਰਬੀ ਸੰਸਕ੍ਰਿਤ ਮਿਲਾਤੀ ਸਮਸਤੁਲ ਕੀ ਹੈ ਸਮਸਤੁਲ ਸ਼ਬਦ ਸੰਸਕ੍ਰਿਤ ਤੇ ਅਰਬੀ ਦੋਨੋਂ ਇਕੱਠੇ ਨੇ ਸਮਸਤ ਸੰਸਕ੍ਰਿਤ ਤੇ ਉਲ ਅਰਬੀ ਹੈ ਬਾਬੇ ਨੇ ਕਿਹਾ ਤੂੰ ਲੜੀ ਜੋ ਸਾਡੀ ਅਰਬੀ ਸਾਡੀ ਸੰਸਕ੍ਰਿਤ ਮੈਂ ਦੋਵੇਂ ਇਕੱਠੇ ਕਰਕੇ ਰੱਬ ਦੇ ਗੀਤ ਗਾਉਣਾ ਇਹ ਨਵੀਂ ਵੋਕੈਬਲਰੀ ਹੈ ਜਾਬ ਸਾਹਿਬ ਦੀ ਸਮਸਤੁਲ ਗੁਰੂ ਸਾਹਿਬ ਜੀ ਅੱਖਰਾਂ ਦੀ ਜਦੋਂ ਗੱਲ ਕਰਦੇ ਆ ਕਹਿੰਦੇ ਅੱਖਰ ਬੜੀ ਵੱਡੀ ਚੀਜ਼ ਨੇ ਪਰ ਸ਼ਰਤ ਕੇ ਅੱਖਰਾਂ ਰਹੀ ਉਹਦੀ ਸਿਫਤ ਇਹਨਾਂ ਨੂੰ ਵਰਤ ਉਹਦੀ ਸਿਫਤ 'ਚ ਗੁਰੂ ਨਾਨਕ ਸਾਹਿਬ ਪਾਂਦੇ ਕੋਲ ਜਾਂਦੇ ਆ ਬਾਬਾ ਕਾਲੂ ਸਾਹਿਬ ਲੈ ਕੇ ਗਏ ਆ ਕਿੰਨੇ ਸ਼ੱਕਰ ਨਾਲ ਲੈ ਕੇ ਗਏ ਤੇ ਗੁਰੂ ਸਾਹਿਬ ਜਦੋਂ ਜਾਂਦੇ ਆ ਪਾਂਦਾ ਹਜ਼ੂਰ ਦੇ ਪਵਿੱਤਰ ਦੀਦਾਰ ਕਰਦਾ ਹੈ ਪੱਟੀ ਲਿਖ ਦਿੰਦੇ ਆ ਕੁਝ ਦਿਨਾਂ ਬਾਅਦ ਅੱਜ ਆਏ ਨੇ ਖਮੋਸ਼ ਨੇ ਜਦੋਂ ਕਹਿੰਦਾ ਲਿਖਣ ਬਾਰੇ ਗੁਰੂ ਜੀ ਕਹਿੰਦੇ ਆ ਪਾਂਦਾ ਜੀ ਕਾਹਦੇ ਲਈ ਅੱਖਰ ਲਿਖ ਰਹੇ ਆ ਕਹਿੰਦੇ ਨਾਨਕ ਇਹਦੇ ਨਾਲ ਤੇਰੀ تعلیم ਵਿਦਿਆ ਦਾ ਵਿਕਾਸ ਹੋਵੇਗਾ ਮਹਾਰਾਜ ਕਹਿੰਦੇ ਫਿਰ ਫਿਰ ਕਿਨੇ ਤੈਨੂੰ ਲੇਖੇ ਜੋਖੇ ਦਾ ਪਤਾ ਲੱਗ ਜਾਏਗਾ ਮਹਾਰਾਜ ਕਹਿੰਦੇ ਫਿਰ ਕਹਿੰਦੇ ਫਿਰ ਲੇਖਾ ਕਰਨਾ ਸਿੱਖ ਜਾਏਗਾ ਬਾਪੂ ਦੀ ਤਰ੍ਹਾਂ ਪਟਵਾਰੀ ਬਣੇਗਾ ਤੂੰ ਹਿਸਾਬ ਕਿਤਾਬ ਰੱਖੇਗਾ ਮਹਾਰਾਜ ਕਹਿੰਦੇ ਫਿਰ ਫਿਰ ਕਹਿੰਦੇ ਤੂੰ ਤਨਾੜ ਹੋ ਜਾਏਗਾ ਫੱਟੀ ਰੱਖ ਕੇ ਕਹਿੰਦੇ ਨੇ ਫਿਰ ਇਹ ਅੱਖਰ ਨਹੀਂ ਸਿੱਖਣੇ ਅੱਖਰਾਂ ਨੂੰ ਮੈਂ ਪਿਆਰ ਕਰਨਾ ਜੇ ਇਹ ਸਿੱਖ ਕੇ ਦੁਨੀਆ ਦਾ ਲੇਖ ਹੀ ਕਰਨਾ ਹੈ ਤੇ ਮੇਰੇ ਗੱਲ 'ਚ ਲੇਖਾ ਪਈ ਜਾਣਾ ਫੱਟੀ ਲਿਖਾ ਪਰ ਮੈਨੂੰ ਉਹ ਲੇਖਾ ਲਿਖਾ ਦੇ ਜਿਹੜਾ ਲਿਖਣ ਨਾਲ ਕਰਮਾਂ ਦਾ ਲੇਖਾ ਮਿਟ ਜਾਂਦਾ ਹੈ ਅੱਖਰ ਤਾਂ ਉਹਨਾਂ ਵੀ ਕਿਵੇਂ ਪੜਾਂਗਾ ਪਾਂਦਾ ਕਹਿੰਦਾ ਇਹ ਤਾਂ ਸਵਾਲ ਹੀ ਨਵੇਂ ਗੁਰੂ ਜੀ ਕਹਿੰਦੇ ਫਿਰ ਤੂੰ ਕਾਹਦਾ ਪੜਿਆ ਇੱਕ ਬਚਨ ਹੈ ਜਦੋਂ ਪੱਟੀ ਲਿਖੀ ਨਾ ਮਹਾਰਾਜ ਨੇ ਉੱਥੇ ਕਿਹਾ ਸੀ ਇਹ ਪੱਟੀ ਲਿਖੀ ਜ਼ਰੂਰ ਨੇ ਉੱਥੇ ਕਿਹਾ ਹਜ਼ੂਰ ਨੇ ਕਿਹਾ ਸੱਸੈ ਸੋਏ ਸ੍ਰਿਸ਼ਟੀ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹਿਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਵਲ ਭਇਆ ਉੰਜ ਵੈਸੇ ਗੁਰਮਖੀ ਡਾੜੇ ਦੇ ਸਾਊਂਡ ਨਾਲ ਹੀ ਚੱਲਦੀ ਹੈ ਤੇ ਸਾਡੇ ਦੇ ਨਾੜੇ ਡਾੜੇ ਦੇ ਸਾਊਂਡ ਨਾਲ ਮੁੱਕਦੀ ਹੈ ਪਤਾ ਨਹੀਂ ਇਹ ਚ ਕੀ ਰਮਜ ਊੜਾ ਡਾੜਾ ਆ ਗਿਆ ਨਾ ਅਖੀਰ ਤੇ ਯਈਆ ਰਾਰਾ ਲੱਲਾ ਵਾਵਾ ਅੱਗੇ ਕੀ ਹੈ ਬਾ ਯਾਦ ਰੱਖਿਓ ਡਾੜੇ ਤੂੰ ਸ਼ੁਰੂ ਹੀ ਡਾੜੇ ਤੇ ਮੁੱਕੀ ਹੈ ਈੜੀ ਸਿਰਫ ਇੱਕੋ ਕੋਈ ਸਤਰੀਲਿੰਗ ਹੈ ਬਾਕੀ ਸਾਰੇ ਅੱਖਰ ਪੁਲਿੰਗ ਚ ਨੇ ਹਜ਼ੂਰ ਕਹਿੰਦੇ ਨੇ ਸਹਿ ਸੋਏ ਸਖਰ ਵਰਤ ਰਿਆ ਸਹਿ ਸੋਏ ਸ੍ਰੀ ਜਿਨ ਸਾਜੀ ਅਖਰੀ ਨਾਮ ਅਖਰੀ ਸਲਾ ਸਹਿ ਸੋਏ ਸ੍ਰੀ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹਿ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਭਲ ਪਿਆ ਊੜੈ ਉਪਮਾ ਤਾਂ ਕੀ ਕੀਜੈ ਜਾਂ ਕਾ ਅੰਤ ਨਾ ਪਾਇਆ ਕਰ ਨਾ ਅਖਰਾਂ ਨਾਲ ਸਿਫਤ ਪੰਦਾ ਚੁੱਪ ਕਰ ਗਿਆ ਬਾਬਾ ਜੀ ਫਿਰ ਰਾਉਤ ਪਤਾ ਕੀ ਬੋਲਦਿਆ ਇਹ ਪੱਟੀ ਦੀ ਕਥਾ ਨਿਊਜ਼ੀਲੈਂਡ ਦਾਸਕਾਰ ਹੈ ਇਸ ਕਰਕੇ ਮੈਂ ਮੇਰਾ ਖਿਆਲ ਪੀਟੀਸੀ ਦੇ ਚੱਲੀ ਕੋਣੀ ਹੈ ਪੱਟੀ ਦੀ ਕਥਾ ਮਹਾਰਾਜ ਕਹਿੰਦੇ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵੇਂ ਵੀਰਾ ਤਉ ਪੜਿਆ ਉੱਥੇ ਸ਼ਬਦ ਲੇਖਾ ਵਰਤਿਆ ਇਹਦਾ ਮਤਲਬ ਇਹ ਪੰਦੇ ਨੂੰ ਹੀ ਮੁਖਾਤਬ ਕੀਤਾ ਹਮਾਰ ਮਹਾਰਾਜ ਕਹਿੰਦੇ ਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵੈ ਵੀਰਾ ਤਉ ਪੜਿਆ ਜਿੱਦਨ ਲੇਖਾ ਦੇ ਗਿਆ ਉਦੋਂ ਤੂੰ ਪੜਿਆ ਹੈ ਮੈਂ ਕਹਿੰਦਾ ਕਿੰਨੇ ਖੁਸ਼ਕ ਮਿਸਈ ਪਾਂਦੇ ਨੇ ਇੱਕ ਪਾਸੇ ਫੱਟੀ ਰੱਖ ਕੇ ਹੱਥ ਜੋੜ ਕੇ ਕਿਹਾ ਮੇਰੇ ਉਸਤਾਦਾ ਮੈਂ ਤਾਂ ਦੁਨੀਆ ਦੇ ਲੰਡੇ ਲੇਖੇ ਲੰਡੇ ਵੀ ਸਿਖਾਉਂਦੇ ਸਨ ਨਾ ਆਪ ਨੂੰ ਪਤਾ ਹੋਣਾ ਮੈਂ ਦੁਨੀਆ ਦੇ ਲੇਖੇ ਸਿਖਾਏ ਐ ਉਸਤਾਦਾਂ ਦੇ ਉਸਤਾਦ ਮੈਨੂੰ ਦੱਸੋ ਪੱਟੀ ਕਿਵੇਂ ਲਿਖੀ ਜਾਂਦੀ ਜਿਹਦੇ ਨਾਲ ਲੇਖੇ ਮੁੱਕ ਜਾਂਦੇ ਅਹਿਸਾਸ ਕਰਾ ਦਿੱਤਾ ਫਿਰ ਗੁਰੂ ਜੀ ਰੱਬੀ ਰੰਗ ਚ ਰੱਤੇ ਕਹਿਣ ਲੱਗੇ ਪਾਂਦਾ ਜੀ ਪਹਿਲਾਂ ਸ਼ਾਹੀ ਬਣਾਈਏ ਕਿਉਂਕਿ ਫੱਟੀ ਲਿਖਣ ਤੋਂ ਪਹਿਲਾਂ ਸ਼ਾਹੀਆਂ ਘਰਾਂ 'ਚ ਬਣਾਉਂਦੇ ਸਨ ਨਾ ਸ਼ਾਹੀ ਬਣਾਈਏ ਕਹਿੰਦਾ ਨਾਨਕ ਮੈਨੂੰ ਤੇਰੀ ਰਮਜਾਂ ਸਮਝ ਨਹੀਂ ਪੈਂਦੀਆਂ ਕਹਿੰਦੇ ਨੇ ਕੋਲੇ ਸਾੜ ਕੇ ਆਪਾਂ ਸ਼ਾਹੀ ਬਣਾਉਂਦੇ ਆ ਕਹਿੰਦੇ ਨੇ ਬਾਹਰ ਦੀਆਂ ਫੱਟੀਆਂ ਲਿਖਣ ਲੱਗਿਆਂ ਲੇਖੇ ਲਿਖਣ ਲੱਗਿਆਂ ਕੋਲੇ ਸਾੜ ਕੇ ਪੀ ਕੇ ਸ਼ਾਹੀ ਬਣਦੀ ਏ ਅੰਦਰ ਦੀ ਫੱਟੀ ਲਿਖਣ ਵਾਸਤੇ ਸਰੀਰ ਦਾ ਮੋਹ ਸਾੜਨਾ ਪੈਂਦਾ ਹੈ ਇੰਦਰੀਆਂ ਦੀ ਵਾਸ਼ਨਾ ਨੂੰ ਖਤਮ ਕਰ ਹੁਣ ਉਹ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਲਿਖ ਜ਼ਰੂਰ ਅਖਰੀ ਜਾਲ ਮੋਹ ਸਾੜ ਦੇ ਸਰੀਰ ਦੇ ਦੇਹ ਦੇ ਆਸ ਨੂੰ ਘਸ ਮਸ ਕਰ ਉਹਨੂੰ ਕਸਾ ਦੇ ਪੀ ਦੇ ਮਤ ਕਾਗਦ ਕਰ ਸਾਰ ਆਪਣੀ ਸ੍ਰੇਸ਼ਟ ਬੁੱਧੀ ਨੂੰ ਕਾਗਜ਼ ਬਣਾ ਇਹਦੇ ਉੱਤੇ ਲਿਖੀਏ ਜਾਲ ਮੋਹ ਘਸ ਮਸ ਕਰ ਮਤ ਕਾਗਰਸ ਸਾਰ ਭਾਉ ਕਲਮ ਕਰ ਚਿੱਤ ਲਖਾਰੀ ਪੁੱਛ ਲਿਖ ਵਿਚਾਰ ਕਹਿੰਦੇ ਨੇ ਅੱਖਰ ਲਿਖ ਚਿੱਤ ਨੂੰ ਕਲਮ ਬਣਾ ਵੈਗਰੂ ਚਿੱਤ ਨੂੰ ਲਖਾਰੀ ਬਣਾ ਪ੍ਰੇਮ ਨੂੰ ਕਲਮ ਬਣਾ ਆਪਣੀ ਮਰਜ਼ੀ ਨਾਲ ਨਹੀਂ ਲਿਖਣਾ ਗੁਰੂ ਨੂੰ ਪੁੱਛ ਕੇ ਲਿਖੀਦਾ ਕਿ ਮਤ ਉੱਤੇ ਕੀ ਲਿਖੀਏ ਆਪਣੀ ਮਰਜ਼ੀ ਨਾਲ ਅੱਖਰ ਲਿਖੇ ਹੋਏ ਰਿਜ਼ਲਟ ਪੈੜਾ ਦਿੰਦੇ ਆ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਵਿਚਾਰ ਪਾਂਦਾ ਹੱਥ ਜੋੜ ਕੇ ਕਹਿੰਦਾ ਮੇਰੇ ਗੁਰੂਆਂ ਦੇ ਗੁਰੂ ਤੂੰ ਦੱਸ ਕੀ ਲਿਖਾਂ ਬਾਬਾ ਜੀ ਕਹਿੰਦੇ ਲਿਖ ਨਾਮ ਅਖਰੀ ਨਾਮ ਅਖਰੀ ਸਲਾਹ ਲਿਖ ਨਾਮ ਅੱਗੇ ਕਿਆ ਸਲਾਹ ਲਿਖ ਅੱਖਰ ਚ ਨਾਮ ਲਿਖ ਤੇ ਨਾਮ ਕੱਲਾ ਇਹ ਨਾ ਲਿਖ ਤੂੰ ਹੁਣ ਤੂੰ ਹੁਣ ਉਹਨੂੰ ਗਾ ਨਾਮ ਖੈ ਪਰ ਨਾਮ ਦੀ ਸਲਉਤਾ ਕਰ ਲਿਖ ਨਾਮ ਸਲਾ ਲਿਖ ਅਗਲਾ ਬਚਨ ਲਿਖ ਅੰਤ ਨਾ ਪਾਰਾਵਾਰ ਜਿਨੇ ਇਹ ਲਿਖੇ ਤੇ ਸਿਰ ਨਾ ਕੀ ਅੱਖਰ ਲੈ ਕੇ ਕਹਿ ਮੈਂ ਤੈਨੂੰ ਗਾਉਣ ਲਈ ਗਾਉਣ ਅੱਖਰ ਵਰ ਜੋੜਿਆ ਉੰਜ ਤੂੰ ਅੱਖਰਾਂ ਵਿੱਚ ਨਹੀਂ ਹੁੰਦਾ ਅਖਰੀ ਨਾਮ ਅਖਰੀ ਸਲਾਹ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾਵਾਰ ਬਾਬਾ ਇਹ ਲੇਖਾਂ ਲਿਖ ਜਾਣ ਜਿੱਥੇ ਲੇਖਾਂ ਮੰਗੀਐ ਤਿੱਤੇ ਹੋਏ ਸੱਚਾ ਨਿਸ਼ਾਨ ਤੇਰੇ ਮੱਥੇ ਤੋਂ ਅੱਖਰ ਚਮਕੇ ਰੱਬ ਦੀ ਬੰਦਗੀ ਕਰਨ ਵਾਲਾ ਆ ਬਾਬਾ ਜੀ ਕਹਿੰਦੇ ਆ ਲਿਖੀ ਅੱਜ ਅੱਜ ਗੁਰੂ ਜੀ ਨੇ ਜਿਹੜੇ ਸ਼ਬਦ ਵਰਤੇ ਅਖਰੀ ਨਾਮ ਮੈਂ ਸੰਖੇਪ ਜੇ ਕਰ ਦਿੱਤੇ ਸਮੁੱਚੇ ਭਾਵ ਅੱਖਰਾਂ ਨਾਲ ਹੀ ਨਾਮ ਜਪਿਆ ਜਾਣਾ ਹੈ ਉਸ ਦਿਨ ਮੈਂ ਕਿਹਾ ਸੀ ਕਿੱਡੀ ਬਦ ਕਿਸਮਤੀ ਹੈ ਜਿਹੜੇ ਬੰਦੇ ਗੁਰੂ ਸ਼ਬਦ ਦੇ ਜਾਪ ਅੱਖਰ ਨੂੰ ਖੰਡਨ ਕਰਨ ਤੁਰ ਪੈਂਦੇ ਗੁਰੂ ਕਹਿੰਦਾ ਨਹੀਂ ਅੱਖਰ ਤੋਂ ਬਿਨਾ ਸਿਫਤ ਨਹੀਂ ਹੁੰਦੀ ਅੱਖਰ ਜ਼ਰੂਰੀ ਹੈ ਅੱਖਰ ਜੁੜਦਾ ਅਖਰੀ ਨਾਮ ਅਖਰੀ ਸਾਲਾਹ ਅੱਖਰਾਂ ਰਹੀ ਉਹਦੀ ਸਿਫਤ ਸਲਾਹ ਕਰ ਅਖਰੀ ਗਿਆਨ ਰੱਬੀ ਗਿਆਨ ਅੱਖਰਾਂ ਨਾਲ ਅੱਗੇ ਤੁਰੇਗਾ ਆਦਾਨ ਪ੍ਰਦਾਨ ਕਰ ਮਹਾਰਾਜ ਕਹਿੰਦੇ ਅਖਰੀ ਗਿਆਨ ਗੀਤ ਪਰਮਾਤਮਾ ਦੇ ਗੀਤ ਸਿਬਤ ਸਲਾਹ ਦੇ ਗੀਤ ਗੁਣ ਗਾਹਾ ਗਾਣਾ ਦਾ ਅਰਥ ਮੰਥਨ ਕਰਨਾ ਵਿਚਾਰਨਾ ਅੱਖਰਾਂ ਨਾਲ ਉਹਦੇ ਰੱਬੀ ਗਿਆਨ ਦੇ ਗੀਤ ਗਾ ਅੱਖਰਾਂ ਨਾਲ ਤੂੰ ਦਾ ਮੰਥਨ ਕਰ ਸਕਣਾ ਹੁਣ ਆਪਾਂ ਬੋਲ ਰਹੇ ਆ ਇਹ ਜਿਹੜੇ ਅਰਥ ਹੋ ਰਹੇ ਨੇ ਮੈਂ ਚੁੱਪ ਕਰਕੇ ਬਹਿ ਜਾ ਆਪਾਂ ਕਹਿੰਦੇ ਨੂੰ ਕੀ ਹੋ ਗਿਆ ਕਿਉਂਕਿ ਅੱਖਰਾਂ ਦਾ ਮੰਥਨ ਕਰਨ ਵਾਸਤੇ ਵੀ ਅੱਖਰ ਚਾਹੀਦਾ ਹੈ ਅਖਰੀ ਗਿਆਨ ਗੀਤ ਗੁਣ ਗਾਹ ਅੱਗੇ ਮਹਾਰਾਜ ਕਹਿੰਦੇ ਨੇ ਅਖਰੀ ਲਿਖਣ ਬੋਲਣ ਇਸ ਦੋਨੋਂ ਨਾਨੇ ਨਾਣੇ ਨਾਲ ਨੇ ਅਖਰੀ ਲਿਖਣ ਬੋਲਣ ਬਾਣ ਇਹ ਤਿੰਨੇ ਨਾਣੇ ਨਾਲ ਆ ਗਏ ਜੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ ਅੱਖਰਾਂ ਨਾਲ ਬਾਣੀ ਬੋਲੀ ਜਾਂਦੀ ਹੈ ਇਹ ਮੇਰੀ ਬੇਨਤੀ ਸੁਣਿਓ ਕਈਆਂ ਨੇ ਬਾਣ ਦੇ ਅਰਥ ਕੀਤੇ ਆ ਆਦਤ ਬਾਣਾ ਬਾਣੀ ਬੋਲ ਫਿਰ ਬੇਨਤੀ ਅਖਰੀ ਲਿਖਣ ਬੋਲਣ ਬਾਣ ਆਪਣੀ ਬਾਣੀ ਨੂੰ ਤੂੰ ਲਿਖ ਕੇ ਦੱਸ ਸਕਣਾ ਸੱਚ ਏਵੇ ਅੱਖਰਾਂ ਨੂੰ ਹੀ ਤੂੰ ਬੋਲੇਗਾ ਬਾਣੀ ਬੋਲੀ ਵੀ ਜਾਏਗੀ ਅੱਖਰਾਂ ਨਾਲ ਤੇ ਬਾਣੀ ਲਿਖੀ ਵੀ ਜਾਏਗੀ ਅੱਖਰਾਂ ਦੇ ਨਾਲ ਬੋਲ ਜਿਹੜੇ ਨੇ ਉਹ ਅੱਖਰਾਂ ਨਾਲ ਚੱਲਣਗੇ ਅੱਖਰੀ ਲਿਖਣ ਬੋਲਣ ਬਾਣ ਮਹਾਰਾਜ ਕਹਿੰਦੇ ਅੱਖਰਾਂ ਸਿਰ ਸੰਜੋਗ ਵਖਾਣ ਵਖਾਣ ਕਿਹਾ ਜਾਂਦਾ ਹੈ ਇਹ ਬੋਲਦੇ ਆ ਗੁਰੂ ਜੀ ਕਿ ਤੇਰੇ ਮੱਥੇ ਦੇ ਉੱਤਰ ਵੀ ਮਿਲਾਪ ਦੇ ਅੱਖਰ ਲਿਖੇ ਜਾਣੇ ਨੇ ਬੇਨਤੀ ਸੁਣਿਓ ਉਹ ਗੁਰੂ ਜੀ ਕਹਿੰਦੇ ਉਹ ਵੀ ਅੱਖਰ ਨੇ ਸੰਜੋਗ ਮਿਲਾ ਵੀ ਨਾਨਕ ਸਤਗੁਰ ਤਿਨਾ ਮਿਲਾਇਆ ਜਿਨੇ ਧੁਰੇ ਪਿਆ ਸੰਜੋਗ ਉਹ ਧੁਰ ਤੋਂ ਲਿਖੇ ਆ ਗੁਰੂ ਜੀ ਕਹਿ ਰਿਹਾ ਅੱਖਰਾਂ ਨਾਲ ਮਿਲਾਪ ਹੋ ਰਿਹਾ ਅੱਖਰ ਬੋਲੇ ਜਾ ਰਿਹਾ ਅੱਖਰਾਂ ਰਹੀ ਬਾਣੀ ਹੈ ਅੱਖਰਾਂ ਸਿਰ ਸੰਜੋਗ ਵਖਾਣ ਅੱਖਰਾਂ ਰਾਈ ਜਾਂ ਅੱਖਰਾਂ ਦੇ ਉੱਤੇ ਮਿਲਾਪ ਦਾ ਤਰੀਕਾ ਵੀ ਜੇ ਦੇ ਅਰਥ ਕਰੀਏ ਕਿ ਸੱਚ ਇਹ ਮਿਲਣਾ ਤੇ ਅੱਖਰਾਂ ਨੂੰ ਸੇਤੂ ਬਣਾ ਸ਼ਬਦ ਨੂੰ ਸੇਤੂ ਬਣਾ ਗੁਰੂ ਜੀ ਅੱਗੇ ਕਹਿੰਦੇ ਨੇ ਪਰ ਇਹ ਗੱਲ ਚੇਤੇ ਰੱਖੀ ਅੱਖਰ ਤੂੰ ਜੀ ਸਦਕੇ ਬੋਲ ਪਰ ਇਹ ਮਤ ਕਹੀਂ ਕਿ ਮੈਂ ਅੱਖਰਾਂ ਨਿਰੰਤ ਪਾ ਲਿਆ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਉਸ ਉੱਤੇ ਅੱਖਰ ਨਹੀਂ ਲਾਗੂ ਹੋਣਗੇ ਇਹ ਇਸ ਨੂੰ ਫਿਰ ਬੇਨਤੀ ਨੂੰ ਸੁਣਿਓ ਜੇ ਅਸੀਂ ਇਹ ਕਹੀਏ ਵੀ ਅਸੀਂ ਅੱਖਰ ਕਹਿੰਨੇ ਆ ਤੇ ਤਾਂ ਉਹਦੀ ਹੋਂਦ ਇਹ ਝੂਠ ਹੈ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸੀ ਆਇਆ ਰੱਬ ਉਦਨ ਵੀ ਸੀ ਜਿੱਦਨ ਕੁਰਾਨ ਨਹੀਂ ਆਈ ਅਰਬਿਕ ਰੱਬ ਉਦਨ ਵੀ ਹੈ ਇਹ ਅੱਖਰ ਤੇਰੇ ਭਲੇ ਲਈ ਨੇ ਪਰ ਉਹ ਅੱਖਰਾਂ ਦਾ ਮੁਤਾਜ ਕੋਈ ਨਹੀਂ ਉਹਦੇ ਉੱਤੇ ਕੋਈ ਅੱਖਰ ਲਾਗੂ ਨਹੀਂ ਹੁੰਦਾ ਕਿਹੜਾ ਅੱਖਰ ਉਹਦੇ ਤੇ ਲਾਗੂ ਕਰਾਂਗੇ ਗੁਰੂ ਜੀ ਕਹਿ ਰਿਹਾ ਕਿ ਦੇਖੋ ਜਿਨੇ ਇਹ ਲਿਖੇ ਤੇ ਸਰਨਾਏ ਜਿਨੇ ਉਹ ਲਿਖੇ ਨੇ ਅੱਖਰ ਇਹਦੇ ਅਰਥ ਥੋੜੇ ਜਿਹਾ ਇਉਂ ਕਰ ਲਈਏ ਸਾਡੇ ਮਸਤਕ ਦੇ ਲੇਖ ਤੂੰ ਲਿਖੇ ਨੇ ਸੌਖੇ ਹੋਣਗੇ ਇਸ ਤਰ੍ਹਾਂ ਕਿਉਂਕਿ ਮਹਾਰਾਜ ਕਹਿੰਦੇ ਅਕਰਾ ਸਿਰ ਸੰਜੋਗ ਬਖਾਨ ਜਿਨ ਇਹ ਲਿਖੇ ਤੇ ਸਿਰ ਨਾਗੇ ਤੇਰੇ ਮੱਥੇ ਦੇ ਲੇਖ ਲਿਖੇ ਆ ਮਿਲਾਪ ਹੈ ਵਿਜੋਗ ਹੈ ਪਰ ਸੱਚੇ ਵੇ ਜਿੰਨੇ ਅੱਖਰ ਤੇਰੇ ਲਈ ਲਿਖਿਆ ਉਹਦੇ ਉੱਤੇ ਅੱਖਰਾਂ ਵਾਲਾ ਕਨਸੈਪਟ ਲਾਗੂ ਨਹੀਂ ਹੁੰਦਾ ਉਹਦਾ ਕੋਈ ਅੱਖਰ ਨਹੀਂ ਉਹਨੂੰ ਉਹਦੇ ਮੱਥੇ ਤੇ ਕਿੰਨੇ ਅੱਖਰ ਲਿਖਣੇ ਨੇ ਮਹਾਰਾਜ ਕਹਿ ਰਿਹਾ ਜਿੰਨੇ ਲਿਖੇ ਤਿਸ ਸਿਰ ਨਾ ਹੈ ਉਹਦੇ ਉੱਤੇ ਕੁਝ ਨਹੀਂ ਹੁਣ ਅੱਗੇ ਫਿਰ ਆ ਗਿਆ ਜੀ ਉਹੀ ਤੁਕ ਹੁਕਮ ਹੈ ਅੰਦਰ ਮਹਾਰਾਜ ਕਹਿੰਦੇ ਨੇ ਜਿਵ ਫਰਮਾਏ ਤਿਵ ਪਾਹੇ ਜਿਵੇਂ ਉਹ ਫਰਮਾਂਦਾ ਹੈ ਜਿਵੇਂ ਉਹ ਬਚਨ ਕਰਦਾ ਹੈ ਉਸੇ ਤਰ੍ਹਾਂ ਜੀਵ ਪਾ ਰਿਹਾ ਹੈ ਉਸੇ ਤਰ੍ਹਾਂ ਵਿਚਰ ਰਿਹਾ ਹੈ ਹੁਣ ਇਹਦਾ ਮਤਲਬ ਇੱਥੇ ਗੁਰੂ ਜੀ ਕਹਿ ਰਿਹਾ ਕਿ ਜੇ ਫਰਮਾਏ ਤਿਵਤੀ ਪਾਹੇ ਜਿਵੇਂ ਕਿਸੇ ਲਿਖ ਦਿੱਤਾ ਧਰਮੀ ਕਿਤੇ ਕੁਕਰਮੀ ਹੁਣ ਅੱਗੇ ਮਹਾਰਾਜ ਫਿਰ ਸਾਡੇ ਤੇ ਬਖਸ਼ਿਸ਼ ਕਰਦੇ ਮਹਾਰਾਜ ਕਹਿੰਦੇ ਹੁਣ ਇਹ ਸਾਰੀ ਗੱਲ ਨੂੰ ਸੁਣ ਕੇ ਫਿਰ ਨਾ ਕਿਤੇ ਤੇਰੇ ਅੰਦਰ ਦੁਬਦਾ ਆ ਜਾਏ ਵੀ ਰੱਬ ਕਹੇ ਜੇਤਾ ਕੀਤਾ ਤੇਤਾ ਨਾ ਜੇਤਾ ਦਰ ਤੇ ਜਿੰਨਾ ਵੀ ਕੀਤਾ ਦਰ ਤੇ ਬਣਾਇਆ ਹੋਇਆ ਇਹਨੂੰ ਫਿਰ ਸੁਣਿਓ ਜੋ ਕੁਝ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਪਰ ਇੱਕ ਗੱਲ ਜ਼ਰੂਰ ਜੇਤਾ ਕੀਤਾ ਜੋ ਕੁਝ ਤੂੰ ਕੀਤਾ ਹੈ ਤੇਤਾ ਨਾਉ ਹਰ ਚੀਜ਼ ਤੇਰੇ ਨਾਮ ਦੇ ਆਸ਼ਰਿਤ ਹੈ ਤੇਰੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਕੀ ਹੈ ਜੇਤਾ ਕੀਤਾ ਤੇਤਾ ਨਾਉ ਜੋ ਕੁਝ ਤੂੰ ਰਚਿਆ ਹਰ ਥਾਂ ਤੇ ਤੇਰਾ ਨਾਮ ਵਰਦਾ ਪਿਆ ਤੇਰੇ ਨਾਮ ਦੀ ਕਲਾ ਤੋਂ ਬਿਨਾ ਕੁਝ ਨਹੀਂ ਰਹਿ ਸਕਦਾ ਚਾਹੇ ਮੁਲਕ ਨੇ ਜੇ ਜੋ ਮਰਜ਼ੀ ਚਲੋ ਇੱਕ ਬਚਨ ਮਹਾਰਾਜ ਦਾ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਖੈ ਰੋ ਕੇ ਰੋਖੇਲੇ ਮਾਗ ਦੇਸ਼ ਕੇ ਮੰਗੇਲੇ ਵੀਰ ਬੰਗ ਸੀ ਬਦੇਲੇ ਪਾਪ ਪੁੰਜ ਕੋ ਮਲਤ ਖੈ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ ਤਿਬਤੀ ਧਿਆਏ ਦੋਖ ਦੇਖ ਕੋ ਦਲਤ ਖੈ ਜਿਨੇ ਤੇ ਧਿਆਇਓ ਤਨੇ ਪੂਰਨ ਪ੍ਰਤਾਪ ਆਇਓ ਸਰਬ ਧਨ ਤਾਮ ਫਲ ਫੂਲ ਸੋ ਫਲ ਤੇ ਜੋ ਮੁਲਕ ਮਲਕ ਜੋ ਕੁਝ ਬਣਾਇਆ ਸਭ ਤੇਰੇ ਨਾਮ ਦੀ ਖੇਡ ਚੱਲਦਾ ਪਿਆ ਮੈਂ ਬੇਨਤੀ ਕਰਾਂਗਾ ਕਿਹੜੀ ਚੀਜ਼ ਹੈ ਜਿਹੜੀ ਨਾਮ ਤੋਂ ਬਿਨਾ ਕਿ ਇਸੇ ਕਰਕੇ ਮੈਂ ਆਪ ਨੂੰ ਕੱਲ ਇੱਕ ਇਸ਼ਾਰਾ ਕੀਤਾ ਸੀ ਕਿ ਅਸੀਂ ਕਹਿੰਨੇ ਆ ਮੈਂ ਰਿਪੀਟ ਕਰ ਲੱਗਾ ਮੰਗਲ ਤੇ ਜੀਵਨ ਲੱਭਨੇ ਆ ਚੰ드ਰਮਾ ਤੇ ਜੀਵਨ ਲੱਭਨੇ ਆ ਗੁਰੂ ਜੀ ਕਹਿੰਦੇ ਆ ਤੂੰ ਆਪਣੇ ਵਰਗਾ ਜੀਵਨ ਲੱਭਣਾ ਤੈਨੂੰ ਇਹ ਨਹੀਂ ਪਤਾ ਰੂਹਾਨੀ ਜੀਵਨ ਕੀ ਹੁੰਦਾ ਹੈ ਅਦ੍ਰਿਸ਼ਟ ਤੇ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਆ ਵੀ ਬੰਕ ਕੇ ਬਗਾਲੀ ਇਸ ਪਲੈਨਟ ਦੀ ਗੱਲ ਹੈ ਨਾ ਪਰਮਾਤਮਾ ਜੇਤਾ ਕੀਤਾ ਤੇਤਾ ਨਾਉ ਜੋ ਕੁਝ ਤੂੰ ਬਣਾਇਆ ਹੈ ਇਹ ਖੰਡ ਬ੍ਰਹਿਮੰਡ ਕਿਹਾ ਗੁਰੂ ਜੀ ਨੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਜਿੱਥੇ ਆਦਮ ਜ਼ਾਤ ਨਹੀਂ ਕੋਈ ਪੰਛੀ ਨਹੀਂ ਕੋਈ ਪੌਦਾ ਨਹੀਂ ਕੋਈ ਪਾਣੀ ਦੀ ਬੂੰਦ ਨਹੀਂ ਮੇਰਾ ਗੁਰੂ ਕਹਿੰਦਾ ਚੇਤੇ ਰੱਖੀ ਤੇਰਾ ਸਰਬ ਵਿਆਪਕ ਰੱਬ ਉਹਦਾ ਨਾਮ ਨੂੰ ਟਿਕਾਈ ਬੈਠਾ ਹੈ ਜੇਤਾ ਕੀਤਾ ਤੇਤਾ ਨਾਉ ਅੱਗੇ ਫਿਰ ਗੁਰੂ ਜੀ ਕਹਿੰਦੇ ਵਿਣ ਨਾਵੇਂ ਨਾਮ ਤੋਂ ਬਿਨਾ ਨਹੀਂ ਇਹਨੂੰ ਪਾਠ ਨੂੰ ਨਹੀਂ ਨਹੀਂ ਪੜਨਾ ਗੁਰਮਖੋ ਕਿਉਂਕਿ ਅਕਸਰ ਜਿੱਥੇ ਇਹ ਕੰਨਾ ਲੱਗਿਆ ਹੁੰਦਾ ਸੀ ਛੱਡ ਜਾਂਦੇ ਨਹੀਂ ਕਈ ਵਾਰੀ ਨਹੀਂ ਵਿਣ ਨਾਮੈ ਨਾਮੈ ਦੁਲਾਵਾ ਨੇ ਨਾਮ ਤੋਂ ਬਿਨਾ ਨਹੀਂ ਨਹੀਂ ਕੋ ਥਾਉ ਕੋਈ ਵੀ ਥਾਂ ਇਹਦੇ ਅਰਥਿਉ ਕਰੀਏ ਜੇਤਾ ਕੀਤਾ ਤੇਤਾ ਨਾਉ ਵਿਣ ਨਾਮੈ ਨਾਹੀ ਕੋ ਥਾਉ ਨਾਮ ਤੋਂ ਬਿਨਾ ਕੋਈ ਥਾਂ ਖਾਲੀ ਨਹੀਂ ਇਸੇ ਕਰਕੇ ਸਿੱਖ ਕਹਿੰਦਾ ਮੈਂ ਜਿੱਥੇ ਵੀ ਜਾਣਾ ਮੈਂ ਕੱਲਾ ਨਹੀਂ ਜਾਂਦਾ ਮੇਰਾ ਗੁਰੂ ਮੇਰੇ ਨਾਲ ਜਾਂਦਾ ਹੈ ਕਿਉਂਕਿ ਨਾਮ ਤਾਂ ਸਾਰੀਆਂ ਥਾਵਾਂ ਤੇ ਹੈ ਕਿਹੜੀ ਜਗ੍ਹਾ ਜਿੱਥੇ ਨਾਮ ਨੇ ਜਹਾਜ਼ 'ਚ ਬੈਠੇ ਹੋ ਗੁਰੂ ਨਾਲ ਇਹ ਤਾਂ ਸ਼ਬਦ ਦੀ ਅੱਜ ਇਹ ਕੱਲ ਅਸੀਂ ਕਥਾ ਕੀਤੀ ਜੀ ਸਵੇਰ ਦੁਪਹਿਰੇ ਇਹ ਭਾਈ ਪਿਰਥਾ ਤੇ ਭਾਈ ਖੇਡਾ ਚਲੋ ਰਿਕਾਰਡ ਹੋ ਜਾਏਗੀ ਗੁਰੂ ਨਾਨਕ ਸਾਹਿਬ ਜੀ ਕੋਲ ਹੁੰਦੇ ਆ ਇੱਕ ਬਚਨ ਕਹਿੰਦੇ ਨੇ ਮਹਾਰਾਜ ਸਾਨੂੰ ਆਪਣੀ ਚਰਨ ਸ਼ਰਨ 'ਚ ਰੱਖੋ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ ਸਾਨੂੰ ਅੰਧ ਨੇ ਆਪਣੇ ਨਾਲ ਰੱਖੋ ਮਹਾਰਾਜ ਕਹਿੰਦੇ ਆ ਭਾਈ ਪਿਰਥਾ ਭਾਈ ਖੇਡਾ ਆ ਮੇਰਾ ਸਰੀਰ ਸਰਗੁਣ ਰੂਪ ਹੈ ਸ਼ਬਦ ਮੇਰਾ ਨਿਰਗੁਣ ਰੂਪ ਹੈ ਸਰਗੁਣ ਨੇ ਟੁੱਟਣਾ ਹੈ ਜੋ ਦਿਸਦਾ ਜਿਹੜਾ ਆਕਾਰ ਹੈ ਨਾ ਇਹ ਬਿਨਸੇਗਾ ਇਹ ਸਰੀਰ ਦਿਸ ਰਿਹਾ ਹੈ ਇਹਦੇ ਨਾਲ ਜੁੜੋਗੇ ਤੇ ਇੱਕ ਦਿਨ ਵਿਛੜੋਗੇ ਕਿਉਂ ਇਹ ਹੁਕਮ ਹੀ ਚੱਲਦਾ ਹੈ ਜੇ ਸ਼ਬਦ ਨਾਲ ਜੁੜੋਗੇ ਕਦੀ ਨਹੀਂ ਵਿਛੜੋਗੇ ਕਿਉਂਕਿ ਸ਼ਬਦ ਕਦੀ ਮਰਦਾ ਨਹੀਂ ਹੁੰਦਾ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਨੇ ਜਿਹੜਾ ਸ਼ਬਦ ਵੀ ਦਿੱਤਾ ਇਸੇ ਕਰਕੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਕਿਉਂਕਿ ਵਿਣ ਨਾਮ ਹੈ ਨਾਹੀ ਕੋ ਥਾਉ ਮੈਂ ਤਾਂ ਕਹਿੰਦਾ ਪੂਰਨ ਸਿੰਘ ਕਹਿੰਦਾ ਸੀ ਓਏ ਇੱਕ ਧਰਤੀ ਤੇ ਕਬਜ਼ਾ ਕਰਕੇ ਕਹਿੰਦੇ ਬਾਬਾ ਸਾਡਾ ਕਹਿੰਦਾ ਚਰਾ ਸੁਰਤ ਚੁੱਕ ਕੇ ਵੇਖੋ ਬਾਬਾ ਕਰੋੜਾਂ ਬ੍ਰਹਿਮੰਡਾਂ ਦਾ ਦਾਤਾ ਹੈ ਕਰੋੜ ਬ੍ਰਹਿਮੰਡ ਕੋ ਠਾਕੁਰ ਸੁਆਮੀ ਇਹਦੇ ਅਖੀਰ ਤੇ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਮੈਂ ਬੇਨਤੀ ਕਰਾਂ ਕਿਹੜੀ ਥਾਂ ਜਿੱਥੇ ਨਹੀਂ ਉਹ ਵਿਣ ਨਾਵੇਂ ਨਾਹੀਂ ਕੋ ਥਾਂ ਹਰ ਥਾਂ ਤੇ ਉਹ ਹੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਆ ਇੱਥੇ ਫਿਰ ਇੱਕ ਪ੍ਰਕਰਨ ਸੰਪੂਰਨ ਕਰ ਦਿੱਤਾ ਇਹ ਸ਼ੁਰੂ ਹੋਇਆ ਪੰਜ ਪ੍ਰਵਾਨ ਤੋਂ ਇੱਥੇ ਗੁਰੂ ਜੀ ਨੇ ਕਿਹਾ ਵਾਹਿਗੁਰੂ ਜੀ ਸੱਚ ਇਹ ਵੇ ਕਿ ਹਰ ਚੀਜ਼ ਇਹ ਤੇਰੀ ਬਣਾਈ ਹੈ ਇਹ ਫਿਰ ਅਸੀਂ ਲਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਖਾਣ ਜਿਨ ਇਹ ਫਿਰ ਬੇਨਤੀ ਖਾਹ ਜ਼ਰੂਰ ਬੋਲਣਾ ਇਹ ਨਹੀਂ ਬੋਲਣਾ ਅਕਸਰ ਕਾਲੀ ਚ ਜਿਨ ਇਹ ਲਿਖੇ ਤਿਸ ਸਿਰ ਨਾਹੇ ਉਹਦੇ ਤੇ ਲਾਗੂ ਹੁੰਦੇ ਜੀ ਫਰਮਾਏ ਤਿਵ ਤਿਵ ਪਾਹੇ ਚੇਤਾ ਕੀਤਾ ਤੇਤਾ ਨਾਉ ਵਿਣ ਨਾਮੈ ਨਾਹੀ ਕੋਥਾਉ ਕੁਦਰਤ ਕਵਣ ਇੱਥੇ ਕੱਲ ਮੈਂ ਬੇਨਤੀ ਕੀਤੀ ਸੀ ਤੇ ਕੁਦਰਤ ਦਰ ਤੇ ਸ਼ਕਤੀ ਤਾਕਤ ਮੇਰੀ ਕੀ ਤਾਕਤ ਵਹਿਗੁਰੂ ਏਡੀ ਨਿਮਰਤਾ ਸਿੱਖ ਤਾਂ ਸੱਚੀ ਲੋ ਜੇ ਇਹ ਜਪਜੀ ਸਾਹਿਬ ਚ ਵੇਖੀਏ ਥੋੜੀ ਜੀ ਕੋ ਚਾਰ ਅੱਖਰ ਹੁੰਦੇ ਨੇ ਸੱਚੀ ਵੈਗਰੂ ਤੂੰ ਬਚਾ ਲਈ ਪਰ ਫਰਕ ਜੇ ਕੀ ਕਰੀ ਉਹਦੀ ਰਚਨਾ ਹੈ ਜਿਹਦੇ ਕੋਲ ਬੋਧ ਗਿਆਨ ਹੁੰਦਾ ਹੈ ਉਹ ਦਿਨ ਦਿਨ ਛਾਤੀ ਤੇ ਥਾਪੜੇ ਮਾਰ ਕੇ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਜਿਹੜਾ ਸ਼ਬਦ ਨਾਲ ਭੇਜਦਾ ਉਹ ਕਹਿੰਦਾ ਮੇਰੇ ਵਰਗਾ ਗੁਨਾਹਗਾਰ ਕੋਈ ਨਹੀਂ ਉਹ ਝੁਕਦਾ ਹੈ ਗੁਰੂ ਜੀ ਕਹਿੰਦੇ ਆ ਕੁਦਰਤ ਕਵਣ ਮੈਂ ਫਿਰ ਬੇਨਤੀ ਕਿਨੂੰ ਨਾਣੇ ਨਾਲ ਹੀ ਪੜਨਾ ਕੁਦਰਤ ਕਵਣ ਮੇਰੀ ਕੀ ਤਾਕਤ ਮੇਰੀ ਕੀ ਸ਼ਕਤੀ ਕਹਾ ਵਿਚਾਰ ਮੈਂ ਬੋਲ ਸਕਾਂ ਮੈਂ ਕੀ ਬੋਲ ਕੇ ਕਹਾ ਵਾਰਿਆ ਨਾ ਜਾਵਾਂ ਇੱਕ ਵਾਰ ਇਹਦਾ ਮਤਲਬ ਮੈਂ ਤੇਰੇ ਤੋਂ ਕੁਰਬਾਨ ਨਹੀਂ ਜਾ ਸਕਦਾ ਫਿਦਾ ਨਹੀਂ ਜਾ ਸਕਦਾ ਵਾਰਿਆ ਨਾ ਜਾਵਾਂ ਇੱਕ ਵਾਰ ਹੁਣ ਇੱਥੇ ਫਿਰ ਕਹਿਣ ਲੱਗੇ ਤੂੰ ਜੋ ਕਰਨਾ ਮੈਂ ਤੇਰੇ ਕੀਤੇ ਨੂੰ ਚੰਗੇ ਹੀ ਕਾਂਗਾ ਜੋ ਤੁਧ ਭਾਵੈ ਜੋ ਤੈਨੂੰ ਪਾਉਂਦਾ ਮੂਰਖ ਵੀ ਤੇਰੇ ਚੰਗੇ ਵੀ ਤੇਰੇ ਹਾਂ ਬੜੇ ਬਖਸ਼ਿੰਦ ਨੇ ਹੁਣ ਅਗਲੀ ਪੌੜੀ ਚ ਕਹਿਣਗੇ ਜਿਹੜੇ ਮੂਰਖ ਹੋ ਗਏ ਪਾਪੀ ਹੋ ਗਏ ਇਹ ਨਾ ਆਲਸ ਕਰੀ ਜਾਇਓ ਅਸੀਂ ਸ਼ੁੱਧ ਨਹੀਂ ਹੋਣਾ ਕਹਿੰਦੇ ਆਓ ਮੈਂ ਤੁਹਾਨੂੰ ਤਰੀਕਾ ਦੱਸਣਾ ਭਰੀਏ ਮਤ ਪਾਪਾਂ ਕਹਿ ਦੇਖੋ ਕਿਵੇਂ ਲੜੀ ਜੋੜਦੇ ਗੁਰੂ ਜੀ ਪਰ ਕਹਿੰਦੇ ਮੈਂ ਸਹਿਮਤ ਹਾਂ ਤੇਰੀ ਇਸ ਗੱਲ ਕੁਦਰਤ ਕਵਣ ਕਹਾ ਵਿਚਾਰ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਾ ਤੈਨੂੰ ਚੰਗਿਆਂ ਨਾਲ ਫਰਕ ਪੈਂਦਾ ਤੂੰ ਵਧਨੇ ਕੋਈ ਨਹੀਂ ਵੋਟ ਤੇਰੇ ਤੇ ਮੰਦਿਆਂ ਨੇ ਤੇਰੀ ਕੁਰਸੀ ਕੋਈ ਨਹੀਂ ਖੋਣੀ ਇਸ ਤਰੀ ਹੈ ਨਾ ਚੰਗੇ ਮੰਦੇ ਜਿੰਨੇ ਮਰਜੀ ਤੁਰੇ ਫਿਰ ਨੇਕੀਆਂ ਬਦੀਆਂ ਹੋਣ ਤੂੰ ਸਦਾ ਰਹਿਣਾ ਅੱਗੇ ਫਿਰ ਸਤਿਗੁਰੂ ਨੇ ਮੈਨੂੰ ਇੰਜ ਲੱਗਦਾ ਮਨ ਚ ਆਇਆ ਅੱਜ ਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਵੀ ਹੁਕਮ ਸਭ ਕੁਝ ਹੈ ਪਰ ਉਹਦੇ ਹੁਕਮ 'ਚ ਇੱਕ ਹੋਰ ਵੀ ਵਰਤਾਰਾ ਵਰਤ ਰਿਹਾ ਮੰਨ ਲਓ ਜੇ ਬੰਦਾ ਕੋਈ ਪਾਪ ਕਰ ਰਿਹਾ ਦਿਨ ਰਾਤ ਪਾਪ ਕਰ ਰਿਹਾ ਮੈਲਾ ਹੋ ਗਿਆ ਕਿ ਉਸ ਬੰਦੇ ਦਾ ਹੱਲ ਕੋਈ ਨਹੀਂ ਗੁਰੂ ਜੀ ਕਹਿੰਦੇ ਹਾਂ ਹੁਣ ਸ਼ੁਰੂ ਕਰਦੇ ਆ ਇਹ 20ਵੀਂ ਪੌੜੀ ਹੈ ਇਹ ਰਾਰੇ ਤੇ ਦੁਲਾਵਾਂ ਨੇ ਇਸਤਰੀ ਪਾਠਨਾ ਭਰੀਐ ਹੱਥ ਪੈਰ ਤਨ ਦੇਹ ਫਿਰ ਬੇਨਤੀ ਭਰੀਐ ਭਰਿਆ ਜਾਏ ਜੇ ਹੱਥ ਤੇ ਪੈਰ ਸਿੱਧੇ ਅਰਥ ਤਨ ਦੇਹ ਇਹਦੇ ਅਰਥ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਉਹਨਾਂ ਬਹੁਤ ਸੋਹਣੇ ਕੀਤੇ ਕਿਉਂਕਿ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਜਿਨ੍ਹਾਂ ਨੇ ਪਹਿਲਾਂ ਮੈਂ ਅਰਥ ਨਹੀਂ ਕਿਤੇ ਪੜੇ ਇਸ ਤਰ੍ਹਾਂ ਭਰੀਏ ਹੱਥ ਪੈਰ ਤਨ ਦੇਹ ਤਨ ਪੁਲਿੰਗ ਹੈ ਦੇਹ ਇਸਤਰੀ ਲਿੰਗ ਹੈ ਆਪਾਂ ਕਹਿੰਦੇ ਨਾ ਆਪਣਾ ਤਨ ਸਾਂਭ ਕਹਿੰਦੇ ਆਪਣੀ ਦੇਹੀ ਸਾਂਭ ਦੇਹ ਜਿਹੜਾ ਹੈ ਇਹ ਇਸਤਰੀ ਲਿੰਗ ਹੈ ਤੇ ਜਿਹੜਾ ਤਨ ਸ਼ਬਦ ਹੈ ਇਹ ਪੁਲਿੰਗ ਹੈ ਇੱਥੇ ਸਤਿਗੁਰੂ ਬੜੀ ਬਖਸ਼ਿਸ਼ ਕਰ ਰਿਹਾ ਉਹ ਇਹੋ ਕਹਿੰਦੇ ਆ ਵੀ ਕੁਝ ਮਤਾਂ ਵਿੱਚ ਹੈ ਕਿ ਜੇ ਇਸਤਰੀ ਗੁਨਾਹ ਕਰੇ ਤੇ ਉਹਨੂੰ ਪ੍ਰਾਸ਼ਚਿਤ ਵਾਸਤੇ ਮਰਦ ਤਨ ਲੈਣਾ ਪੈਂਦਾ ਤੇ ਗੁਰੂ ਕਹਿੰਦੇ ਨੇ ਇਸ ਵਿੱਚ ਰਮਜ ਪਾ ਕੇ ਰੱਖਦੇ ਨੇ ਚਾਹੇ ਉਹ ਸਰੀਰ ਇਸਤਰੀ ਰੂਪ ਚਾਹੇ ਉਹ ਮਰਦ ਰੂਪ ਤੇ ਪਾਪ ਸਭ ਦੇ ਧੁੱਪ ਜਾਣਗੇ ਜਿਹੜਾ ਨਾਮ ਜਪੇਗਾ ਮੈਂ ਤਾਂ ਕਿਹਾ ਵੀ ਉਸ ਗੁਰਮੁਖ ਨੂੰ ਅਸੀਂ ਇਹ ਨਹੀਂ ਵੀ ਹੁਣ ਸੰਗਤ ਕਹੇ ਭਾਈ ਸਾਹਿਬ ਬੜੇ ਨਵੇਂ ਅਰਥ ਕੀਤੇ ਨਹੀਂ ਇਹ ਉਹਨਾਂ ਕੀਤੇ ਭਰੀਏ ਹੱਥ ਪੈਰ ਤਨ ਦੇ ਸਰੀਰ ਦੇ ਹੱਥ ਪੈਰ ਤਨ ਦੇ ਇਸਤਰੀ ਜਾਮਾ ਹੋਵੇ ਭਾਵੇਂ ਮਰਦ ਜਾਮਾ ਮੰਨ ਲਓ ਜੇ ਮਿੱਟੀ ਨਾਲ ਭਰਿਆ ਜਾਏ ਤੇ ਪਾਣੀ ਜਿਹੜਾ ਉਹ ਵਿਤਕਰਾ ਕਰਦਾ ਵੀ ਇਸਤਰੀ ਦਾ ਤਨ ਨਹੀਂ ਧੋਣਾ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਪਾਠ ਇੱਥੇ ਗੁਰਮੁਖੋ ਤੱਤੇ ਉੱਤੇ ਦੁਲਾਵਾਂ ਨੇ ਧੋਤੇ ਨਹੀਂ ਕਰਨਾ ਧੋਤਾ ਪਾਣੀ ਧੋਤਾ ਪਾਣੀ ਨਾਲ ਧੋਤਿਆਂ ਮਹਾਰਾਜ ਕਹਿੰਦੇ ਨੇ ਉਤਰਸ ਖੇ ਮੈਨੂੰ ਪਤਾ ਸੰਪਰਦੇ ਪਾਠ ਹੈ ਉਤਰ ਸੋਖੇ ਜੋ ਅਸੀਂ ਪਾਠ ਕਰਦੇ ਰਹੇ ਪਾਣੀ ਧੋਤੈ ਉਤਰਸ ਖੇ ਜੇ ਤੇਰਾ ਤਨ ਮਿੱਟੀ ਨਾਲ ਭਰ ਜਾਏ ਹੱਥ ਪੈਰ ਭਰੇ ਜਾਣ ਤੇ ਮਸ਼ਕਤ ਘੱਟ ਲੱਗਣੀ ਨੇ ਕਿਉਂਕਿ ਮਿੱਟੀ ਝੜ ਵੀ ਜਾਂਦੀ ਹੈ ਤੇ ਪਾਣੀ ਨਾਲ ਲੈ ਵੀ ਜਾਂਦੀ ਜੇ ਬੰਦੇ ਦੀ ਦੇਹ ਸਰੀਰ ਮਿੱਟੀ ਨਾਲ ਭਰ ਜਾਏ ਪਾਣੀ ਧੋਤੈ ਪਾਣੀ ਨਾਲ ਧੋਤਿਆਂ ਉਤਰਸ ਖੇ ਉਹ ਮਿੱਟੀ ਜਿਹੜੀ ਹੈ ਉਹ ਖੇ ਜਿਹੜੀ ਹੈ ਉਹ ਪਾਣੀ ਨਾਲ ਧੋਤਿਆਂ ਉਤਰ ਜਾਂਦੀ ਹੈ ਇਹ ਦ੍ਰਿਸ਼ਟ ਅਲੰਕਾਰ ਹੈ ਜੀ ਵੈਗੁਰੂ ਜੀ ਫਿਰ ਸੀ ਕਦੀ ਕਿਉਂਕਿ ਗੁਰੂ ਇਹ ਚ ਤਾਂ ਬੜੇ ਅਲੰਕਾਰ ਇਹ ਦੇਖਣ ਦਾ ਇੱਕ ਅਲੰਕਾਰ ਦਿੱਤਾ ਫਿਰ ਇਸ ਤੋਂ ਅੱਗੇ ਬਚਨ ਮੂਤ ਪਲੀਤੀ ਇਹ ਪਲੀਤੀ ਸ਼ਬਦ ਫਾਰਸੀ ਦਾ ਪਲੀਦੀ ਉਹਦਾ ਬਣਿਆ ਪਲੀਤੀ ਅਸੀਂ ਮੂਤ ਪਲੀਤੀ ਸ਼ਬਦ ਸਮਝ ਗਏ ਨਾ ਜੀ ਮਲ ਮੂਤਰ ਪਲੀਤੀ ਦਾ ਅਰਥ ਹੈ ਅਪਵਿੱਤਰ ਹੋ ਜਾਣਾ ਮਲ ਮੂਤਰ ਨਾਲ ਕੱਪੜਾ ਭਰਿਆ ਜਾਏ ਮੂਤ ਪਲੀਤੀ ਕੱਪੜ ਫਿਰ ਬੇਨਤੀ ਹੈ ਰਾੜੇ ਨਾਲ ਕੱਪੜ ਮੂਤ ਪਲੀਤੀ ਕੱਪੜ ਹੋਏ ਜੇ ਕਿਸੇ ਦੇ ਤਨ ਉੱਤੇ ਪਾਇਆ ਹੋਇਆ ਕੱਪੜਾ ਮਲ ਮੂਤਰ ਨਾਲ ਅਪਵਿੱਤਰ ਹੋ ਜਾਏ ਸਿੱਧੀ ਗੱਲ ਵੀ ਮਲ ਮੂਤਰ ਨਾਲ ਭਰਿਆ ਜਾਏ ਅੱਗੇ ਜੀ ਦੇ ਹਾਂ ਸਾਬੂਨ ਸਾਬਣ ਨਹੀਂ ਬੱਬੇ ਦੇ ਥੱਲੇ ਦੁਲੰਕੜ ਪਾਇਆ ਬਾਬਾ ਜੀ ਨੇ ਸਾਬਣ ਆਮ ਅਕਸਰ ਕਰੇ ਸਾਬਣ ਦੇ ਸਾਬੂਨ ਇਹਦਾ ਮਤਲਬ ਸਾਬਣ ਨਾਲ ਉਹਨੂੰ ਧੋਤਾ ਜਾਂਦਾ ਜੇ ਮਲ ਮੂਤਰ ਨਾਲ ਭਰਿਆ ਜਾਏ ਦੇ ਸਾਬੂਨ ਲਈਏ ਓਹ ਫਿਰ ਬੇਨਤੀ ਊੜਾ ਖੁੱਲਾ ਜੀ ਤੇ ਸਾਬੂਨ ਲਈਏ ਉਹ ਧੋਏ ਉਸ ਨੂੰ ਉਹ ਮੂਤ ਪਲੀਤੀ ਪ੍ਰਨਾਉਣ ਆ ਗਿਆ ਜੀ ਜਿਹੜਾ ਮੂਤ ਪਲੀਤੀ ਕੱਪੜ ਹੋਏ ਕੇ ਦੇ ਸਾਬੂਨ ਲਈਏ ਉਹ ਧੋਏ ਉਹ ਜਿਹੜਾ ਕੱਪੜਾ ਮੈਲਾ ਹੋਇਆ ਇਕੱਲੇ ਪਾਣੀ ਨਾਲ ਨਹੀਂ ਹੁਣ ਸਾਬਣ ਲਾਵਾਂਗੇ ਤੇ ਤਾਂ ਉਸ ਕੱਪੜੇ ਨੇ ਧੁਪਣਾ ਹੈ ਉਹ ਧੁੱਪ ਜਾਏਗਾ ਹੁਣ ਇੱਥੇ ਇੱਕ ਹੋਰ ਗੱਲ ਜਦੋਂ ਇਸਤਰੀ ਬਸਤਰ ਮਲੀਨ ਹੋ ਜਾਏ ਬੰਦੇ ਦੇ ਕੱਪੜੇ ਮਲੀਨ ਹੋ ਜਾਣ ਚਲੋ ਕਿ ਕਿਸੇ ਤਰੀਕੇ ਨਾਲ ਕੋਈ ਦਾਗ ਲੱਗ ਜਾ ਮੂਤ ਪਲੀਤੀ ਤਾਂ ਮੰਨ ਲਓ ਕੋਈ ਕਾਲਖ ਲੱਗ ਜਾਏ ਸਾਬਣ ਕਦੀ ਵਿਤਕਰਾ ਕਰਕੇ ਕਹਿੰਦਾ ਬੀਬੀਆਂ ਦੇ ਕੱਪੜੇ ਹੋਰ ਸਾਬਣ ਨਾਲ ਤੇ ਬੰਦਿਆਂ ਦੇ ਹੋਰ ਨਾਲ ਜੇ ਇੱਕ ਰੱਬ ਦੀ ਰਚਨਾ ਵਿੱਚ ਬਣਾਇਆ ਹੋਇਆ ਸੋਡਾ ਸਰਫ ਸਭ ਦੇ ਕੱਪੜੇ ਇੱਕੋ ਜਿਹਾ ਧੋਂਦਾ ਗੁਰਮਖੋ ਨਾਮ ਤਾਂ ਇਸ ਤੋਂ ਬਹੁਤ ਉੱਤਮ ਹੈ ਕੋਈ ਵੀ ਪਲੀਤ ਆ ਜਾਏ ਨਾਮ ਸਭ ਨੂੰ ਧੋ ਦਿੰਦਾ ਹੈ ਦੇ ਸਾਬੂਨ ਲਈਏ ਉਹ ਧੋਏ ਹੁਣ ਅਗਲਾ ਬਚਨੇ ਭਰੀ ਗਏ ਮਤ ਪਾਪਾਂ ਕੈ ਸੰਗ ਭਰੀ ਜਾਏ ਬੰਦੇ ਦੀ ਮਤ ਭਰੀਏ ਮਤ ਪਾਪਾਂ ਕੈ ਸੰਗ ਪਾਪਾਂ ਨਾਲ ਬੰਦੇ ਦੀ ਮਤ ਭਰੀ ਜਾਏ ਪਰ ਇੱਥੇ ਮਨ ਨਹੀਂ ਕਿਹਾ ਮੈਂ ਫਿਰ ਬੇਨਤੀ ਕਰਾਂਗੇ ਦੇ ਅਰਥ ਮਨ ਨਹੀਂ ਕਰਨਾ ਮਨ ਮੈਲਾ ਭਰੀਏ ਮਤ ਪਾਪਾਂ ਕੈ ਸੰਗ ਫਿਰ ਜੀ ਉਹ ਇੱਥੇ ਹੁਣ ਉਹ ਦੇ ਅਰਥ ਮਤ ਉੱਥੇ ਦੇ ਸਾਬੂਨ ਲਈਐ ਉਹ ਉਹਦੇ ਅਰਥ ਸਨ ਕੱਪੜੇ ਮਹਾਰਾਜ ਕਹਿੰਦੇ ਨੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਨਾਵੇਂ ਦਾ ਅਰਥ ਨਾਮ ਕੈ ਰੰਗ ਇੱਥੇ ਰੰਗ ਦਾ ਅਰਥ ਲਾਲ ਪੀਲਾ ਨਹੀਂ ਇੱਥੇ ਰੰਗ ਦਾ ਅਰਥ ਮੁਹੱਬਤ ਪ੍ਰੇਮ ਇਸ਼ਕ ਭਰੀਆਂ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੇਂ ਕੈ ਰੰਗ ਉਹ ਮਤ ਧੁੱਪ ਜਾਂਦੀ ਹੈ ਜਦੋਂ ਨਾਮ ਨੂੰ ਕੋਈ ਪਿਆਰ ਕਰਦਾ ਹੈ ਹਾਂ ਇੱਥੇ ਥੋੜਾ ਜਿਹਾ ਮੈਂ ਇਹਦੀ ਵਿਆਖਿਆ ਪਹਿਲਾਂ ਤਾਂ ਚਲੋ ਅਲੰਕਾਰ ਸੀ ਨਾ ਮਤ ਕੀ ਚੀਜ਼ ਹੈ ਕੱਲ ਮੈਂ ਕਿਹਾ ਇੱਥੇ ਮਨ ਨਹੀਂ ਮੈਲਾ ਕਿਆ ਆਪ ਨੂੰ ਬੇਨਤੀ ਕੀਤੀ ਸੀ ਅੱਗੇ ਆਉਣਾ ਹੈ ਗੁਰਮਤ ਦਾ ਅੰਤ ਸ਼ਕਰਨ ਸ਼ਰਮਖੰਡ ਚ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਪਰ ਇੱਥੇ ਮੈਂ ਬੇਨਤੀ ਕਰਾਂਗਾ ਉਥੇ ਮਤ ਵੱਖਰਾ ਹੈ ਬੁੱਧ ਬੁੱਧ ਵੱਖਰਾ ਹੈ ਮਨ ਵੱਖਰਾ ਹੈ ਹੋਰ ਹਾਲਾਂਕਿ ਉੱਥੇ ਅਰਥ ਜਿਹੜੇ ਨੇ ਮਤ ਦੇ ਮਮਤਬ ਆਉਣਗੇ ਇੱਥੇ ਮਤ ਦਾ ਅਰਥ ਬੁੱਧੀ ਰੂਪ ਚ ਆਏਗਾ ਜਿਸ ਬੰਦੇ ਦਾ ਮਨ ਮੈਲਾ ਹੋ ਜਾਏ ਹੈ ਉਹ ਵੀ ਬੜਾ ਮੁਸ਼ਕਲ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸਿਆਹ ਪਰ ਛੇਤੇ ਰੱਖਿਓ ਜਿਹਦੀ ਮਤ ਮੈਲੀ ਹੋ ਜਾਏ ਉਹ ਮਨ ਨਾਲੋਂ ਵੀ ਔਖੀ ਹੈ ਇਹਨੂੰ ਫਿਰ ਥੋੜਾ ਜਿਹਾ ਵੀ ਇਹ ਮਤ ਕਿਉਂ ਵਰਤਿਆ ਗੁਰੂ ਜੀ ਨੇ ਮਨ ਨਹੀਂ ਵਰਤਿਆ ਅਸਲ 'ਚ ਮਨ ਕੀ ਹੈ ਸਾਡੇ ਸਰੀਰ ਦੇ ਅੰਦਰ ਉਹ ਸ਼ਕਤੀ ਜਿਹਨੂੰ ਫੁਰਨਾ ਕਹਿੰਦੇ ਆ ਫੁਰਨਾ ਚੰਗਾ ਵੀ ਉੱਠਦਾ ਮੰਦਾ ਵੀ ਉੱਠਦਾ ਤੇ ਮਤ ਪ੍ਰਮਾਤਮਾ ਨੇ ਮਨ ਦੇ ਉੱਤੇ ਨਿਗਰਾਨੀ ਵਾਲੀ ਆਪਣੀ ਸ਼ਕਤੀ ਬਣਾਈ ਏ ਫਿਰ ਸੁਣਿਓ ਪਹਿਲਾ ਮਨ ਹੈ ਫਿਰ ਉੱਤੇ ਮਤ ਹੈ ਤੇ ਮਤ ਦੇ ਉੱਤੇ ਗੁਰੂ ਹੈ ਤੇ ਜਾਂ ਦੁਰਖ ਹੈ ਜੇ ਦੁਰਖ ਹੈ ਤੇ ਮਤ ਦੁਰਮਤ ਹੈ ਦੁਰਦਰਤ ਭੈੜੀ ਜੇ ਗੁਰ ਹੈ ਤੇ ਮਤ ਗੁਰਮਤ ਹੈ ਹੁਣ ਉਸ ਤੋਂ ਉੱਤੇ ਕੋਈ ਖਲੋਤਾ ਹੈ ਬਸ ਆ ਇਹ ਸੰਸਾਰ ਦੀ ਸਾਰੀ ਖੇਡ ਫਿਰ ਬੇਨਤੀ ਕਰਾਂ ਮਨ ਮਨ ਉੱਤੇ ਮਤ ਮਤ ਉੱਤੇ ਜੇ ਗੁਰੂ ਹੈ ਫਿਰ ਨਹੀਂ ਮਤ ਮੈਲੀ ਹੁੰਦੀ ਜੇ ਮਤ ਦੇ ਉੱਤੇ ਸੱਚਮੁੱਚ ਵਾਸ਼ਨਾ ਹੈ ਤੇ ਫਿਰ ਮਤ ਕਦੀ ਨਿਰਮਲ ਰਹਿੰਦੀ ਨਹੀਂ ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਉਦਾਹਰਨ ਮੈਂ ਦੇਣਾ ਥੋੜਾ ਜਿਹਾ ਟਾਈਮ ਲਾਂਗਾ ਮੈਂ ਇਸ ਗੱਲ ਤੇ ਮੰਨ ਲਓ ਮੈਂ ਉੱਥੋਂ ਦੀ ਗੱਲ ਕਰਾਂਗਾ ਤੁਹਾਡੇ ਸਿਸਟਮ ਦੀ ਨਹੀਂ ਇੱਕ ਕਲਰਕ ਹੈ ਇੱਕ ਕੰਮ ਕਰਾਉਣ ਵਾਲਾ ਹੈ ਇੱਕ ਕਲਰਕ ਦੀ ਫਾਈਲ ਤਿਆਰ ਕੀਤੀ ਤੇ ਗਜਟਡ ਅਫੀਸਰ ਨੇ ਸਾਈਨ ਕਰਦੇ ਨੇ ਸਮਝਣ ਲਈ ਹੁਣ ਥੱਲੇ ਵਾਲਾ ਕਲਰਕ ਜਿਹੜਾ ਹੈ ਉਹ ਰਲ ਗਿਆ ਅਫਸਰ ਨਾਲ ਉਹ ਕਹਿੰਦਾ ਵੀ ਜਿੰਨੀਆਂ ਮਰਜ਼ੀ ਸਿਫਾਰਿਸ਼ਾਂ ਆ ਜਾਣ ਪਰ ਆਪਣਾ ਕੰਮ ਕਰ ਲਈ ਕਰੀ ਤੂੰ ਕਿਉਂਕਿ ਸਾਵੰਡਰਾ ਰਾਤ ਨੂੰ ਦੋਨੋਂ ਬੇਈਮਾਨ ਨੇ ਹੁਣ ਥੱਲੇ ਵਾਲੇ ਨੇ ਰਿਸ਼ਵਤ ਦਿੱਤੀ ਕਲਰਕ ਨੂੰ ਤੇ ਕਲਰਕ ਦੀ ਅੱਗੇ ਗੰਢੀ ਸੰਢੀ ਉਹਨੇ ਕਿਹਾ ਬੇਫਿਕਰ ਬੇਫਿਕਰਾਲਾ ਸਾਹਿਬ ਨਾਲ ਗੱਲ ਹੋ ਗਈ ਤੇ ਇਹ ਕੰਮ ਹੋ ਗਿਆ ਕਿਉਂਕਿ ਸਾਹਿਬ ਵੀ ਬੇਈਮਾਨ ਤੇ ਕਲਰਕ ਵੀ ਬੇਈਮਾਨ ਉਹਨੇ ਫਾਈਲ ਦੇ ਦਿੱਤੀ ਸਾਹਿਬ ਨੇ ਫਿਰ ਇਹ ਨਹੀਂ ਵੇਖਣਾ ਕਹਿਣਾ ਫਿਰ ਘੁੱਗੀਆਂ ਮਾਰਨੀਆਂ ਮੇਰਾ ਹਿੱਸਾ ਦੇ ਦੇ ਹੁਣ ਥੱਲੇ ਵਾਲਾ ਕੰਮ ਕਰਾਉਣਾ ਚਾਹੁੰਦਾ ਤੇ ਕਲਰਕ ਕਹਿੰਦਾ ਮੈਂ ਤਾਂ ਕਰ ਸਕਣਾ ਪਰ ਸਾਹਿਬ ਬੜਾ ਇਮਾਨਦਾਰੀ ਉੱਤੇ ਉਹ ਕਹਿੰਦਾ ਮੈਂ ਯਤਨ ਕਰਨਾ ਉਹਨੇ ਫਾਈਲ ਦਿੱਤੀ ਲਓ ਜੀ ਫਾਈਲਾਂ 'ਚ ਫਾਈਲ ਰੱਖ ਦਿੱਤੀ ਤੇ ਸਾਹਿਬ ਇਹਨਾਂ ਸਿਆਣਾ ਉਹ ਕਹਿੰਦਾ ਚੇਤੇ ਰੱਖੀ ਮੈਂ ਇਸ ਤਰ੍ਹਾਂ ਸਾਈਨ ਨਹੀਂ ਕਰਨਾ ਘਰ ਲਿਜਾਵਾਂਗਾ ਇੱਕ ਇੱਕ ਵੇਖਾਂਗਾ ਤੂੰ ਕੀ ਕੀਤਾ ਜਿਹੜੀ ਵੇਖਿਆ ਕੰਮ ਗਲਤ ਉਹਨੇ ਨਾਲ ਹੀ ਆਵਾਜ਼ ਮਾਰ ਕੇ ਕਿ ਬੇਈਮਾਨਾ ਪੈਸੇ ਲਏ ਨਹੀਂ ਆ ਕੰਮ ਹੋ ਹੀ ਨਹੀਂ ਸਕਦਾ ਸਿਸਟਮ ਅਨੁਸਾਰ ਕਿਉਂਕਿ ਉਹ ਇਮਾਨਦਾਰ ਚੇਤੇ ਰੱਖਿਓ ਆ ਆ ਬਾਡੀ ਕੰਮ ਕਰਾਉਣਾ ਚਾਹੁੰਦੀ ਏ ਇਹ ਮਨ ਕੁਲ ਗਈ ਮਨ ਪਹਿਲਾਂ ਬੇਈਮਾਨ ਸੀ ਉਹਨੇ ਕਿਹਾ ਮਤ ਮੇਰੇ ਨਾਲ ਰਲੀਏ ਬੇਫਿਕਰਾ ਰਹੋ ਕੰਮ ਹੋ ਜਾਊਗਾ ਇਹਨੇ ਮਲੀਨਤਾ ਵਾਸ਼ਨਾ ਭੋਗਣੀ ਇਹਨੇ ਮਨ ਨੂੰ ਕਿਹਾ ਮਨ ਨੇ ਮਤ ਨੂੰ ਕਿਹਾ ਮਤ ਮੈਲੀ ਸੀ ਉਹਨੇ ਕਿਹਾ ਠੀਕ ਕਰ ਕਰਮ ਪਰ ਜਦੋਂ ਗੁਰੂ ਨੇ ਕਿਸੇ ਨੂੰ ਚੰਗੀ ਮਤ ਦਿੱਤੀ ਹੋਵੇ ਮਨ ਗੰਦੇ ਫੁਰਨੇ ਬਣਾਏ ਮਤ ਕਹਿੰਦੀ ਖਬਰਦਾਰ ਜਿਹੜਾ ਮੇਰੇ ਉੱਤੇ ਬੈਠਾ ਮੇਰਾ ਵੀ ਲੇਖਾ ਮੰਗਦਾ ਹੈ ਬਸ ਇਹਨੂੰ ਸਮਝਿਓ ਇਸੇ ਕਰਕੇ ਕਿਹਾ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ ਉੱਤੇ ਗੁਰੂ ਕੱਲੀ ਮਤ ਉੱਚੀ ਉੱਤੇ ਗੁਰੂ ਇੱਥੇ ਗੁਰੂ ਨੇ ਕਿਹਾ ਇੱਥੇ ਕੰਮ ਵਿਗੜ ਗਿਆ ਜਿਨਨੇ ਇਨਸਪੈਕਸ਼ਨ ਕਰਨੀ ਸੀ ਉਹ ਬੇਈਮਾਨ ਹੋ ਗਿਆ ਇਸ ਕਰਕੇ ਮਨ ਨਹੀਂ ਕਿਹਾ ਕਹਿੰਦੇ ਉਤਲੇ ਨੂੰ ਪਕੜੋ ਜਿਹੜਾ ਥੱਲੇ ਵਾਲੇ ਨੂੰ ਹੱਲਾ ਦੇ ਰਿਹਾ ਗੁਰੂ ਜੀ ਕਹਿ ਰਿਹਾ ਭਰੀਆ ਮਤ ਪਾਪਾਂ ਕੈ ਸੰਗ ਹਾਂ ਇਹ ਗੱਲ ਹੋਰ ਜਿੰਨੀ ਮਤ ਮੈਲੀ ਹੋਵੇਗੀ ਉਹਨਾਂ ਮਨ ਭਟਕੇਗਾ ਜਿੰਨੀ ਮਤ ਨਿਰਮਲ ਹੋਵੇਗੀ ਉਹਨਾਂ ਮਨ ਟਿਕੇਗਾ ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ पवन रहत गुडी उड़ना सकत है डोरी की मरोर जैसे लाटवा फिरत रहे लटवा फिरत रहे ताओ खाओ मिटे गिर पर हुआ थकत है कंचन अशुद्ध जो कुठारी ठहरनात नहीं शुद्ध पै नेचल शब कै शकत है ਦੁਰਮਤ ਦੁਬਦਾ ਭਰਮਤ ਹੈ ਚਤਰਕੁੰਠ ਇਹ ਮੈਂ ਜਿਹੜੀ ਗੱਲ ਕੀਤੀ ਫਿਰ ਸੁਣਿਓ ਇੱਕ ਉਦਾਹਰਨ ਹੈ ਪਤੰਗ ਉੱਡਦੀ ਹੈ ਚਲੋ ਇਲੈਕਟ੍ਰੋਨਿਕ ਨਾ ਕੋਈ ਹੋਵੇ ਨਿਆਣਾ ਪਤੰਗ ਲੈ ਕੇ ਜਾਂਦਾ ਥੱਲੇ ਆ ਜਾਂਦਾ ਪੁੱਛੋ ਕਿਉਂ ਆਂਦਾ ਬੀਬੀ ਮਾਂ ਅੱਜ ਪਤੰਗ ਨਹੀਂ ਉੱਡਣੀ ਹਵਾ ਕੋਈ ਨਹੀਂ ਹਵਾ ਹਵਾ ਚਾਹੀਦੀ ਹਵਾ ਨਾਲ ਪਤੰਗ ਉੱਡਦੀ ਏ ਹਵਾ ਨਾ ਹੋਵੇ ਪਤੰਗ ਨਹੀਂ ਉੱਡਦੀ ਆ ਲਾਟੂ ਪੰਭੀਰੀ ਹੁੰਦੀ ਸੀ ਪੰਭੀਰੀ ਹੁਣ ਲਟਵੇ ਅੱਜ ਵੀ ਮਿਲਦੇ ਨੇ ਉਹ ਧਾਗੇ ਨੂੰ ਵੱਟ ਚਾੜਦਾ ਤੇ ਉਹ ਲਾਟੂ ਘੁੰਮਦਾ ਹੈ ਤੇ ਜੇ ਧਾਗੇ ਨੂੰ ਵੱਟ ਨਾ ਚੜੇ ਲਾਟੂ ਕੀ ਘੁੰਮੇਗਾ ਡਿੱਗ ਪੈਂਦਾ ਮੈਂ ਬੇਨਤੀ ਕਰਾਂ ਕਿ ਦੇਖੋ ਗੁਰੂ ਸਾਹਿਬ ਮੈਲਾ ਸੋਨਾ ਕੋਠਾਲੀ 'ਚ ਭਟਕਦਾ ਸ਼ੁੱਧ ਹੋ ਗਿਆ ਫਿਰ ਨਹੀਂ ਕਹਿੰਦੇ ਨੇ ਜਿਵੇਂ ਪਤੰਗ ਨੂੰ ਪਵਨ ਇਸ਼ਾਰੇ ਕਰਕੇ ਉਡਾਉਂਦੀ ਜਿਵੇਂ ਰੱਸੀ ਦੇ ਵਟ ਲਟਵੇ ਨੂੰ ਇਸ਼ਾਰੇ ਕਰਕੇ ਉਡਾਉਂਦੇ ਨੇ ਘੁਮਾਉਂਦੇ ਨੇ ਜਿਵੇਂ ਮੈਲ ਸੋਨੇ ਨੂੰ ਪਟਕਾਂਦੀ ਏ ਜਿਹਦੀ ਦੁਰਮਤ ਹੋਵੇਗੀ ਉਹਦੀ ਅੰਦਰ ਮਤ ਭਟਕੇਗੀ ਵੈਗਰੂ ਮਨ ਭਟਕੇਗਾ ਜਿਹਦੇ ਕੋਲ ਗੁਰਮਤ ਹੋ ਜਾਏਗੀ ਉਹ ਖਮੋਸ਼ ਹੋ ਕੇ ਅੰਦਰੋਂ ਟਿਕ ਜਾਏਗਾ ਅਗਲੀ ਤੋਕੇ ਦੁਰਮਤ ਦੁਬਦਾ ਭਰਮਤ ਹੈ ਚਤਰਕੁੰਟ ਮਤ ਇੱਥੇ ਮਨ ਇੱਥੇ ਵੀ ਨਹੀਂ ਕਿਹਾ ਭਰਮ ਦਾ ਮਨ ਹੈ ਪਰ ਉਤਲਾ ਮਲੀਨ ਹੋ ਗਿਆ ਦੁਰਮਤ ਦੁਬਦਾ ਭਰਮਤ ਹੈ ਚਤਰਕੁੰਟ ਗੁਰਮਤ ਏਕ ਟੇਕ ਮੋਨ ਨਾ ਬਕਤ ਹੈ ਭਰੀਐ ਮਤ ਪਾਪਾਂ ਕੈ ਸੰਗ ਗੁਰੂ ਜੀ ਕਹਿੰਦੇ ਮੇਰੇ ਕੋਲ ਇਲਾਜ ਹੈ ਪਰ ਰੱਬ ਦਾ ਦਿੱਤਾ ਉਹ ਧੋਪੈ ਨਾਵੇਂ ਕਹਿ ਰਾਂਗੇ ਉਹ ਨਾਮ ਨੂੰ ਪਿਆਰ ਕੀਤਿਆਂ ਤੁਪਦੀ ਮੈਂ ਸਤਿਗੁਰੂ ਤੇਰੇ ਚਰਨਾਂ ਨੂੰ ਚੁੰਮੀਏ ਕੁਰਬਾਨ ਜਾਈਏ ਇੰਨੇ ਮੈਲੇ ਸਨ ਸੱਜਣ ਠੱਗ ਇੰਨਾ ਮੈਲੇ ਉਹਨੂੰ ਪਤਾ ਹੀ ਨਹੀਂ ਅੱਜ ਅੰਦਰ ਦੀ ਚਾਦਰ ਧੋਣ ਵਾਲਾ ਮੇਰੇ ਘਰ ਆਇਆ ਹੋਇਆ ਸਵੇਰ ਤੱਕ ਧੋ ਕੇ ਸੰਤ ਬਣਾ ਦਿੱਤਾ ਕੌਡੇ ਨੂੰ ਕੀ ਪਕਦਾ ਸੀ ਅੱਜ ਮੈਂ ਕੜਾਇਆ ਜਿਹੜਾ ਤਪ ਗਿਆ ਲੰਗਰ ਵਾਸਤੇ ਵਰਤੀ ਨਾ ਕਰਨਾ ਏਡੀ ਭੈੜੀ ਮਤ ਬੰਦੇ ਨੂੰ ਬੰਦਾ ਖਾ ਜਾਏ ਮੇਰੇ ਗੁਰੂ ਨਾਨਕ ਦੀ ਇੱਕ ਸ਼ੋਅ ਨੇ ਪਲਟ ਕੇ ਰੱਖ ਦਿੱਤਾ ਭੂਮੀ ਚੋਰ ਨੂੰ ਕੀ ਪਤਾ ਸੀ ਭਾਈ ਵਿਧੀ ਚੰਦ ਨੂੰ ਕੋਈ ਪਤਾ ਨਹੀਂ ਕਿ ਗੁਰੂ ਰਾਮਦਾਸ ਦਾ ਸਿੱਖ ਅਦਲੀ ਬੈਠਾ ਸਵੇਰੀ ਮਤ ਮੇਰੀ ਧੋ ਕੇ ਰੱਖ ਦੇਣੀ ਮੈਂ ਬੇਨਤੀ ਕਰਾਂ ਪਰ ਗੁਰੂ ਜੀ ਦੀ ਬਾਣੀ ਪੜ੍ਹਦੇ ਆ ਜਿੰਨੇ ਕੋਈ ਸਮਝ ਪਈ ਹੁਣ ਸਵਾਲ ਉੱਠੇਗਾ ਜੀ ਜਿਹੜੀ ਇੰਨੇ ਸੰਸਕਾਰ ਉਕਰੇ ਗਏ ਨੇ ਕਿਵੇਂ ਤੁਪੇਗੀ ਮੈਂ ਉਸ ਦਿਨ ਵੀ ਕਿਹਾ ਸ਼ਾਇਦ ਇੱਥੇ ਵੀ ਕਿਹਾ ਸੀ ਕਿ ਅਸੀਂ ਮੈਡੀਕਲ ਤਰੀਕੇ ਨਾਲ ਬੰਦਿਆਂ ਦੇ ਨਸ਼ੇ ਛਡਾਉਣ ਦਾ ਯਤਨ ਕਰਨੇ ਆ ਬਿਲਕੁਲ ਅਸੀਂ ਜੀ ਨਸ਼ੇ ਛਡਾਣ ਦਾ ਕੰਮ ਪਲਾਇਆ ਉਹ ਬਾਹਰ ਮੁਖੀ ਹੈ ਮਨ ਦੀ ਆਦਤ ਨਸ਼ੇ ਨਾਲ ਨਹੀਂ ਬਦਲਦੀ ਹੁੰਦੀ ਮਨ ਦੀ ਆਦਤ ਕੇਵਲ ਰੱਬ ਦੀ ਕਿਰਪਾ ਨਾਲ ਬਦਲਦੀ ਹੈ ਹੁਣ ਮਤ ਮੈਲੀ ਇਹ ਨਿਰਮਲ ਕਿਵੇਂ ਹੋ ਜਾਏ ਇਹਦਾ ਪ੍ਰੋਸੈਸ ਕੀ ਹੈ ਕਿਹੜੀ ਪ੍ਰਕਿਰਿਆ ਹੈ ਮੈਂ ਇੱਕੋ ਬੇਨਤੀ ਕਰਾਂਗਾ ਜੇ ਤਲਾਬ ਭਰਿਆ ਹੋਵੇ ਮੈਲ ਨਾਲ ਪਾਣੀ ਕੱਢਣ ਤੇ ਬੜਾ ਜ਼ੋਰ ਲੱਗਣਾ ਪਹਿਲਾਂ ਕੱਢੋ ਫਿਰ ਭਰੋ ਇੱਕ ਤਰੀਕਾ ਹੋਰ ਵੀ ਹੈ ਉਸ ਉਸ ਸਰੋਵਰ ਦਾ ਪਾਣੀ ਅੱਗੇ ਕਿਤੇ ਖੋਲ ਦਿਓ ਪਿੱਛੋਂ ਨਿਰਮਲ ਸੋਮੇ ਨਾਲ ਜੋੜ ਦਿਓ ਉਹ ਨਿਰਮਲ ਪਾਣੀ ਇੰਨੇ ਜ਼ੋਰ ਦਾ ਹੁੰਦਾ ਮੈਲੇ ਨੂੰ ਧੱਕੇ ਬਾਹਰ ਕੱਢ ਦਿੰਦਾ ਹੋਰ ਸੌਖਾ ਪ੍ਰਾਤ ਭਰੀ ਹੋਵੇ ਮੈਲ ਦੀ ਪ੍ਰਾਤ ਜੀ ਚਾਟਾ ਗੁੰਨੇ ਪਾਣੀ ਚ ਰੱਖ ਦਿੱਤੀ ਉੱਤੋਂ بارش ਪੈ ਰਹੀ ਏ ਪਹਿਲੀਆਂ ਕਣੀਆਂ ਜਦੋਂ ਮੋٹے-ਮੋٹے ਕਣੇ ਪੈਣਗੇ ਤੇ ਆ ਠੁੱਕ ਠੁੱਕ ਕੇ ਮੈਲ ਉਗਲੇਗੀ ਇੱਕ ਘੰਟਾ ਮੀਂਹ ਪੈ ਗਿਆ ਉਹਨੇ ਮੈਲ ਨੂੰ ਬਾਹਰ ਕੱਢ ਕੇ ਮਾਰਨਾ ਆਪ ਅੰਦਰ ਟਿਕ ਜਾਣਾ ਗੁਰੂ ਕਹਿੰਦੇ ਨੇ ਇਹ ਨਾਮ ਜਿਹੜਾ ਤੂੰ ਵੈਗਰੂ ਕਹਿੰਦਾ ਨਾ ਇਹ ਪਹਿਲਾਂ ਭਾਂਡਾ ਧੋਵੇਗਾ ਫਿਰ ਮੈਲ ਦੇ ਫੁਰਨੇ ਕੱਢੇਗਾ ਫਿਰ ਇਹ ਖੋਜਾ ਟਿਕ ਜਾਏਗਾ ਮੈਲ ਨੂੰ ਨੇੜੇ ਨਹੀਂ ਲੱਗਣ ਦਿੰਦਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਮਲ ਜੀ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪਹਿਲਾਂ ਮੈਲ ਕੱਢੀ ਇਹ ਨਹੀਂ ਆ ਸਾਬਣ ਵਿਚਾਰਾ ਇੱਕੋ ਮੈਲ ਹੀ ਕੱਢਦਾ ਸਾਬਣ ਰਸ ਨਹੀਂ ਬਣਾਉਂਦਾ ਪਰ ਨਾਮ ਇਸ ਤੋਂ ਅੱਗੇ ਕੰਮ ਕਰਦਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਪਹਿਲਾਂ ਧੋਤਾ ਕਹਿੰਦਾ ਉਹ ਨਿਕਲ ਗਈ ਮਤ ਉਸ ਮਤ 'ਚ ਗੁਰੂ ਬਹਿ ਗਿਆ ਅਗਲੀ ਬੇਨਤੀ ਪਹਿਲਾ ਤਰੀਕਾ ਜੇ ਨਾਮ ਹਾਂ ਮੰਨ ਲਓ ਜੇ ਕਿਸੇ ਦਾ ਨਾਮ 'ਚ ਵੀ ਦਿਲ ਨਹੀਂ ਲੱਗਦਾ ਫਿਰ ਇੱਕ ਤਰੀਕਾ ਹੋਰ ਏ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਪਹਿਚੀਤਾ ਦੂਜਾ ਤਰੀਕਾ ਏ ਤੀਜਾ ਘੋਰ ਏ ਗੁਣ ਗਾਵਤ ਤੇਰੀ ਉਤਰ ਸਮੈਲ ਚੌਥਾ ਤਰੀਕਾ ਇੱਕ ਹੋਰ ਕੁਝ ਨਹੀਂ ਕਰਨ ਜੋਗਾ ਸਹਿਜ ਪਾਠ ਹੁੰਦਾ ਹੈ ਰੋਜ਼ ਸੁਣੀ ਜਾ ਗੁਰਬਾਣੀ ਸੁਣ ਮੈਲ ਗਵਾਏ ਤੇਰੇ ਅੰਦਰ ਨੂੰ ਧੋਵੇਗੀ ਫਿਰ ਮੈਂ ਬੇਨਤੀ ਕਰਾਂ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਉਹ ਮਤ ਉਹ ਧੋਪੈ ਨਾਮੈ ਕਰਾਂਗੇ ਇੱਕ ਉਦਾਹਰਨ ਦੇ ਕੇ ਗਣਕਾ ਪਾਪਣ ਹੋਏ ਕੈ ਪੰਜਾਬੀ ਦੀਆਂ ਸਤਨਾ ਗਣਕਾ ਮੈਂ ਇੱਕ ਦਿਨ ਆਪ ਜੀ ਨੂੰ ਕਿਹਾ ਸੀ ਵੀ ਜੀ ਗਣਕਾ ਅਸਲ ਚ ਉਹਦਾ ਨਿੱਜੀ ਨਾਮ ਨਹੀਂ ਗਨਕਾ ਦੇ ਲਫ਼ਜ਼ੀ ਅਰਥ ਨੇ ਗਨ ਕਾ ਗਨ ਮੀਨਸ ਸਮੂਹ ਕਾ ਦਾ ਅਰਥ ਹੈ ਦਾ ਜਿਸ ਚੀਜ਼ ਉੱਤੇ ਬਹੁਤ ਸਾਰਿਆਂ ਦਾ ਹੱਕ ਹੋਵੇ ਉਹਨੂੰ ਗਨਕਾ ਕਹਿੰਦੇ ਆ ਗਨ ਸਮੂਹ ਗਨਕਾ ਨੇ ਪਾਪ ਕੀਤੇ ਇੰਨੇ ਪਾਪ ਕੀਤੇ ਉਹਦੀਆਂ ਅੱਖਾਂ 'ਚ ਕਾਮ ਉਹਦੇ ਕੰਨਾਂ 'ਚ ਕਾਮ ਪੂਰੀ ਬਾਡੀ ਕਾਮ ਨੇ ਖਾ ਲਈ ਸਾਧੂ ਆਇਆ ਉਹਦੇ ਅੰਦਰ ਤਰਸ ਆ ਗਿਆ ਮੈਂ ਫਿਰ ਬੇਨਤੀ ਕਰਾਂ ਆਈ ਗੁਰੂ ਜੀ ਬੜੀ ਕਿਰਪਾ ਆ ਤੇ ਗੁਰੂ ਕਰ ਰਿਹਾ ਅਸੰਖ ਪਾਪੀ ਪਾਪ ਕਰ ਜਾਹੇ ਪਰ ਗੁਰੂ ਇੰਨਾ ਦਿਆਲੂ ਹੈ ਅਸੀਂ ਕਹਿੰਦੇ ਆ ਗੁਰਮਤ ਤੇ ਰੱਬ ਤਰਸ ਕਰਦਾ ਹੈ ਉਹ ਸੱਜਣ ਠੱਗ ਕੋਲ ਕਿਹੜੀ ਗੁਰਮਤ ਸੀ ਉਹ ਤੇ ਪਾਪਾਂ ਨੂੰ ਵੇਖ ਕੇ ਵੀ ਗੁਰੂ ਤਰਸ ਕਰ ਗਿਆ ਉਹ ਦੁਰਮਤ ਸੀ ਸਾਧੂ ਆਇਆ ਉਹਨੇ ਦੇਖਿਆ ਉਹਦਾ ਔਰਾ ਇੰਨਾ ਜ਼ਬਰਦਸਤ ਸੀ ਉਹਨੇ ਬੇਟੀ ਕਿਹਾ ਧੀ ਕਿਹਾ ਰੋ ਪਈ ਉਸ ਵਕਤ ਉਹਨੇ ਕਿਹਾ ਬੇਟਾ ਤੂੰ ਰੋਈ ਕਿਉਂ ਮੈਂ ਤਾਂ ਰਾਤ ਰਹਿਣਾ ਠੰਡੇ ਇਹ ਕਹਾਣੀ ਹੈ ਨਾ ਉਹ ਕਹਿੰਦੀ ਏ ਪਿਤਾ ਮੈਂ ਰੋਈ ਤਾਂ ਹਾਂ ਕਈ ਸਾਲਾਂ ਤੋਂ ਇਸ ਚੰਮ ਨੂੰ ਵਰਤਨ ਵਾਲੇ ਲੋਕ ਆਉਂਦੇ ਰਹੇ ਅੱਜ ਇੱਕ ਉਹ ਵੀ ਆਇਆ ਜਿਹਦੇ ਸੀਨੇ 'ਚ ਮੈਨੂੰ ਧੀ ਬਣਾਉਣ ਲਈ ਥਾਂ ਹੈ ਸਾਧੂ ਅੱਖਾਂ ਭਰ ਰਹੀਆਂ ਕਹਿੰਦੇ ਪੁੱਤਰ ਕਿਉਂ ਨੇ ਦੱਸੀ ਦਾਸਤਾਨ ਕਹਿੰਦੇ ਬੱਚੇ ਤੈਨੂੰ ਬ੍ਰਹਮ ਗਿਆਨੀ ਬਣਾ ਦੇਵਾਂਗਾ ਵੈਗਰੂ ਬਣਾਏਗਾ ਇੱਕ ਕੰਮ ਕਰ ਤੂੰ ਨਾਮ ਜਪਣਾ ਸ਼ੁਰੂ ਕਰ ਦੇ ਉਹਨੇ ਕਿਹਾ ਮੇਰੇ ਅੰਦਰ ਪਾਪ ਨੇ ਮੇਰੇ ਫੁਰਨੇ ਨਹੀਂ ਟਿਕਣ ਦਿੰਦੇ ਮੈਂ ਸਵੇਰ ਤੋਂ ਸ਼ਾਮ ਤੱਕ ਗੰਦ ਸੋਚਨੀ ਆ ਉਹਨੇ ਕਿਹਾ ਕੰਮ ਕਰ ਤੂੰ ਰੱਬ ਬਾਰੇ ਸੋਚਣਾ ਸ਼ੁਰੂ ਕਰ ਦੇ ਗੰਦ ਨਾ ਸੋਚਿਆ ਕਰ ਉਹ ਰੱਬ ਦਾ ਕੰਮ ਹੈ ਗੰਦ ਨੂੰ ਬਾਹਰ ਕੱਢਣਾ ਇੱਕ ਕਿਤਾਬ ਦੀ ਮੈਂ ਕਿਹਾ ਸੀ ਦਾ ਸੀਕ੍ਰੇਟ ਕਿਤਾਬ ਅੰਗਰੇਜ਼ੀ 'ਚ ਬੜੀ ਪੁਰਾਣੀ ਲਿਖੀ ਕਈ ਸਾਲ ਹੋ ਗਏ ਆ ਅਸੀਂ ਇਹ ਪੁੱਛਨੇ ਕਾਮ ਤੋਂ ਕਿਵੇਂ ਛੁੱਟੀਏ ਕਰੋ ਤੋਂ ਕਿਵੇਂ ਛੁੱਟੀਏ ਬਾਣੀ 'ਚ ਕਹੇ ਇਹ ਕਿਉਂ ਨਾ ਸ਼ਬਦ ਪੜਨ ਲੱਗ ਪਈ ਰੱਬ ਜੀ ਤੇਰੇ ਨਾਮ ਨਾਲ ਕਿਵੇਂ ਜੁੜ ਗਏ ਜਦੋਂ ਉਹ ਚਿੰਤਨ ਕਰਨ ਉਹ ਫੇਰੀ ਤੰਗ ਕਰਦੇ ਆ ਵੈਗਰੂ ਪ੍ਰੀਤ ਕਿਵੇਂ ਬਣੇ ਉੱਥੇ ਉਹਨਾਂ ਨੇ ਭਾਈ ਸਾਹਿਬ ਨੇ ਲਿਖਿਆ ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ ਭਰੀਐ ਮਤ ਪਾਪਾਂ ਕੈ ਸੰਗ ਮਹਾਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋਸ਼ ਤੋਤਾ ਲਿਵ ਲੱਗੀ ਤਿਸਤੋ ਤਿਉ ਨਿਤ ਪੜਾਏ ਕਰੇ ਅਸੋਤਾ ਪਤ ਤੂ ਉਦਾਹਰਨ RAM ਨਾਮ ਉਹ ਧੋਪੈ ਨਾਮੈ ਕੈ ਰੰਗ ਪਤ ਤੂ ਉਦਾਹਰਨ RAM ਨਾਮ ਦੁਰਮਤ ਪਾਪ ਕਲੇਵਰ ਕਲੇਵਰ ਦਰ ਤੇ ਬੌਡੀ ਭਰਿਆ ਹੱਥ ਪੈਰ ਤੰਦੇ ਦੁਰਮਤ ਪਾਪ ਕਲੇਵਰ ਧੋਤਾ ਜਿਹੜਾ ਸਰੀਰ ਜਿਹੜੀ ਦੇ ਪਾਪਾਂ ਨਾਲ ਭਰੀ ਪਈ ਸੀ ਰੱਬ ਨੇ ਨਾਮ ਨੇ ਉਹਦੇ ਪਾਪੀ ਸਰੀਰ ਨੂੰ ਧੋ ਕੇ ਨਿਰਮਲ ਕਰ ਦਿੱਤਾ ਕਿੰਨਾ ਕੀਤਾ ਜੀ ਇਹ ਫਿਰ ਬਾਣੀ ਦੱਸਦੀ ਹੈ ਕਈ ਵਾਰੀ ਜਿੰਨੂੰ ਅਸੀਂ ਬਹੁਤ ਮੁਹੱਬਤ ਕਰੀਏ ਨਾ ਉਹਨੂੰ ਬਾਡੀ ਦੇ ਅੰਗਾਂ ਨਾਲ ਤਸ਼ਵੀਰ ਤੁਲਨਾ ਦੇਣ ਲੱਗ ਪੈਂਦੇ ਤੂੰ ਮੇਰੇ ਸੀਨੇ 'ਚ ਰਹਿਣਾ ਤੁਹਾਡਾ ਹੁਕਮ ਸਿਰ ਮੱਥੇ ਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਲੋਕ ਪਾਪਣ ਕਹਿੰਦੇ ਸਨ ਰੱਬ ਨੇ ਆਪਣੀਆਂ ਅੱਖਾਂ ਦੀ ਪੁਤਲੀ ਬਣਾ ਕੇ ਪਿਆਰ ਕੀਤਾ ਸੁਆ ਪੜਾਵਤ ਗਨਕਾ ਤਰੀ ਸੋਹਰ ਨੈਨੋ ਕੀ ਪੁਤਰੀ ਮੇਰੀ ਬੇਨਤੀ ਹੈ ਜੀ ਗੁਰੂ ਜੀ ਅੱਜ ਕਹਿ ਰਿਹਾ ਪਾਪ ਹੋ ਗਿਆ ਪਰ ਚੇਤੇ ਰੱਖ ਇਹ ਨਹੀਂ ਤੇਰੇ ਲਈ ਕਿਸ ਤਰੀਕਾ ਹੈ ਕਿਉਂਕਿ ਸਾਰੇ ਪ੍ਰਕਰਨ ਤੋਂ ਬਾਅਦ ਕਿਤੇ ਸਾਡੀ ਸੁਰਤ ਦੋਲ ਕੇ ਡੁੱਬਦਾ ਚ ਨਾ ਪੈ ਜਾਏ ਇੱਥੇ ਪਾਪੀ ਬੜੇ ਸੀ ਉਹਨਾਂ ਜੀ ਮਹਾਰਾਜ ਕਹਿੰਦੇ ਨਹੀਂ ਨਹੀਂ ਇੱਕ ਤਰੀਕਾ ਹੈ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਅੱਗੇ ਫਿਰ ਗੁਰੂ ਜੀ ਕਹਿੰਦੇ ਨੇ ਜਿਹੜੇ ਇਹ ਕਹਿੰਦੇ ਆ ਜੀ ਪੁੰਨ ਕੋਈ ਨਹੀਂ ਹੁੰਦਾ ਪਾਪ ਕੋਈ ਨਹੀਂ ਹੁੰਦਾ ਇਹ ਕਹਿੰਦੇ ਆ ਨਾ ਜੇ ਕੋਈ ਸੇਵਾ ਕਰਦਾ ਤਾਂ ਕਿਹੜਾ ਫਾਇਦਾ ਜੀ ਰੈਸਟੋਰੈਂਟ 'ਚ ਵੀ ਲੋਕੀ ਭਾਂਡੇ ਮਾਂਜੀ ਜਾਂਦੇ ਆ ਤੁਸੀਂ ਗੁਰਦੁਆਰੇ ਜੋੜੇ ਚੜਦੇ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਗੁਰਦੁਆਰੇ ਜੋੜੇ ਝਾੜਦੇ ਲੋਕੀ ਸਟੋਰਾਂ ਤੇ ਬੂਟਾਂ ਦੀ ਦੁਕਾਨ ਤੇ ਕੰਮ ਕਰਦੇ ਆ ਗੁਰੂ ਕਹਿੰਦੇ ਨੇ ਲੋਕਾਂ ਨੂੰ ਵਰਗ ਨਾ ਲਾ ਪੁੰਨੀ ਪਾਪੀ ਆਖਣ ਨਾਹੇ ਪੁੰਨ ਔਰ ਪਾਪ ਇਹ ਪੁੰਨੀ ਦਾ ਅਰਥ ਇੱਕ ਵਚਨ 'ਚ ਨਹੀਂ ਕਰਾਂਗੇ ਪੁੰਨ ਕੀਤੇ ਹੋਏ ਪਾਪੀ ਪੁੰਨ ਔਰ ਪਾਪ ਕੇਵਲ ਸ਼ਬਦਾਵਲੀ ਨਹੀਂ ਆਖਣ ਨਾਹੇ ਆਖਣ ਦਰਤੇ ਅਖਾਣ ਮੁਹਾਵਰਾ ਇਹ ਕੇਵਲ ਤੇਰੇ ਡਰਾਮ ਨੇ ਨਹੀਂ ਰੱਖਿਆ ਪੁੰਨ ਵੀ ਹੁੰਦਾ ਤੇ ਪਾਪ ਵੀ ਹੁੰਦਾ ਹੈ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਜੋ ਤੂੰ ਕਰ ਰਿਹਾ ਹੈ ਦਿਨ ਰਾਤ ਕਰ ਰਿਹਾ ਕਰ ਕਰ ਕਰਨਾ ਜੋ ਤੂੰ ਕਰ ਚੁੱਕਾ ਹੈ ਮਹਾਰਾਜ ਕਹਿੰਦੇ ਲਿਖ ਲੈ ਜਾਹੋ ਫਿਰ ਦੇਖ ਉਹ ਲਿਖਿਆ ਜਾ ਰਿਹਾ ਹੈ ਤੇ ਜਿੱਦਨ ਤੂੰ ਤੁਰਨਾ ਕੱਪੜੇ ਨਹੀਂ ਜਾਣੇ ਸਰੀਰ ਨਹੀਂ ਜਾਣਾ ਜਿਹੜੇ ਤੇਰੇ ਧੁਰ ਅੰਦਰ ਸੰਸਕਾਰ ਚੰਗੇ ਮੰਦੇ ਲਿਖੇ ਇਹ ਗੁਣ ਜਾਂ ਉਗਣ ਬਣ ਕੇ ਅੱਗੇ ਜਾਣਗੇ ਮੈਂ ਇਸ ਕਰਕੇ ਕਹਾਂਗਾ ਵੀ ਇਹ ਭੁਲੇਖਾ ਸੁਣ ਕੇ ਕੱਢ ਦਿਓ ਵੀ ਕੋਈ ਲੇਖਾ ਨਹੀਂ ਜੇ ਕੋਈ ਪੁੰਨ ਨਹੀਂ ਕੋਈ ਪਾਪ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਖੈ ਸਭ ਕੁਝ ਪਰ ਗੁਰੂ ਇੰਨਾ ਵੱਡਾ ਜਦੋਂ ਵਿੱਚ ਇਹ ਖਲੋਜਾ ਸਭ ਕੁਝ ਫੂਕ ਕੇ ਰੱਖ ਦਿੰਦਾ ਘੋਰ ਦੁੱਖਿਆਂ ਅਨਖਾਤਿਆਂ ਜਨਮ ਦਰਿਦਰੰਗ ਮਾਂ ਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਭਸਮ ਕਰੋਤ ਏਡੀਆਂ ਵੱਡੀਆਂ ਲੱਕੜਾਂ ਤੇ ਇੱਕ ਆਇਆ ਉਹਨੇ ਕਿਹਾ ਛੱਡੋ ਪਰਾਂ ਵੱਡੀਆਂ ਨੇ ਤਾਂ ਕਿ ਇੱਕ ਤੀਲੀ ਲਾਈ ਸਾਰੀਆਂ ਫੂਕ ਦਿੱਤੀਆਂ ਕਰੋੜਾਂ ਜਨਮਾਂ ਦੇ ਪਾਪ ਮੇਰਾ ਬਾਬਾ ਨਾਨਕ ਆਇਆ ਕਹਿੰਦਾ ਤੂੰ ਆ ਗਏ ਲਿਆ ਨਾਮ ਦੀ ਚਿੰਗ ਲਾਵੇਂ ਪਹਿਲਾਂ ਸਾਰੇ ਫੂਕ ਲਾਵਾਂ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਹੈ ਇਹ ਆਖਣ ਨਾ ਕੇਵਲ ਅਖਾਨ ਨਹੀਂ ਮੈਂ ਇੱਕ ਦਿਨ ਕਿਹਾ ਸੀ ਕੋਈ ਖਾਲੀ ਨਹੀਂ ਜਾਂਦਾ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ ਕਰਮੀ ਆਪੋ ਆਪਣੀ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਇਹ ਅਖਾਨ ਨਹੀਂ ਇਹ ਸੱਚ ਹੈ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਓ ਜੋ ਬੀਜਿਆ ਖਾਣਾ ਨਹੀਂ ਹਾਂ ਇੱਕ ਮੈਂ ਬੇਨਤੀ ਤੇ ਹੋਰ ਕਰਾਂ ਥੋੜੀ ਜੀ ਜਿਹੜਾ ਬੀਜਦਾ ਉਹ ਕੱਟੇ ਮੰਨ ਲਓ ਜ਼ਿਮੀਦਾਰ ਨੇ ਜੋ ਬੀਜਿਆ ਕੱਟਣਾ ਹੈ ਖਾਣਾ ਪੈਣਾ ਪਰ ਗੁਰ ਪ੍ਰਸਾਦ ਐਸਾ ਕਈ ਵਾਰੀ ਬੀਜਿਆ ਕੁਝ ਹੁੰਦਾ ਖਾਣ ਵੇਲੇ ਬਦਲ ਦਿੰਦਾ ਉਹ ਬਖਸ਼ਿਸ਼ ਵਰਤਾਂਦਾ ਆਪੇ ਬੀਜ ਆਪੇ ਹੀ ਖਾਓ ਫਿਰ ਪਹਿਲੀ ਤੁਕ ਤੇ ਲੈ ਆਏ ਹੁਕਮ ਰਜਾਈ ਚੱਲਣਾ ਮੈਂ ਕਿਹਾ ਸੀ ਸਾਰੀ ਗੱਲ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਜੋ ਬੀਜਿਆ ਉਹ ਤੂੰ ਖਾਏਗਾ ਵੱਡੇਗਾ ਮਹਾਰਾਜ ਕਹਿੰਦੇ ਜੈਸਾ ਬੀਜੈ ਸੋ ਲੁਣਾ ਫਿਰ ਉਹਦਾ ਹੁਕਮ ਤਾਂ ਫਿਰ ਲੈ ਆਂਦਾ ਉਹਦਾ ਹੁਕਮ ਹੀ ਆਵਾ ਕੌਣ ਫਿਰ ਨਾਨਕ ਹੁਕਮੀ ਆਵੋ ਜਾਹੋ ਆਉਣਾ ਤੇ ਜਾਣਾ ਜੰਮਣਾ ਤੇ ਮਰਨਾ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਬੇਅੰਤ ਪੁੱਲਾ ਹੋਈਆਂ ਨੇ ਅਗਲੇ ਪ੍ਰਕਰਨ ਨੂੰ ਕੱਲ ਸ਼ਾਮ ਨੂੰ ਜਿਵੇਂ ਭਾਈ ਸਾਹਿਬ ਜੀ ਨੇ ਕਿਹਾ ਹੈ ਕਿ ਆਪਾਂ ਸੋ ਐਤਵਾਰ ਤੋਂ ਗੁਰਮਖੋ ਤੇ ਕਿਉਂਕਿ ਇਸ ਵੀਰਵਾਰ ਤੱਕ ਗੁਰੂ ਸਾਹਿਬ ਮੇਰ ਕਰਨ ਧੰਨ ਗੁਰੂ ਨਾਨਕ ਸਾਹਿਬ ਸਾਡੀ ਚੋਲੀ 'ਚ ਖੈਰ ਪਾਣ ਜੋ ਬਾਬਾ ਜੀ ਅਰਥ ਕੀਤੇ ਨੇ ਇਹ ਅਰਥਾਂ ਦਾ ਵੀ ਦਾਵਾ ਨਹੀਂ ਇਹ ਵੀ ਕਿਤੇ ਸਿਰ ਤੇ ਭਾਰ ਨਾ ਹੋ ਜਾਏ ਸਤਿਗੁਰੂ ਤੁਸੀਂ ਬਖਸ਼ ਦੇ ਆਜੇ